ਸੁਨੋ ਵਿਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਤਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਰਾਵਣ ਹਰੇ ਰਬ ਜੀਓ ਖਸਮਾਂ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਸੁਣੀ ਪੁਕਾਰ ਸਮਰਤ ਸੁਆਮੀ ਸੁਣੀ ਪੁਕਾਰ ਸਮਰਤ ਸੁਆਮੀ ਬੰਦਨ ਕਾਟ ਸਵਾਰੇ ਪਹਿਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ਸੁਨੋ ਬੇਨਤੀ ਠਾਕੁਰ ਮੇਰੇ ਜੀ ਜਨ ਤੇਰੇ ਧਾਰੇ ਪ੍ਰਭ ਡੋਰੀ ਹਾਥ ਤੁਮਾਰੇ ਡੋਰੀ ਹਾਥ ਤੁਮਾਰੇ ਡੋਰੀ ਹਾਥ ਤੁਮਾਰੇ ਅਬ ਡੋਰੀ ਹੱਥ ਤੋਂ ਮਾਰ ਹਰੀ ਨਾਮ दास तुम्हारे प्रभ डोरी हाथ तुम्हारे प्रभ डोरी हाथ तुम्हारे ਵਟੋਰੀ ਹਾਰ ਅਬ ਅਵਟੋਰੀ ਹਾਰ ਤੁਮਾਰੇ ਅਵਟੋਰੀ ਆਖ ਤੁਮਾਰ ਤੇਰੇ ਥਾਂ ਹੁਕਮਾਂ ਦੇ ਸਭ ਤੋਂ ਸਭ ਤੋਰੀ ਮੇਰੇ ਕੋ ਪ੍ਰਭ ਢੋਰੀ ਗੁਰੂ ਜਪੋ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੋ ਦੀ ਸਹਿ ਲੋਗ ਤਿਨ ਕਉ ਵਿਆਪੈ ਰੋ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵ ਲਈ ਭੂਮੀਆਂ ਭੂਮ ਉਪਰ ਨਿਤ ਲੂਜੈ ਛੋੜ ਚੱਲੇ ਤ੍ਰਿਸ਼ਨਾ ਨਹੀਂ ਬੂਝੈ ਕਹੋ ਨਾਨਕ ਤਤ ਵਿਚਾਰਾ ਕਹੋ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਾਹੀ ਛੁਟਕਾਰਾ ਨਹੀਂ ਛੁਟਕਾਰਾ ਬਿਨਹਾਰ ਭਜਨ ਨਹੀਂ ਛੁਟਕਾਰਾ ਬਿਨਹਾਰ ਭਜਨ ਨਹੀਂ ਛੁਟਕਾਰਾ ਬਿਨਹਾਰ ਭਜਨ ਨਹੀਂ ਛੁਟਕਾਰਾ ਬਿਨਹਾਰ ਭਜਨ ਨਹੀਂ ਨਹੀਂ ਸੁਟਵਾਰਾ ਬਿਨ ਹਰ ਭਜਨ ਨਹੀਂ ਸੁਟਵਾਰਾ ਬਿਨ ਹਰ ਭਜਨ ਨਹੀਂ ਸੁਟਕਾਰਾ ਬਿਨ ਹਰ ਭਜਨ ਨਹੀਂ ਸੁਟਕਾਰਾ ਬਿਨ ਹਰ ਭਜਨ ਨਹੀਂ ਸੁਟਕਾਰਾ ਬਿਨ ਹਰ ਪਰ ਨਾਹੀ ਛੁਟਕਾਰਾ ਬਿਨ ਹਰ ਪਰ ਨਾਹੀ ਛੁਟਕਾਰਾ ਬਿਨ ਹਰ ਪਰ ਨਾਹੀ ਛੁਟਕਾਰਾ ਬਿਨ ਹਰ ਪਰ ਕਹੋ ਨਾਨਕ ਇਹ ਤਤ ਵਿਚਾਰਾ ਇਹ ਸਿਰੇ ਦੀ ਵਿਚਾਰ ਹੈ ਸਿਰੇ ਦੀ ਕਹੋ ਨਾਨਕ ਇਹ ਤਤ ਵਿਚਾਰਾ ਇਹ ਤਤ ਹੈ ਨਿਚੋੜ ਹੈ ਗੁਰੂ ਜੀ ਕਹਿੰਦੇ ਨਿਚੋੜ ਕੀ ਹੈ ਜੀ ਗੁਰੂ ਸਾਹਿਬ ਜੀ ਦੱਸੋ ਫਿਰ ਨਿਚੋੜ ਹੈ ਕਿ ਇਹ ਤਤ ਹੈ ਕੀ ਹੈ ਕਹਿੰਦੇ ਬਿਨ ਹਰ ਭਜਨ ਨਹੀਂ ਛੁਟਕਾਰਾ ਆ ਨਿਚੋੜ ਹੈ ਸਭ ਤੋਂ ਪਹਿਲਾਂ ਰਸਨਾ ਸਫਲ ਕਰੀਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਲਾਸਟ ਦੀਵਾਨ ਵਿੱਚ ਹਾਜ਼ਰੀ ਕਰ ਰਹੇ ਹਾਂ ਮੱਥਾ ਟੇਕਣ ਵਾਲਿਆਂ ਨੂੰ ਬੇਨਤੀ ਹੈ ਜੀ ਜਲਦੀ ਜਲਦੀ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਸੱਜ ਜਾਓ ਜਿੰਨੇ ਕੁ ਪੰਡਾਲ ਵਿੱਚ ਬੈਠੇ ਹੋ ਜੀ ਤੁਹਾਨੂੰ ਸਾਰਿਆਂ ਨੂੰ ਹੀ ਬੇਨਤੀ ਹੈ ਕੱਲ ਵੀ ਬਾਰ-ਬਾਰ ਬੇਨਤੀ ਕਰਨੀ ਪਈ ਸੀ ਬਈ ਹਿਲਜੁਲ ਨਾ ਹੋਵੇ ਤੇ ਅੱਜ ਵੀ ਬੇਨਤੀ ਪਹਿਲਾਂ ਹੀ ਕਰਦੇ ਆਂ ਕਿ ਕੋਸ਼ਿਸ਼ ਕਰੋ ਕੁਝ ਸਮਾਂ ਰਲ ਮਿਲ ਕੇ ਸਤ ਸੰਗਤ ਵਿੱਚ ਬੈਠਿਆ ਜਾਏ ਸੁਣਿਆ ਜਾਏ ਭਲਾ ਕਿਦਾ ਹੁੰਦਾ ਜੀ ਨਾਨਕ ਭਗਤਾਂ ਸਦਾ ਭਗਤ ਹਮੇਸ਼ਾ ਖੇੜੇ 'ਚ ਰਹਿੰਦੇ ਆ ਭਗਤਾਂ ਦੀ ਕੋਈ ਵੱਖਰੀ ਪੋਸ਼ਾਕ ਨਹੀਂ ਹੁੰਦੀ ਭਗਤਾਂ ਦੀ ਕੋਈ ਵੱਖਰੀ ਪੋਸ਼ਾਕ ਨਹੀਂ ਹੁੰਦੀ ਜ਼ਰੂਰੀ ਨਹੀਂ ਉਹ ਚੋਲਾ ਪਾਉਂਦੇ ਹੋਣਗੇ ਜ਼ਰੂਰੀ ਨਹੀਂ ਕੋਈ ਖਾਸ ਪਛਾਣ ਨਹੀਂ ਭਗਤ ਜਿਹੜਾ ਮਤਲਬ ਅੰਦਰ ਦੀ ਅਵਸਥਾ ਹੈ ਭਗਤ ਬਾਹਰ ਦਾ ਤਨ ਦੀ ਖੇਡ ਨਹੀਂ ਮਨ ਦੀ ਗੱਲ ਹੈ ਉਹ ਹਮੇਸ਼ਾ ਖੇੜੇ ਵਿੱਚ ਰਹਿੰਦੇ ਐ ਕਿਉਂ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਜਿਹੜੇ ਸੁਣਦੇ ਐ ਤੇ ਸੁਣਨਾ ਕੀ ਹੈ ਜੀ ਦੁੱਖ ਰੋਗ ਸੰਤਾਪ ਪੁੱਤਰੇ ਕਿਵੇਂ ਸੁਣੀ ਸੱਚੀ ਬਾਣੀ ਬਾਣੀ ਨੂੰ ਸੁਣਨਾ ਬਾਣੀ ਨੂੰ ਸੁਣਨਾ ਤੇ ਸੁਣ ਕੇ ਕਮਾਉਣਾ ਹੈ ਸੁਨਤ ਕਮਾਵਤ ਹੋਤ ਉਧਾਰ ਆਪ ਤਰੇ ਲੋਕੈ ਦਿਸਦਾ ਹੋਰਾਂ ਦਾ ਵੀ ਭਲਾ ਕਰ ਸਕਦਾ ਜਿਹੜਾ ਸੁਣੇ ਤੇ ਕਮਾਵੇ ਸੁਣ ਕੇ ਕਮਾਉਣਾ ਬੜਾ ਲਾਜ਼ਮੀ ਹੁੰਦਾ ਹੈ ਜਿਹੜੇ ਬੰਦੇ ਨੇ ਸੁਣ ਕੇ ਅਣਸੁਣਿਆ ਕਰ ਦਿੱਤਾ ਭਾਵ ਕੇ ਮੁੜ ਕੇ ਕਮਾਇਆ ਨਹੀਂ ਜਿਹੋ ਜਿਹਾ ਸੁਣਿਆ ਜਿਹੋ ਜਿਹਾ ਨਾ ਸੁਣਿਆ ਇੱਕ ਬਰਾਬਰ ਹੀ ਹੋ ਗਿਆ ਹੁਣ ਵੇਖੋ ਪਿਓ ਆਪਣੇ ਪੁੱਤਰ ਨੂੰ ਕਹਿੰਦਾ ਤੂੰ ਜਾਈ ਦਿੱਲੀ ਆ ਕੰਮ ਕਰਕੇ ਆਈ ਉਹਨੇ ਕੰਮ ਕੀਤਾ ਨਹੀਂ ਤੇ ਦੋ ਦਿਨਾਂ ਬਾਅਦ ਫਿਰ ਪਿਓ ਕੀ ਕਹਿੰਦਾ ਮੈਨੂੰ ਲੱਗਦਾ ਤੂੰ ਮੇਰੀ ਗੱਲ ਸੁਣੀ ਨਹੀਂ ਸੀ ਜੇ ਤੂੰ ਕੰਮ ਨਹੀਂ ਕੀਤਾ ਇਹਦਾ ਮਤਲਬ ਇਹਦਾ ਅਰਥ ਇਹ ਬਣਿਆ ਵੀ ਇਹਦਾ ਮਤਲਬ ਤੂੰ ਮੇਰੀ ਗੱਲ ਸੁਣੀ ਨਹੀਂ ਸੀ ਜੇ ਤੇ ਕੀਤਾ ਹੈ ਫਿਰ ਤੇ ਸੁਣ ਲਿਆ ਜੇ ਕੀਤਾ ਹੀ ਨਹੀਂ ਤੇ ਫਿਰ ਸੁਣਿਆ ਹੀ ਨਹੀਂ ਜੇ ਅਸੀਂ ਉਹ ਜੋ ਸੁਣ ਰਹੇ ਆ ਉਹਨੂੰ ਕਰਦੇ ਨਹੀਂ ਫਿਰ ਸੁਣੇ ਦਾ ਤੇ ਕੋਈ ਲਾਭ ਹੀ ਨਹੀਂ ਨਾ ਹੁੰਦਾ ਸੁਣੇ ਦਾ ਕੀ ਲਾਭ ਜੇ ਸੁਣ ਕੇ ਕਮਾ ਲਿਆ ਜਾਵੇ ਮੰਨ ਲਿਆ ਜਾਵੇ ਫੇਰ ਹੀ ਲਾਭ ਹੈ ਜਿਹੜੇ ਬੰਦੇ ਨੇ ਸਿਰਫ ਸੁਣਨ ਤੱਕ ਹੀ ਖੜ ਜਾਣਾ ਹੈ ਮੁੜ ਕੇ ਕਮਾਉਣਾ ਹੀ ਨਹੀਂ ਫਿਰ ਆਪਾਂ ਨੂੰ ਕਹਿਣਾ ਹੀ ਪਏਗਾ ਇੱਕ ਨਾ ਕਿਤੇ ਵੀ ਇਹਦਾ ਮਤਲਬ ਇਹ ਹੈ ਵੀ ਤੂੰ ਸਾਰੀ ਜ਼ਿੰਦਗੀ ਸੁਣਿਆ ਹੀ ਨਹੀਂ ਜਦੋਂ ਤੂੰ ਮੰਨਿਆ ਨਹੀਂ ਤੇ ਫਿਰ ਤੂੰ ਕੀ ਸੁਣਿਆ ਜੇ ਮੰਨ ਲੈਂਦੋ ਫਿਰ ਅਸੀਂ ਕਹਿੰਦੇ ਵੀ ਤੂੰ ਸੁਣਿਆ ਇਸ ਕਰਕੇ ਸੁਣਿਆ ਉਹਨਾਂ ਦਾ ਹੀ ਪ੍ਰਵਾਨ ਹੈ ਜਿਨ੍ਹਾਂ ਨੇ ਮੰਨ ਲੈਣਾ ਜਿਨ੍ਹਾਂ ਨੇ ਮੰਨਣਾ ਨਹੀਂ ਉਹਨਾਂ ਦਾ ਸੁਣਿਆ ਨਾ ਸੁਣਿਆ ਇੱਕ ਬਰਾਬਰ ਹੈ ਇਹ ਕਲੀਅਰ ਹੈ ਗੱਲ ਸਾਡੇ ਬੰਦੇ ਬੜੇ ਐਵੇਂ ਹੀ ਚੋਪੜੀਆਂ ਚੋਪੜੀਆਂ ਗੱਲਾਂ ਕਰਦੇ ਕਹਿਣਗੇ ਪੁੰਨਾ ਚ ਵਾਧਾ ਹੋ ਰਿਹਾ ਜੀ ਸਾਰੀ ਰਾਤ ਜਾਗ ਰਹੇ ਹੋ ਜੀ ਤੁਸੀਂ ਇੱਥੇ ਬੈਠੇ ਹੋ ਜੀ ਤੁਹਾਡਾ ਤੇ ਬਕੁੰਠ ਚ ਮਿਲ ਜਾਣਾ ਜੀ ਭਲਾ ਹੋ ਜਾਣਾ ਜੀ ਤੁਹਾਡਾ ਐ ਕਿਵੇਂ ਹੋ ਜਾਣਾ ਪੁੰਨ ਬਣਾ ਰਹੇ ਪੁੰਨ ਵਧਾ ਲਓ ਜੀ ਜਿੰਨਾ ਟਾਈਮ ਬੈਠੋਗੇ ਪੁੰਨ ਬਣ ਰਹੇ ਨੇ ਤੁਹਾਡੇ ਐਦਾਂ ਕਹਿੰਦੇ ਆ ਕਿ ਪੁੰਨ ਪਾਪ ਫਿਜ਼ੀਕਲੀ ਨਹੀਂ ਹੁੰਦਾ ਸਰੀਰ ਕਰਕੇ ਅਸੀਂ ਕੀ ਕਰਦੇ ਆ ਪੁੰਨ ਪਾਪ ਇੱਥੇ ਨਹੀਂ ਖੜਾ ਪੁੰਨ ਪਾਪ ਹੈ ਸਾਡੀ ਸੋਚ ਕੀ ਹੈ ਜੇ ਫਿਜ਼ੀਕਲੀ ਪੁੰਨ ਪਾਪ ਹੋਏਗਾ ਫਿਰ ਤੇ ਬੜੇ ਔਖੇ ਹੋ ਜਾਾਂਗੇ ਪਿਆਰਿਓ ਜਰਾ ਬੋਲ ਕੇ ਦੱਸੋ ਮੈਨੂੰ ਜਰਾ ਹੌਸਲਾ ਜਿਹਾ ਹੁੰਦਾ ਜਦੋਂ ਕੈਂਪ ਸੁਣਦੇ ਹੋ ਦੱਸਿਓ ਭਲਾ ਪੁੰਨ ਪਾਪ ਸਰੀਰ ਦੇ ਤਲ ਤੇ ਹੁੰਦਾ ਹੈ ਕਿ ਮਨ ਦੇ ਤਲ ਤੇ ਮਨ ਦੇ ਤਲ ਤੇ ਜੇ ਸਰੀਰ ਦੇ ਤਲ ਤੇ ਪੁੰਨ ਪਾਪ ਹੋਣ ਲੱਗ ਗਿਆ ਬੜੇ ਕਸੂਤੇ ਫਸਾਂਗੇ ਜੇ ਸਰੀਰ ਦੇ ਤਲ ਤੇ ਕਿਉਂ ਕਿਉਂਕਿ ਫਿਰ ਤੇ ਪਤਾ ਹੀ ਨਹੀਂ ਕਿੰਨੇ ਕਿ ਜੀਵਾਂ ਨੂੰ ਇੱਕ ਦਿਨ ਵਿੱਚ ਆਪਾਂ ਤੁਰੇ ਜਾਂਦੇ ਹੀ ਮਾਰ ਦਿੰਨੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿੰਨੇ ਕਿ ਜੀਵਾਂ ਨੂੰ ਅਸੀਂ ਤੁਰੇ ਜਾਂਦੇ ਹੀ ਮਾਰ ਦਿੰਨੇ ਆ ਫਿਰ ਤੇ ਬੜੇ ਕਸੂਤੇ ਫਸਾਂਗੇ ਜੇ ਫਿਜ਼ੀਕਲੀ ਪਾਪ ਪੁੰਨ ਤੁਸੀਂ ਕਹਿਤਾ ਫਿਰ ਚੂਹਾ ਮਾਰ ਕੇ ਵਿਖਾਈ ਤੇਰੇ ਘਰ 'ਚ ਫਿਰ ਮੱਖੀ ਮਾਰ ਕੇ ਵਿਖਾਈ ਫਿਰ ਸਪਰੇਅ ਕਰਕੇ ਵਿਖਾਈ ਖੇਤ 'ਚ ਅਹਿੰਸਾ ਪਰਮੋ ਧਰਮਾ ਕਹਿੰਦੇ ਨਹੀਂ ਅਹਿੰਸਾ ਨਹੀਂ ਕਰਨੀ ਅਹਿੰਸਾ ਮਨ ਦੇ ਤਲ ਤੇ ਹੁੰਦੀ ਏ ਬਾਹਰ ਦੇ ਤਲ ਤੇ ਜੇ ਫਸ ਜਾਗੇ ਬੜੇ ਕਸੂਤੇ ਬੜੇ ਔਖੇ ਫਸ ਜਾਗੇ ਸਾਡੇ ਗੁਰੂ ਜੀ ਨੇ ਜੋ ਸਾਨੂੰ ਸਿਧਾਂਤ ਦਿੱਤਾ ਹੈ ਇਹਨਾਂ ਨੁਕਤਿਆਂ ਨੂੰ ਸਮਝਣ ਦੀ ਖੇਚਲ ਕਰੋ ਬੜੇ ਕਮਾਲ ਦੇ ਨੁਕਤੇ ਨੇ ਬੜੇ ਵੱਡੇ ਵੱਡੇ ਸਵਾਲ ਨੇ ਸਾਡੇ ਅੰਦਰ ਜਿਹੜੇ ਪੈਦਾ ਹੁੰਦੇ ਆ ਜੇ ਕਿਤੇ ਇਹਨਾਂ ਸਵਾਲਾਂ ਨੂੰ ਗੁਰਬਾਣੀ ਦੇ ਜ਼ਰੀਏ ਸਮਝਣ ਦੀ ਕੋਸ਼ਿਸ਼ ਕਰੀਏ ਹਰ ਗੱਲ ਦਾ ਜਵਾਬ ਪਿਆ ਪਰ ਜੇ ਟਿਕ ਕੇ ਸੁਣ ਸਕੀਏ ਤਾਂ ਜੇ ਟਾਈਮ ਕੱਢ ਸਕਦੇ ਹੋਈਏ ਕਿਹੜਾ ਸਵਾਲ ਹੈ ਤੇਰਾ ਜਿਹਦਾ ਜਵਾਬ ਨਹੀਂ ਮਿਲਦਾ ਗੁਰੂ ਗ੍ਰੰਥ ਸਾਹਿਬ ਜੀ ਸਾਡੀ ਬਦਕਿਸਮਤੀ ਹੈ ਵੀ ਤੁਰਿਆ ਫਿਰਦਾ ਕਈ ਬੰਦੇ ਧਰਮ ਤੋਂ ਆਕੀ ਹੋ ਕੇ ਰੱਬ ਐਵੇਂ ਰੱਬ ਦੀਆਂ ਗੱਲਾਂ ਧਰਮ ਹੁੰਦਾ ਹੀ ਨਹੀਂ ਤੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਹਿਲਾਂ ਸਾਰਾ ਕੁਝ ਜਾਣ ਲੈ ਫਿਰ ਕਹੀਂ ਵੀ ਹੁੰਦਾ ਨਹੀਂ ਨਾ ਤੈਨੂੰ ਕੋਈ ਜਵਾਬ ਦੇ ਸਕੇ ਫਿਰ ਬੋਲੀ ਗੁਰੂ ਪੂਰਾ ਹੈ ਕਿ ਅਧੂਰਾ ਹੈ ਪਹਿਲਾਂ ਵੇਖ ਤੇ ਲੈ ਸਮਝ ਤੇ ਲੈ ਪਹਿਲਾਂ ਕਦੇ ਰਮਾਲਾ ਚੁੱਕ ਕੇ ਵੇਖ ਤੇ ਸਹੀ ਇਹਨਾਂ ਨੂੰ ਪੁੱਛ ਵੀ ਮਹਾਰਾਜ ਤੁਸੀਂ ਦੱਸੋ ਇਹਦਾ ਜਵਾਬ ਤੁਸੀਂ ਦਿਓ ਸਾਡੇ ਵਰਗਿਆਂ ਨੇ ਜਵਾਬ ਨਹੀਂ ਜੀ ਦੇਣੇ ਸਾਡੇ ਵਰਗੇ ਤੇ ਦੋਗਲੇ ਬੰਦੇ ਐ ਗੋਲ-ਮੋਲ ਗੱਲਾਂ ਕਰਦੇ ਆ ਸਾਰੇ ਹੀ ਸਹੀ ਗੱਲ ਨਹੀਂ ਕਰਨਗੇ ਕਦੇ ਪਰ ਗੁਰੂ ਗ੍ਰੰਥ ਸਾਹਿਬ ਗੋਲ-ਮੋਲ ਗੱਲ ਨਹੀਂ ਕਰਦੇ ਕਲੀਅਰ ਸਟੈਂਡ ਹੈ ਉਹਨਾਂ ਦਾ ਹਰ ਪੱਖ ਤੇ ਹਰ ਪੱਖ ਤੇ ਕਲੀਅਰ ਨੇ ਗੁਰੂ ਗ੍ਰੰਥ ਸਾਹਿਬ ਜਿਹੜਾ ਮਰਜ਼ੀ ਸਵਾਲ ਤੁਸੀਂ ਇਹਨਾਂ ਨੂੰ ਪੁੱਛੋ ਤੁਸੀਂ ਦੱਸੋ ਕਿਰਪਾ ਕਰਕੇ ਇਸ ਗੱਲ ਨੂੰ ਸਮਝੋ ਵੀ ਪਾਪ ਪੁੰਨ ਫਿਜ਼ੀਕਲੀ ਨਹੀਂ ਹੁੰਦਾ ਪਾਪ ਪੁੰਨ ਇੰਟੈਂਸ਼ਨ ਕੀ ਹੈ ਤੇਰੀ ਉਸ ਵੇਲੇ ਤੇਰੇ ਮਨ ਵਿੱਚ ਕੀ ਚੱਲਦਾ ਹੈ ਚੂਹਾ ਮਾਰਨ ਵੇਲੇ ਤੇਰੇ ਮਨ ਵਿੱਚ ਕੀ ਚੱਲਦਾ ਹੈ ਸਪਰੇਅ ਕਰਨ ਵੇਲੇ ਤੇਰੇ ਮਨ ਵਿੱਚ ਕੀ ਚੱਲਦਾ ਹੈ ਸਾਰੀ ਦੀ ਸਾਰੀ ਜਿਹੜਾ ਧਰਮ ਜਗ ਧਰਮ ਦਾ ਜਿਹੜਾ ਮਾਰਗ ਹੈ ਇਹ ਸਾਰੇ ਦਾ ਸਾਰਾ ਮਨ ਤੇ ਖੜਾ ਹੈ ਸਾਡੇ ਮਾਫ ਕਰਨਾ ਅਸੀਂ ਅਸੀਂ ਕਮਲਿਆਂ ਨੇ ਇਹਨੂੰ ਸਾਰੇ ਦਾ ਸਾਰਾ ਫਿਜ਼ੀਕਲ ਬਣਾ ਲਿਆ ਇਹਨੂੰ ਸਾਰੇ ਦਾ ਸਾਰਾ ਸਰੀਰ ਤੇ ਲਿਆ ਕੇ ਖੜਾ ਕਰ ਲਿਆ ਧਰਮ ਮਨ ਦਾ ਵਿਸ਼ਾ ਹੈ ਨਾ ਕਿ ਤਨ ਦਾ ਬਾਡੀ ਦਾ ਵਿਸ਼ਾ ਹੈ ਮਨ ਦਾ ਵਿਸ਼ਾ ਹੈ ਸਾਰੇ ਦਾ ਸਾਰਾ ਗਿਆਨ ਮਨ ਨੇ ਸੁਣਨਾ ਹੈ ਮਨ ਨੇ ਸਮਝਣਾ ਹੈ ਮਨ ਨੇ ਬਦਲਣਾ ਹੈ ਮਨ ਨੇ ਅੰਮ੍ਰਿਤ ਛਕਣਾ ਹੈ ਫਿਰ ਬਾਹਰੀ ਕਿਰਪਾਨ ਗਾਤਰਾ ਕਿਉਂ ਪਾਉਂਦੇ ਆ ਬਾਹਰ ਖੰਡੇ ਦੀ ਪੌਲ ਕਿਉਂ ਲਾਉਂਦੇ ਇਹ ਸਾਡਾ ਕੌਮੀ ਕਨਸੈਪਟ ਹੈ ਇਹ ਸਾਡਾ ਕੌਮੀ ਕਨਸੈਪਟ ਹੈ ਬਾਹਰੀ ਜਿਹੜਾ ਜੋ ਸਾਡਾ ਅੰਮ੍ਰਿਤ ਛਕਣਾ ਹੈ ਪੰਜ ਪਾਣੀਆਂ ਦਾ ਨਿਤਨੇਮ ਇਹ ਜੋ ਸਾਰਾ ਸਿਸਟਮ ਹੈ ਬਾਹਰੀ ਗਾਤਰਾ ਸ੍ਰੀ ਸਾਹਿਬ ਕਕਾਰ ਦਸਤਾਰ ਇਹ ਸਾਰਾ ਕੁਝ ਜੋ ਹੈ ਇਹ ਸਾਡਾ ਕੌਮੀ ਕਨਸੈਪਟ ਹੈ ਪਰ ਧਰਮ ਮਨ ਦਾ ਵਿਸ਼ਾ ਹੈ ਤੇ ਗੁਰੂ ਗ੍ਰੰਥ ਸਾਹਿਬ ਮਨ ਦੀ ਮਨ ਨਾਲ ਗੱਲ ਕਰਦੇ ਐ ਇਸੇ ਕਰਕੇ ਮਨੁੱਖਤਾ ਦੇ ਗੁਰੂ ਐ ਜਿਹੜਾ ਮਰਜੀ ਪੜ੍ਹ ਲੈ ਜਿਹੜਾ ਮਰਜੀ ਸੁਣ ਲੈ ਸੁਣ ਕੇ ਬਦਲਣਾ ਚਾਹਵੇ ਬਦਲ ਜਾਏ ਜ਼ਰੂਰੀ ਨਹੀਂ ਉਹ ਸਿੱਖ ਹੋਵੇ ਜ਼ਰੂਰੀ ਨਹੀਂ ਉਹ ਕਿਸੇ ਵੀ ਧਰਮ ਦਾ ਮਜ਼ਹਬ ਦਾ ਹੋ ਸਕਦਾ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਇਹ ਸਾਂਝਾ ਉਪਦੇਸ਼ ਮਨ ਦੇ ਤਲ ਤੇ ਹੈ ਮਨ ਦੇ ਤਲ ਤੇ ਕਿਰਪਾ ਕਰਕੇ ਇਹਨਾਂ ਨੁਕਤਿਆਂ ਨੂੰ ਸਮਝਣ ਦੀ ਖੇਚਲ ਕਰੋ ਪਿਆਰ ਵੇਖੋ ਹਾਲਾਂਕਿ ਇਹ ਬੇਸਿਕ ਜੀਆਂ ਗੱਲਾਂ ਨੇ ਜਿੰਨਾ ਚਿਰ ਅਸੀਂ ਇਹਨਾਂ ਪਹਿਲਾਂ ਆ ਸਮਝ ਲਿਓ ਪਾਪ ਪੁੰਨ ਦੀ ਗੱਲ ਬਾਅਦ ਚ ਕਰ ਲੈਂਦੇ ਆ ਥੋੜਾ ਜਿਹਾ ਟਕਾ ਵੀ ਬਣ ਜਾਏਗਾ ਸੰਗਤ ਆ ਰਹੀ ਹੈ ਜੀ ਜਿਹੜਾ ਸਭ ਤੋਂ ਪਹਿਲਾ ਨੁਕਤਾ ਹੈ ਨਾ ਹਾਲਾਂਕਿ ਇਹ ਗੱਲ ਬਹੁਤ ਵਾਰ ਸਟੇਜਾਂ ਤੇ ਦੁਹਰਾਈ ਦੀ ਹੈ ਮਨ ਨੇ ਸੁਣਨਾ ਹੈ ਮਨ ਨੇ ਸਮਝਣਾ ਹੈ ਮਨ ਨੇ ਮੰਨਣਾ ਹੈ ਮਨ ਨੇ ਬਦਲਣਾ ਹੈ ਤੇ ਮਨ ਨੇ ਹੀ ਸ਼ਾਂਤ ਹੋਣਾ ਹੈ ਸਾਰੀ ਦੀ ਸਾਰੀ ਖੇਡ ਮਨ ਤੇ ਹੈ ਮਾਈਂਡ ਦੀ ਖੇਡ ਹੈ ਦਿਮਾਗ ਦੀ ਗੱਲ ਹੈ ਸਾਰੀ ਕੱਲ ਵੀ ਇਸ ਇਸ ਟੌਪਿਕ ਤੇ ਗੱਲ ਮੈਂ ਬਾਰ-ਬਾਰ ਕਰਦਾ ਰਿਹਾ ਵੀ ਸ਼ਬਦ ਗੁਰੂ ਹੈ ਸੁਰਤ ਨੇ ਚੇਲਾ ਬਣਨਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਸਾਡਾ ਮਨ ਸੁਣੇ ਸਮਝੇ ਜੇ ਸਾਡਾ ਮਨ ਸੁਣਦਾ ਸਮਝਦਾ ਨਹੀਂ ਫਿਰ ਗੁਰਦੁਆਰੇ ਆਉਣ ਦਾ ਅਰਥ ਕੋਈ ਨਹੀਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਆਪਾਂ ਕਹਿੰਦੇ ਆ ਮਹਾਰਾਜ ਮੇਰੀ ਹਾਜ਼ਰੀ ਲਾ ਲਿਓ ਕਹਿਣਗੇ ਸੁਣ ਕੇ ਮੰਨ ਚੱਲੇ ਆ ਫਿਰ ਤੇ ਬਹਿ ਜਾ ਫਿਰ ਤੇ ਤੇਰੀ ਹਾਜ਼ਰੀ ਪ੍ਰਵਾਨ ਹੈ ਜੇ ਤੂੰ ਸੁਣਨਾ ਨਹੀਂ ਜੇ ਤੂੰ ਮੰਨਣਾ ਨਹੀਂ ਫਿਰ ਤੂੰ ਕਿਉਂ ਗੇੜੇ ਦਿੰਦਾ ਫਿਰਦਾ ਗੇੜੇ ਮਾਰਨ ਨੂੰ ਲੋਕੀ ਧਰਮ ਸਮਝਦੇ ਆ ਜੀ ਜਿਵੇਂ ਅੱਜ ਕੱਲ ਕੀ ਕਹਿਣਗੇ ਖਪਾਟ ਚੱਲਦਾ ਜੀ ਗੇੜਾ ਜਾਂ ਦੇ ਆਈਏ ਆਪਾਂ ਵੀ ਗੇੜਾ ਜਾਂ ਦੇ ਆਈਏ ਇੱਥੇ ਕਈ ਗੇੜਾ ਦੇਣੀ ਆਏ ਹੋਏ ਐ ਇੱਥੇ ਵੀ ਕਈ ਗੇੜਾ ਦੇਣੀ ਆਏ ਵਿਦਵਾਨ ਚੱਲਦੇ ਚਲੋ ਗੇੜਾ ਜਾਂ ਮਾਰੋ ਮੜਾ ਜਾਂ ਪ੍ਰਸ਼ਾਦਾ ਛਕ ਲਿਆ ਮੱਥਾ ਟੇਕ ਲਿਆ ਅੱਧਾ ਘੰਟਾ ਬਹਿ ਗਏ ਚਲੋ ਚੱਲੀਏ ਸਮਾਗਮਾਂ ਵਿੱਚ ਬਹੁਤੇ ਬੰਦੇ ਗੇੜੇ ਦੇਣ ਜਾਂਦੇ ਆ ਇਹ ਸੋਚ ਕੇ ਘਟ ਆਉਂਦੇ ਐ ਵੀ ਅੱਜ ਕੁਝ ਜ਼ਰੂਰ ਸੁਣਾਗੇ ਸਮਝ ਆਉਂਗੇ ਤੇ ਮੰਨਾਂਗੇ ਗੁਰੂ ਜੀ ਦੇ ਬਚਨ ਸੁਣੀਏ ਸਾਡਾ ਬਾਣੀ ਨਾਲ ਪਿਆਰ ਪਵੇਗਾ ਸਾਡਾ ਰੱਬ ਜੀ ਨਾਲ ਮਾਲਕ ਜੀ ਨਾਲ ਪਿਆਰ ਪਏਗਾ ਇਹ ਤੇ ਜਗਿਆਸਾ ਕਿਸੇ ਵਿਰਲੇ ਵੀਰ ਦੇ ਅੰਦਰ ਹੈ ਵਿਰਲੀ ਭੈਣ ਦੇ ਅੰਦਰ ਹੈ ਇਹ ਜਗਿਆਸਾ ਕਿਸੇ ਵਿਰਲੇ ਚ ਤੇ ਜਿਹਦੇ ਅੰਦਰ ਇਹ ਜਗਿਆਸਾ ਨਹੀਂ ਉਹ ਗੁਰਦੁਆਰਾ ਗੁਰਦੁਆਰੇ ਇੱਕ ਗੇੜਾ ਨਾ ਲਾਵੇ ਭਾਵੇਂ ਗੁਰੂ ਗ੍ਰੰਥ ਸਾਹਿਬ ਕਹਿੰਦੇ 100 ਗੇੜਾ ਲਾ ਭਾਵੇਂ ਆ ਜਿਆ ਕਰ ਫੇਰ ਚਲਿਆ ਜਾ ਕਰ ਫੇਰ ਆ ਜਿਆ ਕਰ ਫੇਰ ਜਾ ਫੇਰ ਆ ਇੱਕ ਦਿਨ 'ਚ 100 ਗੇੜਾ ਲਾਦਾ ਤੇਰੇ ਆਉਣ ਦਾ ਅਰਥ ਕੀ ਹੈ ਗੁਰੂ ਗ੍ਰੰਥ ਸਾਹਿਬ ਦਾ ਬਚਨ ਸੁਣੋ ਪੜੋ ਸਤ ਗੁਰ ਕੀ ਪਰਤੀ ਦੁਨਾਇਆ ਆਇਆ ਸ਼ਬਦ ਨਾ ਲਾਗੋ ਪਾਉ ਉਸ ਨੂੰ ਸੁਖ ਨਾ ਉਪਜੈ ਭਾਵੇਂ ਸੌ ਗੇੜਾ ਆਵੋ ਜਾਓ ਇਦੋਂ ਕਲੀਅਰ ਕੀ ਹੋ ਸਕਦਾ ਵੇਖੋ ਜੇ ਮੇਰੇ ਵਰਗਾ ਸਟੇਜ ਤੇ ਬੈਠਾ ਐ ਕਹਦੇ ਭਾਈ ਜੇ ਗੁਰੂ ਦੇ ਬਚਨਾਂ ਨੂੰ ਮੰਨਣਾ ਨਹੀਂ ਫਿਰ ਗੁਰਦੁਆਰੇ ਆਉਣ ਦਾ ਤੇ ਰੌਲਾ ਪਤਾ ਕੀ ਪਾ ਲੈਣਗੇ ਕਹਿਣਗੇ ਗੁਰਦੁਆਰੇ ਨਾਲੋਂ ਤੋੜਦੇ ਐ ਜੀ ਕਹਿੰਦੇ ਗੁਰਦੁਆਰੇ ਜਾਣ ਦਾ ਫਾਇਦਾ ਹੀ ਕੋਈ ਨਹੀਂ ਮੱਥਾ ਨਾ ਟੇਕਿਆ ਕਰੋ ਵੇਖੋ ਕਹਿੰਦੇ ਤੋੜਦੇ ਐ ਗੁਰਦੁਆਰੇ ਪੂਰੀ ਗੱਲ ਤੇ ਸੁਣ ਲਓ ਕਹਿਣਾ ਕੀ ਚਾਹੁੰਦਾ ਮੈਂ ਨਾਲੇ ਗੁਰੂ ਸਾਹਿਬ ਕਹਿੰਦੇ ਆ ਸਾਡਾ ਵਿੱਚ ਕੀ ਰੋਲ ਜਿਹੜੀ ਗੱਲ ਜਿਸ ਅੰਦਾਜ਼ ਵਿੱਚ ਕਹੀ ਗਈ ਹੈ ਉਹਨੂੰ ਉਸੇ ਅੰਦਾਜ਼ ਵਿੱਚ ਹੀ ਕਹਿਣਾ ਪਏਗਾ ਨਾ ਜਿਸ ਲਹਿਜੇ ਵਿੱਚ ਗੁਰੂ ਜੀ ਨੇ ਕਹੀ ਹੈ ਉਹਨੂੰ ਉਸੇ ਲਹਿਜੇ 'ਚ ਹੀ ਕਹਿਣਾ ਪੈਣਾ ਆਪਣੇ ਗੁਰੂ ਜੀ ਕਹਿੰਦੇ ਐ ਵੀ ਜੇ ਤੇਰੀ ਸਤਿਗੁਰੂ ਜੀ ਦੇ ਬਚਨਾਂ ਤੇ ਪ੍ਰਤੀਤ ਹੀ ਨਹੀਂ ਭਰੋਸਾ ਹੀ ਨਹੀਂ ਵੀ ਜੋ ਇੱਕ ਇੱਕ ਬਚਨ ਗੁਰੂ ਸਾਹਿਬ ਦਾ ਸੱਤ ਹੈ ਜੇ ਤੇਰਾ ਮਨ ਗਿਆਨ ਲੈਣ ਨੂੰ ਰਾਜੀ ਨਹੀਂ ਜੇ ਤੂੰ ਗਿਆਨ ਲੈਣਾ ਹੀ ਨਹੀਂ ਜੇ ਤੂੰ ਸੁਣਨਾ ਹੀ ਨਹੀਂ ਤੇ ਫਿਰ ਕੀ ਅਰਥ ਹੈ ਦਾ ਸਤਿਗੁਰ ਕੀ ਪ੍ਰਤੀਤ ਨਾ ਆਈ ਹੈ ਸ਼ਬਦ ਨਾਲ ਲਾਗੋ ਭਾਉ ਜੇ ਸ਼ਬਦ ਨਾਲ ਪਿਆਰ ਨਹੀਂ ਲੱਗਿਆ ਤੇਰਾ ਉਸ ਨੂੰ ਸੁਖ ਨਾ ਉਪਜੈ ਉਸ ਬੰਦੇ ਨੂੰ ਕਦੇ ਸੁਖ ਨਹੀਂ ਆ ਸਕਦਾ ਭਾਵੇਂ 100 ਗੇੜਾ ਆਵੋ ਜਾਓ ਕਹਿੰਦੇ ਇੱਕ ਗੇੜਾ ਥੋੜਾ 100 ਗੇੜਾ ਲਾ ਜਿਆ ਕਰ ਭਾਵੇਂ ਇੱਕ ਦਿਨ ਵਿੱਚ 100 ਗੇੜਾ ਪਰ ਤੂੰ ਕਦੇ ਸੁਖੀ ਨਹੀਂ ਹੋ ਸਕਦਾ ਕੋ ਸਤਨਾਮ ਸ਼੍ਰੀ ਵਾਹਿਗੁਰੂ ਲੋ ਦੱਸੋ ਇਦੋਂ ਕਲੀਅਰ ਗੱਲ ਕੀ ਹੋਏਗੀ ਭਾਵੇਂ 50 ਸਾਲ ਦੀ ਉਮਰ ਹੋ ਗਈ ਭਾਵੇਂ 70 ਸਾਲ ਦੀ ਹੋ ਗਈ ਜੇ ਗੇੜਾ ਮਾਰਦਾ ਮੁੜਿਆ ਫਿਰ ਜੇ ਗੇੜੇ ਮਾਰਨ ਤੱਕ ਖੜੇ ਰਹਿਣਾ ਫਿਰ ਨਹੀਂ ਗੱਲ ਤੇ ਜੇ ਸੁਣ ਸਮਝ ਕੇ ਮੰਨ ਗਿਆ ਫਿਰ ਭਲਾ ਸੁਣਤ ਕਮਾਵਤ ਹੋਤ ਉਧਾਰ ਫਿਰ ਤੇ ਉਧਾਰ ਹੋਣਾ ਹੀ ਹੋਣਾ ਤੇ ਜਿਹੜਾ ਬੰਦਾ ਸਿਰਫ ਸੁਣਨ ਤੱਕ ਹੀ ਸਾਰੀ ਜ਼ਿੰਦਗੀ ਖੜਿਆ ਰਹਿੰਦਾ ਹੈ ਜਿਨੇ ਕਮਾਉਣਾ ਨਹੀਂ ਉਹਦੇ ਗੇੜੇ ਮਾਰਨ ਦਾ ਕੋਈ ਅਰਥ ਨਹੀਂ ਪਿਆ ਰਿਓ ਕੋਈ ਅਰਥ ਨਹੀਂ ਇਸ ਕਰਕੇ ਕਿਰਪਾ ਕਰਕੇ ਇਹਨਾਂ ਨੁਕਤਿਆਂ ਨੂੰ ਸਮਝੋ ਇਹਦੇ ਵਿੱਚ ਸਾਡਾ ਭਲਾ ਹੈ ਬਹੁਤ ਵਾਰ ਬੇਨਤੀ ਕੀਤੀ ਹੈ ਜਦੋਂ ਮੈਂ ਇੱਕ ਵਾਰੀ ਪਾਣੀਪਤ ਉਧਰ ਗੁਰਦੁਆਰਾ ਸਾਹਿਬ ਚ ਦੀਵਾਨ ਲਾਇਆ ਸੀ ਮੈਂ ਉਦੋਂ ਵੀ ਕਿਹਾ ਸੀ ਤੁਹਾਨੂੰ ਚੇਤਾ ਹੋਏਗਾ ਕਿ ਗੁਰੂ ਵੇਖਣ ਦਾ ਵਿਸ਼ਾ ਨਹੀਂ ਗੁਰੂ ਸੁਣਨ ਤੇ ਸਮਝਣ ਦਾ ਵਿਸ਼ਾ ਹੁੰਦਾ ਹੈ ਧਰਮ ਜਗਤ ਵਿੱਚ ਦਰਸ਼ਨ ਵੇਖਣ ਨੂੰ ਨਹੀਂ ਕਹਿੰਦੇ ਧਰਮ ਜਗਤ ਵਿੱਚ ਵੇਖਣ ਨੂੰ ਦਰਸ਼ਨ ਨਹੀਂ ਮੰਨਿਆ ਜਾਂਦਾ ਬਾਹਰਲੇ ਜਗਤ ਵਿੱਚ ਤੁਸੀਂ ਮੈਨੂੰ ਵੇਖ ਰਹੇ ਹੋ ਮੈਂ ਤੁਹਾਨੂੰ ਵੇਖ ਰਿਹਾ ਇਹਨੂੰ ਦਰਸ਼ਨ ਕਹਿੰਦੇ ਐ ਪਰ ਧਰਮ ਜਗਤ ਵਿੱਚ ਦਰਸ਼ਨ ਇਹਨੂੰ ਨਹੀਂ ਕਹਿੰਦੇ ਧਰਮ ਜਗਤ ਵਿੱਚ ਵੇਖਣ ਨੂੰ ਦਰਸ਼ਨ ਬੋਲਿਓ ਵੇਖਣ ਨੂੰ ਦਰਸ਼ਨ ਗੁਰੂ ਗ੍ਰੰਥ ਸਾਹਿਬ ਦਾ ਜਵਾਬ ਹੈ ਮੇਰਾ ਨਹੀਂ ਸਤਿਗੁਰੂ ਨੂੰ ਸਭ ਕੋ ਵੇਖਦਾ ਕਹਿੰਦੇ ਗੁਰੂ ਨੂੰ ਇਦਾਂ ਤੇ ਸਾਰੀ ਦੁਨੀਆ ਹੀ ਵੇਖਦੀ ਹੈ ਜਿਵੇਂ ਆਪਾਂ ਇਦਾਂ ਵੇਖਦੇ ਆ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜ ਕੇ ਇਦਾਂ ਤੇ ਸਾਰੀ ਦੁਨੀਆ ਹੀ ਵੇਖਦੀ ਹੈ ਸਤਗੁਰ ਨੂੰ ਸਭ ਕੋ ਵੇਖਦਾ ਸਤਗੁਰ ਨੂੰ ਸਭ ਕੋ ਵੇਖਦਾ ਜੇ ਤਾ ਜਗਤ ਸੰਸਾਰ ਡਿਠੈ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ ਵੇਖ ਕੇ ਕਹਿੰਦੇ ਮੁਕਤੀ ਨਹੀਂ ਹੁੰਦੀ ਜਿੰਨਾ ਚਿਰ ਸ਼ਬਦ ਦੀ ਵਿਚਾਰ ਤੇਰਾ ਮਨ ਨਹੀਂ ਕਰਦਾ ਸ਼ਬਦ ਦੀ ਵਿਚਾਰ ਜਿੰਨਾ ਚਿਰ ਤੇਰਾ ਮਨ ਨਹੀਂ ਕਰਦਾ ਉਹਨਾਂ ਚਿਰ ਗੁਰੂ ਜੀ ਨੂੰ ਵੇਖ ਕੇ ਮੁਕਤੀ ਇਹ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ ਪਹਿਰੇਦਾਰ ਵੀਰਾਂ ਨੂੰ ਬੇਨਤੀ ਕਰਾਂਗਾ ਸਿੰਘੋ ਅੱਧ ਜੇ ਦੇ ਵਿੱਚ ਜਾ ਕੇ ਰਾਹ ਬੰਦ ਕਰ ਦਿਓ ਲਾਈਨ ਬਣਾ ਕੇ ਬਹਿ ਜਿਓ ਜੀ ਅੱਧ ਵਿੱਚ ਜਿਹੜੀ ਸੰਗਤ ਆਵੇ ਉਹਨਾਂ ਨੂੰ ਫਿਰ ਪਿੱਛੇ ਹੀ ਟਿਕਾਈ ਜਾਇਓ ਹੁਣ ਤਕਰੀਬਨ ਸਾਰੇ ਆ ਹੀ ਗਏ ਐ ਲਾਈਨਾਂ ਨੂੰ ਮੱਥਾ ਟੇਕ ਲਿਆ ਸਾਰਿਆਂ ਨੇ ਟਾਈਮ ਵੀ 9:30 ਹੋ ਗਏ ਆ ਵੇਖੋ ਸਾਢੇ 9 ਕਿਰਪਾ ਕਰਕੇ ਬੇਨਤੀ ਹੈ ਵੀ ਹੁਣ ਥੋੜਾ ਚਿਰ ਆਪਾਂ ਟਿਕਾ ਬਣਾ ਲਓ ਜਿਹੜਾ ਆ ਅੱਧਾ ਘੰਟਾ ਪੌਣਾ ਘੰਟਾ ਆਪਣੇ ਕੋਲ ਲਾਵਾਂਗੇ ਆਪਾਂ ਧਿਆਨ ਨਾਲ ਸੁਣੋ ਕਿਰਪਾ ਕਰਕੇ ਸੁਣੋ ਪਹਿਰੇਦਾਰੋ ਇਹ ਅੱਧ ਨਹੀਂ ਹੈ ਇੱਥੇ ਤੱਕ ਤੇ ਫਿਰ ਅੱਗੇ ਹੀ ਆ ਹੀ ਗਏ ਉਹ ਹੈ ਅੱਧ ਅੱਧ 'ਚ ਚੱਲੋ ਸਿੰਘੋ ਅੱਧ 'ਚ ਚੱਲੋ ਅੱਧ 'ਚ ਲਾਈਨ ਬਣਾ ਲਿਓ ਜਿਹੜੇ ਆਉਣ ਉੱਥੇ ਹੀ ਟਿਕਾਈ ਹੋਰ ਪਿੱਛੇ ਹੋ ਜਾਓ ਸਿੰਘੋ ਥੋੜਾ ਜਿਹਾ ਹੋਰ ਪਿੱਛੇ ਉਹ ਜਿੱਥੇ ਇਹਨਾਂ ਨੂੰ ਬਹਿ ਜਾਣ ਦਿਓ ਪਹਿਰੇਦਾਰ ਅੱਗੇ ਹੋ ਜਾਓ ਸੰਗਤ ਨੂੰ ਤੇ ਬਹਿ ਜਾਣ ਦਿਓ ਕੋਈ ਪਹਿਰੇਦਾਰ ਪਿੱਛੇ ਹੋ ਜਾਓ ਹੋਰ ਥੋੜਾ ਜਿਹਾ ਹੋਰ ਪਿੱਛੇ ਹੋ ਜਾਓ ਪਹਿਰੇਦਾਰ ਜੀ ਲਾਈਨ ਬਣਾ ਲਓ ਪੂਰੀ ਆਉਣ ਵਾਲਿਆਂ ਨੂੰ ਉੱਥੇ ਹੀ ਟਿਕਾਓ ਜਿਹੜੇ ਆ ਰਹੇ ਨੇ ਉੱਥੇ ਹੀ ਬਾ ਦਿਓ ਬੇਨਤੀ ਕਰਕੇ ਕਿਉਂਕਿ ਇਕਾਗਰਤਾ ਬਣਨੀ ਬੜੀ ਜ਼ਰੂਰੀ ਹੈ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਵੀ ਇਕਾਗਰਤਾ ਰੱਖਿਓ ਆਉਣ ਵਾਲਿਆਂ ਨੂੰ ਬੇਨਤੀ ਕਰਕੇ ਉੱਥੇ ਭਾਈ ਜਾਇਓ ਅੱਗੇ ਤੱਕ ਨਾ ਕੋਈ ਆਵੇ ਮੱਥਾ ਦੂਰੋਂ ਟੇਕੋ ਨਮਸਕਾਰ ਕਰੋ ਤੇ ਸੱਜ ਜਾਓ ਵੈਸੇ ਵੀ ਇਥੋਂ ਗੁਰੂ ਗ੍ਰੰਥ ਸਾਹਿਬ ਤੋਂ 30 ਫੁੱਟ ਦੂਰ ਤੋਂ ਮੱਥਾ ਟੇਕਦਾ ਭਰੋਸਾ ਹੈ ਨਾ ਵੀ 30 ਫੁੱਟ ਤੋਂ ਮੇਰਾ ਮੱਥਾ ਟਿਕ ਗਿਆ ਭਰੋਸਾ 60 ਫੁੱਟ ਤੇ ਵੀ ਕਰ ਲੇਗਾ ਉੱਥੇ ਵੀ ਟਿਕ ਜਾਣਾ ਨਮਸਕਾਰ ਕਰਕੇ ਬੈਠ ਜਾ ਸੁਣਨਾ ਸਮਝਣਾ ਤੇ ਮਨ ਕਰਕੇ ਮੰਨਣਾ ਅਸਲ ਮੱਥਾ ਟੇਕਣਾ ਹੁੰਦਾ ਹੈ ਜਦੋਂ ਮਨ ਝੁਕਦਾ ਹੈ ਨਾ ਫਿਰ ਅਸਲ ਵਿੱਚ ਨਮਸਕਾਰ ਹੁੰਦੀ ਹੈ ਲਓ ਜੀ ਫਿਰ ਸੁਣੋ ਸਤਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਭੈਣਾਂ ਨੂੰ ਬੇਨਤੀ ਹੈ ਜੀ ਜਿਹੜੀਆਂ ਤੁਸੀਂ ਉੱਠ ਉੱਠ ਕੇ ਅੱਗੇ ਆ ਰਹੀਆਂ ਉੱਥੇ ਹੀ ਬਹਿ ਜਾਓ ਕਿਰਪਾ ਕਰਕੇ ਜਿਹੜੇ ਖੜੇ ਹੋ ਆ ਰਹੇ ਹੋ ਅੱਗੇ ਅੱਗੇ ਬਹਿ ਜਾਓ ਬਸ ਹਾਂਜੀ ਸਤ ਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਦਿੱਠੇ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ ਇਹ ਬੇਨਤੀ ਹਰ ਜਗ੍ਹਾ ਹੀ ਕਰੀਦੀ ਹੈ ਇਹ ਬੇਨਤੀ ਹਰ ਜਗ੍ਹਾ ਹੀ ਕਰੀਦੀ ਹੈ ਭਾਈ ਕਿ ਵੇਖ ਕੇ ਮੁਕਤੀ ਨਹੀਂ ਹੁੰਦੀ ਸੁਣ ਸਮਝ ਕੇ ਹੋਣੀ ਹੈ ਮੁਕਤੀ ਦੱਸੋ ਜੀ ਜਰਾ ਜਵਾਬ ਦਿਓ ਕੱਲ ਵੀ ਗੱਲ ਚੱਲੀ ਸੀ ਥੋੜੀ ਜੀ ਵੀ ਤਿਰਥੀ ਚੰਦ ਗੁਰੂ ਰਾਮਦਾਸ ਜੀ ਦਾ ਪੁੱਤਰ ਸੀ ਗੁਰੂ ਅਮਰਦਾਸ ਜੀ ਦਾ ਦੋਤਰਾ ਸੀ ਗੁਰੂ ਅਰਜਨ ਦੇਵ ਜੀ ਦਾ ਭਰਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤਾਇਆ ਸੀ ਇੰਨੀ ਨੇੜਲੇ ਰਿਸ਼ਤੇਦਾਰੀ ਸੀ ਜੰਮਿਆ ਸੀ ਗੁਰੂ ਘਰ ਚ ਸੀ ਤੇ ਜੰਮੇ ਵੀ ਨਹੀਂ ਉਹ ਤੇ ਪੁੱਤ ਸੀ ਪਰ ਉਹਨੇ ਗੁਰੂ ਨੂੰ ਵੇਖਿਆ ਗੁਰੂ ਨੂੰ ਸੁਣਿਆ ਪੁੱਤਰ ਤੇ ਸ਼੍ਰੀ ਚੰਦ ਵੀ ਸੀ ਗੁਰੂ ਨਾਨਕ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਸ਼੍ਰੀ ਚੰਦ ਬਾਰੇ ਕੀ ਲਿਖਿਆ ਸੁਣਿਓ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੁਰੱਟੀ ਹੈ ਸ਼੍ਰੀ ਚੰਦ ਬਾਰੇ ਗੁਰੂ ਗ੍ਰੰਥ ਸਾਹਿਬ ਚ ਕੀ ਲਿਖਿਆ ਇਤਿਹਾਸ ਜੋ ਮਰਜ਼ੀ ਕਹੀ ਜਾਵੇ ਇਤਿਹਾਸ ਵਿੱਚ ਤੇ ਸ਼੍ਰੀ ਚੰਦ ਨੂੰ ਬੜਾ ਵੱਡਾ ਬਣਾਇਆ ਪਰ ਗੁਰੂ ਗ੍ਰੰਥ ਸਾਹਿਬ ਚ ਕੀ ਲਿਖਿਆ ਹੈ 6-7 ਵੱਡੇ ਟੀਕਾਕਾਰਾਂ ਦੇ ਟੀਕੇ ਸਾਰੇ ਪੜ ਲਿਓ ਮੇਰੀ ਗੱਲ ਨਾ ਮੰਨਿਓ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਗੁਰੂ ਸਾਹਿਬ ਜੀ ਤੁਸੀਂ ਦੱਸੋ ਇਸ ਤੇ ਤੁਹਾਨੂੰ ਮੰਨਦੇ ਆ ਟੀਕਾਕਾਰ ਇਤਿਹਾਸ ਤੇ ਜਿਹਨੂੰ ਮਰਜ਼ੀ ਲਿਖਾ ਲਓ ਇਤਿਹਾਸਕਾਰ ਨੂੰ ਤੇ 2 ਲੱਖ ਰੁਪਈਆ ਕਿਸੇ ਬੰਦੇ ਨੂੰ ਦੇ ਦਿਓ ਮੈਨੂੰ ਰੱਬ ਬਣਾ ਦੇਗਾ ਇਤਿਹਾਸ ਦੀ ਗੱਲ ਹੋਰ ਹੈ ਇਤਿਹਾਸ ਬੰਦਿਆਂ ਦਾ ਲਿਖਿਆ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਸਾਡੇ ਲਈ ਉਹ ਸੱਚ ਹੈ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਸੀ ਉਹਨੂੰ ਮੰਨਣਾ ਸ਼੍ਰੀ ਚੰਦ ਗੁਰੂ ਨਾਨਕ ਪਾਤਸ਼ਾਹ ਦਾ ਪੁੱਤਰ ਸੀ ਪਰ ਉਹ ਕਹਿੰਦੇ ਰਹੇ ਸਿਰ 'ਚ ਸਵਾਹ ਨਹੀਂ ਪਾਉਣੀ ਉਹਨੇ ਸਾਰੀ ਜ਼ਿੰਦਗੀ ਕੱਢੀ ਹੋਈ ਨਹੀਂ ਗੁਰੂ ਸਾਹਿਬ ਕਹਿੰਦੇ ਸੀ ਬਸਤਰ ਪਾਉਣੇ ਆ ਉਹ ਕਹਿੰਦਾ ਮੈਂ ਨਹੀਂ ਪਾਉਣੇ ਸਾਰੇ ਕੰਮ ਗੁਰੂ ਨਾਨਕ ਤੋਂ ਉਲਟ ਕੀਤੇ ਧੂਣੇ ਨਹੀਂ ਲਾਉਣੇ ਕਹਿੰਦੇ ਲਾਵਾਂਗਾ ਮਹਾਰਾਜ ਕੇ ਬਸਤਰ ਨਾ ਪਹਿਰੇ ਐਨਸ ਕਹਿਰੇ ਮੋਨ ਬਗੂਤਾ ਕਿਉਂ ਜਾਗੈ ਗੁਰਬਿੰਦ ਸੂਤਾ ਪੱਗ ਪਤਾਣਾ ਆਪਣਾ ਕੀਆ ਕਮਾਣਾ ਅਲਮਾ ਲਖਾਈ ਸਿਰ ਛਾਈ ਪਾਈ ਮੂਰਖ ਅੰਦੇ ਇਹ ਮੂਰਖ ਕਿੰਨੂੰ ਕਿਹਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜਾ ਬੰਦਾ ਕੱਪੜੇ ਨਹੀਂ ਪਾਉਂਦਾ ਸਿਰ 'ਚ ਸਵਾਹ ਪਾਈ ਫਿਰਦਾ ਹੈ ਧੂਣੇ ਲਾਂਦਾ ਹੈ ਉਹਨੂੰ ਗੁਰੂ ਨਾਨਕ ਪਾਤਸ਼ਾਹ ਕੀ ਕਹਿੰਦੇ ਸਿਆਣਾ ਕਹਿੰਦੇ ਕਿ ਮੂਰਖ ਬੋਲੋ ਇਹ ਸਾਰੇ ਕੰਮ ਸ਼੍ਰੀ ਚੰਦ ਕਰਦਾ ਸੀ ਕਿ ਨਹੀਂ ਬੋਲੋ ਫਿਰ ਬਣ ਗਿਆ ਕਿ ਨਹੀਂ ਇਹ ਤੇ ਇਤਿਹਾਸ ਦੀ ਗੱਲ ਹੋ ਗਈ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਸ਼੍ਰੀ ਚੰਦ ਬਾਰੇ ਤੁਹਾਡਾ ਵਿਚਾਰ ਸੁਣੋ ਪੁੱਤਰੀ ਕੌਣ ਨਾ ਪਾਲੇ ਕਰ ਪੀ ਰਹੋ ਕਨ ਮੋਰਟੀ ਦਿਲ ਖੋਟੇ ਆ ਕੀ ਫਿਰਨ ਬਨ ਭਾਰੇ ਉਚਾਇਨ ਛਟੀਐ ਕਹਿੰਦੇ ਹੰਕਾਰ ਵਿੱਚ ਹੀ ਤੁਰਿਆ ਫਿਰਦਾ ਰਿਹਾ ਗੁਰੂ ਵਾਲੇ ਪਾਸਿਓਂ ਬੇਮੁਖ ਰਿਹਾ ਦਿਲ ਵਿੱਚ ਖੋਟ ਰੱਖਿਆ ਸਾਰੀ ਜ਼ਿੰਦਗੀ ਦਿਲ ਦਾ ਖੋਟਾ ਹੀ ਰਿਹਾ ਛੇਰੀ ਚ ਇਹ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ ਜੇ ਇਹਦਾ ਅਰਥ ਕਿਸੇ ਨੂੰ ਕੋਈ ਹੋਰ ਆਉਂਦਾ ਹੋਵੇ ਤੇ ਉਹ ਗੱਲ ਕਰ ਸਕਦਾ ਪਰ ਦਿਲ ਦਾ ਖੋਟਾ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਇਹ ਤੇ ਗੱਲ ਹੋ ਗਈ ਜੀ ਕਲੀਅਰ ਗੁਰੂ ਗ੍ਰੰਥ ਸਾਹਿਬ ਦੀ ਕਿਉਂਕਿ ਦੂਜੀ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਦੀ ਹੈ ਮਹਾਰਾਜ ਤੇ ਲੋਕਾਂ ਦੇ ਸਿਰਾਂ ਚੋਂ ਸਵਾਹ ਕੱਢਦੇ ਰਹੇ ਉਹਨੇ ਕੱਢੀ ਹੋਈ ਨਹੀਂ ਸਾਰੀ ਜ਼ਿੰਦਗੀ ਕਿੰਨੇ ਜੋਗੀਆਂ ਦੇ ਸਿਰਾਂ ਚੋਂ ਸਵਾਹ ਕੱਢੀ ਮਾਰ ਕਹਿੰਦੇ ਛੱਡ ਕੇ ਘਰ ਬਾਹਰ ਤੁਰੇ ਫਿਰਦੇ ਹੋ ਜੰਗਲਾਂ 'ਚ ਪਹਾੜਾਂ ਵਿੱਚ ਕੰਦਰਾਂ ਵਿੱਚ ਵੜੇ ਬੈਠੇ ਹੋ ਸਿਰ 'ਚ ਸਵਾਹ ਵਾਲੀ ਇਹ ਕਿਹੜਾ ਰਾਹ ਫੜ ਲਿਆ ਤੁਸੀਂ ਤੇ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਨਾਨਕ ਦਾ ਆਖਾ ਨਹੀਂ ਮੰਨਿਆ ਵਿਰੋਧੀਆਂ ਨੇ ਵਿਰੋਧੀਆਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰ ਨੂੰ ਆਪਣੇ ਹੱਥ ਵਿੱਚ ਲੈ ਲਿਆ ਤੇ ਲੋਕਾਂ ਨੂੰ ਪਤਾ ਕੀ ਕਹਿੰਦੇ ਹੁੰਦੇ ਸੀ ਕਹਿੰਦੇ ਜਿਹੜਾ ਬਾਬਾ ਆਪਣੇ ਪੁੱਤ ਨੂੰ ਨਹੀਂ ਸੁਧਾਰ ਸਕਿਆ ਲੋਕਾਂ ਨੂੰ ਕੀ ਸੁਧਾਰੂ ਆਖੋ ਸਤਨਾਮ ਸ੍ਰੀ ਵਾਹਿਗੁਰੂ ਵੀ ਜੇ ਪੁੱਤ ਨੂੰ ਵਿਗਾੜ ਦੇਾਂਗੇ ਲੋਕਾਂ ਨੂੰ ਕਹਿਣਾ ਬੜਾ ਸੌਖਾ ਹੈ ਲੋਕਾਂ ਨੂੰ ਕਹਾਂਗੇ ਵੀ ਜਿਹਦਾ ਆਪਣਾ ਹੀ ਪੁੱਤਰ ਨਹੀਂ ਸੁਧਰਿਆ ਉਹ ਕਿਸੇ ਦਾ ਪੁੱਤਰ ਕੀ ਸੁਧਾਰ ਦੇਗਾ ਇਸੇ ਕਰਕੇ ਪੁੱਤਰ ਨੇ ਉਹ ਇਦਾਂ ਦਾ ਸਿਸਟਮ ਬਣਾਇਆ ਸੀ ਪਰ ਇਤਿਹਾਸ ਨੇ ਕਿਹਾ ਕਿ ਸ਼੍ਰੀ ਚੰਦ ਰੱਬ ਸੀ ਕਿਉਂਕਿ ਲਖਾਇਆ ਉਦਾਸੀਆਂ ਦਾ ਇਤਿਹਾਸ ਲਖਾਇਆ ਹੋਇਆ ਨਿਰਮਲਿਆਂ ਦਾ ਇਤਿਹਾਸ ਕਈ ਇਤਿਹਾਸ ਨਿਰਮਲਿਆਂ ਨੇ ਲਖਾਏ ਐ ਕਈ ਉਦਾਸੀਆਂ ਨੇ ਲਖਾਏ ਐ ਸਾਡੇ ਗੁਰਦੁਆਰੇ ਸੈਂਕੜੇ ਸਾਲ ਉਦਾਸੀਆਂ ਦੇ ਹੱਥਾਂ ਵਿੱਚ ਰਹੇ ਐ ਧਾਰਮਿਕ ਅਸਥਾਨ ਨਿਰਮਲਿਆਂ ਦੇ ਹੱਥਾਂ 'ਚ ਰਹੇ ਐ ਨਨਕਾਣਾ ਸਾਹਿਬ ਵਾਲਾ ਨਰੈਣੂ ਮਹੰਤ ਕੌਣ ਸੀ ਕੇਸਗੜ ਸਾਹਿਬ ਪਹਿਲਾਂ ਕਿਹਦੇ ਕੋਲ ਸੀ ਪੰਜਾ ਸਾਹਿਬ ਪਹਿਲਾਂ ਕਿਹਦੇ ਕੋਲ ਸੀ ਦਰਬਾਰ ਸਾਹਿਬ ਮੂਰਤੀਆਂ ਸੀ ਪ੍ਰਕਰਮਾਂ ਦੇ ਵਿੱਚ ਮੂਰਤੀਆਂ ਗਿਆਨੀ ਦਿੱਤ ਸਿੰਘ ਵਰਗਿਆਂ ਨੇ ਚੁੱਕੀਆਂ ਨੇ ਆ ਕੇ ਤਰਨਤਾਰਨ ਸਾਹਿਬ ਮਹੰਤਾਂ ਕੋਲ ਸੀ ਨਨਕਾਣਾ ਸਾਹਿਬ ਦਾ ਸਾਕਾ ਵਰਤਿਆ ਤਰਨਤਾਰਨ ਵਿੱਚ ਸਾਕਾ ਹੋਇਆ ਕਿੱਡੇ ਕਿੱਡੇ ਵੱਡੇ ਸਾਕੇ ਹੋਏ ਉਹਨਾਂ ਮਹੰਤਾਂ ਨੂੰ ਕੱਢਿਆ ਉਹ 200 ਸਾਲ ਤੋਂ ਵੱਧ ਸਮਾਂ ਰਹੇ ਐ ਗੁਰਦੁਆਰਿਆਂ 'ਚ ਤੇ ਸਾਰਾ ਇਤਿਹਾਸ ਉਹਨਾਂ ਨੇ ਲਿਖਵਾਇਆ ਹੈ ਉਹਨਾਂ ਨੇ ਫਿਰ ਗੁਰੂ ਘਰ ਦੇ ਵਿਰੋਧੀਆਂ ਨੂੰ ਰੱਬ ਬਣਾ ਦਿੱਤਾ ਤੇ ਗੁਰੂ ਨੂੰ ਛੋਟਾ ਬਣਾ ਦਿੱਤਾ ਖੋ ਸਤਨਾਮ ਵਾਹਿਗੁਰੂ ਤੇ ਸਾਨੂੰ ਖੋਜ ਕਰਨੀ ਪਏਗੀ ਪਿਆਰਿਓ ਸਾਨੂੰ ਗੁਰੂ ਗ੍ਰੰਥ ਸਾਹਿਬ ਮੁਤਾਬਕ ਚੱਲਣਾ ਪੈਣਾ ਹੈ ਇਤਿਹਾਸ ਬਹੁਤ ਬੰਦਿਆਂ ਨੇ ਲਿਖਿਆ ਬਹੁਤ ਲਿਖਿਆ ਅਸੀਂ ਗੁਰੂ ਨਾਨਕ ਦੇ ਆਖੇ ਲੱਗਾਂਗੇ ਮੇਰੇ ਬਜ਼ੁਰਗਾਂ ਨੂੰ ਬੇਨਤੀ ਹੈ ਹੱਥ ਵਿੱਚ ਹਲ ਫੜ ਕੇ ਨਾ ਗੁਰੂ ਜੀ ਖੇਤੀ ਕਰਦੇ ਰਹੇ ਬੱਚੇ ਪਾਲਦੇ ਰਹੇ ਇਹ ਗੁਰੂ ਨਾਨਕ ਵਾਲਾ ਮਾਰਗ ਹੀ ਸਾਨੂੰ ਫਿੱਟ ਆਉਣਾ ਮੈਂ ਮਾਫੀ ਮੰਗ ਕੇ ਲਫ਼ਜ਼ ਕਹਿ ਦਿਆਂ ਆ ਜਿਹੜਾ ਸ਼੍ਰੀ ਚੰਦ ਵਾਲਾ ਹੈ ਇਹ ਕੰਮ ਸਾਡੇ ਫਿੱਟ ਆਉਣ ਵਾਲਾ ਨਹੀਂ ਕੱਪੜੇ ਲਾਣੇ ਪੈਣਗੇ ਜੇ ਪੱਕਾ ਚੇਲਾ ਬਣਨਾ ਹੈ ਸਿਰ 'ਚ ਸਵਾਹ ਪਾਉਣੀ ਪਏਗੀ ਜੇ ਪੱਕਾ ਚੇਲਾ ਬਣਨਾ ਹੈ ਉਹ ਤੇ ਲੰਗੋਟ ਪਾਉਣ ਵਾਲਾ ਸੀ ਪੱਕਾ ਚੇਲਾ ਬਣਨਾ ਫਿਰ ਚੰਗੀ ਤਰ੍ਹਾਂ ਬਣ ਸਾਡੇ ਮਾਫ ਮਾਫੀ ਮੰਗ ਕੇ ਮੈਂ ਬੇਨਤੀ ਕੀਤੀ ਹੈ ਸਾਡੇ ਲਈ ਤੇ ਗੁਰੂ ਨਾਨਕ ਬਾਬਾ ਹੀ ਫਿੱਟ ਆਉਣਾ ਹੈ ਜਿਹੋ ਜੇ ਅਸੀਂ ਖੇਤੀਬਾੜੀ ਕਰਨ ਵਾਲੇ ਉਦਾਂ ਦੀ ਕਿਰਤ ਬਿਰਤ ਕਰਨ ਵਾਲਾ ਸਾਡਾ ਬਾਬਾ ਜਿਹੜਾ ਸਾਡੇ ਵਾਂਗੂ ਬਣ ਕੇ ਸਾਡੇ ਵਾਂਗੂ ਕੰਮਕਾਰ ਕਰਕੇ ਸਾਡੇ ਵਾਂਗੂ ਹੀ ਰਹਿ ਕੇ ਸਾਨੂੰ ਸਿੱਖਿਆ ਦੇ ਕੇ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ ਦੱਸਿਓ ਜੀ ਬਾਬੇ ਸ਼੍ਰੀ ਚੰਦ ਦੇ ਮਗਰ ਲੱਗਣਾ ਕਿ ਬਾਬੇ ਨਾਨਕ ਦੇ ਮਗਰ ਲੱਗਣਾ ਹੈ ਬਾਬੇ ਨਾਨਕ ਦੇ ਸਾਡੇ ਵਾਸਤੇ ਸਾਡਾ ਬਾਬਾ ਨਾਨਕ ਆ ਸਾਡੇ ਕੋਲ ਉਹਨਾਂ ਦੇ ਬਚਨ ਨੇ ਜੋ ਸਾਡੇ ਕੋਲ ਉਹਨਾਂ ਦੀ ਸਿੱਖਿਆ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਹੈ ਇੱਕ ਇੱਕ ਬਚਨ ਇਹਨਾਂ ਦਾ ਸੱਤ ਹੈ ਗੁਰੂ ਗ੍ਰੰਥ ਸਾਹਿਬ ਤੋਂ ਬੇਮੁਖ ਨਾ ਕਦੇ ਹੋਵੋ ਸਿੱਖੋ ਜੋ ਗੁਰੂ ਜੀ ਕਹਿੰਦੇ ਐ ਉਹਨਾਂ ਬਚਨਾਂ ਨੂੰ ਮੰਨਣ ਦੀ ਕੋਸ਼ਿਸ਼ ਕਰੋ ਸੋ ਜਿਹੜੀ ਗੱਲ ਚੱਲਦੀ ਸੀ ਕਿ ਗੁਰੂ ਵੇਖਣ ਦਾ ਵਿਸ਼ਾ ਨਹੀਂ ਗੁਰੂ ਸੁਣਨ ਦਾ ਵਿਸ਼ਾ ਹੈ ਜਿਹੜਾ ਬੰਦਾ ਗੁਰੂ ਨੂੰ ਵੇਖਣ ਦਾ ਵਿਸ਼ਾ ਬਣਾਉਂਦਾ ਬੜੇ ਵੱਡੇ ਭਲੇਖੇ ਵਿੱਚ ਗੁਰੂ ਸੁਣਨ ਦਾ ਤੇ ਸਮਝਣ ਦਾ ਵਿਸ਼ਾ ਹੁੰਦਾ ਹੈ ਦੱਸੋ ਜੀ ਜਰਾ ਇਧਰ ਜਵਾਬ ਦਿਓ ਸਿੰਘੋ ਜਿਹੜਿਆਂ ਜਲਾਦਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਭਾਇਆ ਸੀ ਦੱਸੋ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਸੀ ਕਿ ਨਹੀਂ ਸੀ ਕੀਤੇ ਬੋਲੋ ਸਿੰਘੋ ਕੀਤੇ ਸੀ ਪਰ ਉਹਨਾਂ ਨੇ ਤੇ ਸਿਰ ਚ ਰੇਤਾ ਪਾਤਾ ਉਹਨਾਂ ਨੇ ਤੇ ਤੱਤੀ ਤੇ ਵੀ ਤੇ ਪਾਤਾ ਗੁਰੂ ਅਰਜਨ ਦੇਵ ਜੀ ਕਿਉਂ ਪਾਇਆ ਬਾਲਾ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਵੇਖਿਆ ਐਦਾਂ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਸੁਣਿਆ ਜੇ ਸੁਣਦੇ ਫਿਰ ਬਦਲ ਜਾਂਦੇ ਨਾ ਬਦਲ ਜਾਂਦੇ ਨਾ ਜੀ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਧੜ ਤੋਂ ਜੁਦਾ ਕੀਤਾ ਦੱਸੋ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਰਸ਼ਨ ਕੀਤੇ ਕਿ ਨਹੀਂ ਕੀਤੇ ਨਹੀਂ ਸੀ ਕੀਤੇ ਕੀਤੇ ਸੀ ਪਰ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸੁਣਿਆ ਨਹੀਂ ਬਦਲੇ ਤਾਂ ਨਹੀਂ ਉਹ ਸੁਣਿਆ ਨਹੀਂ ਨਾ ਉਹਨਾਂ ਨੇ ਦੱਸੋ ਸਾਹਿਬਜ਼ਾਦਿਆਂ ਦੇ ਦਰਸ਼ਨ ਜਿਨ੍ਹਾਂ ਨੇ ਨੀਹਾਂ 'ਚ ਚਿਣਿਆ ਸੀ ਲਾਲਾਂ ਨੂੰ ਉਹਨਾਂ ਨੇ ਦਰਸ਼ਨ ਕੀਤੇ ਸੀ ਕਿ ਨਹੀਂ ਸੀ ਕੀਤੇ ਕੀਤੇ ਸੀ ਪਰ ਬਦਲੇ ਨਹੀਂ ਉਹ ਬਦਲੇ ਮੇਰੀ ਗੱਲ ਨੋਟ ਰੱਖਿਓ ਜਿੰਨਾ ਚਿਰ ਅਸੀਂ ਸੁਣਦੇ ਨਹੀਂ ਨਾ ਗੁਰੂ ਜੀ ਨੂੰ ਉਹਨਾਂ ਚਿਰ ਸਾਨੂੰ ਬਦਲਣ ਵਾਲਾ ਜੰਮਿਆ ਕੋਈ ਦੇਹ ਧਾਰ ਕੇ ਵੀ ਗੁਰੂ ਜੀ ਸਾਡੇ ਸਾਹਮਣੇ ਆ ਜਾਣ ਜੇ ਅਸੀਂ ਆਪਣੇ ਗੁਰੂ ਜੀ ਨੂੰ ਸੁਣਨਾ ਨਹੀਂ ਤੇ ਅਸੀਂ ਬਦਲਾਂਗੇ ਨਹੀਂ ਇਹ ਭੁੱਲ ਜੋ ਵੀ ਬੰਦੇ ਦਾ ਭਲਾ ਹੋ ਸਕਦਾ ਹੈ ਗੁਰੂ ਨੂੰ ਸੁਣੇ ਬਿਨਾ ਇਹ ਤੇ ਭੁੱਲ ਹੀ ਜਾਈ ਜਾਈ ਸਤਿਗੁਰ ਜੀ ਨੂੰ ਸੁਣੇ ਤੋਂ ਬਿਨਾ ਸਤਿਗੁਰ ਜੀ ਨੂੰ ਸਮਝੇ ਤੋਂ ਬਿਨਾ ਕਿਸੇ ਦਾ ਭਲਾ ਨਾ ਹੋਇਆ ਨਾ ਹੋਵੇਗਾ ਇਹ ਪੱਕੀ ਗੱਲ ਹੈ ਜਿਹੜਾ ਬੰਦਾ ਗੇੜੇ ਦੇ ਨੂੰ ਸਭ ਕੁਝ ਸਮਝ ਰਿਹਾ ਉਹ ਵੇਖੇ ਆਪਣੇ ਅੰਦਰ 50 ਸਾਲ ਤੋਂ ਬਾਅਦ ਵੀ ਅੱਜ ਵੀ ਉਹਦੇ ਅੰਦਰ ਹਰਿਆਵਲ ਨਹੀਂ ਆਈ ਖਾਲੀ ਅੱਜ ਵੀ ਉਹ ਰੋਜ਼ ਗੁਰਦੁਆਰੇ ਜਾਂਦਾ ਗੁਰਦੁਆਰੇ ਰਹਿੰਦਾ ਸਾਡੇ ਵਰਗੇ ਰਹਿੰਦੇ ਗੁਰਦੁਆਰਿਆਂ 'ਚ ਪਿਆਰਿਓ ਸਾਡੇ ਤੇ ਘਰ ਗੁਰਦੁਆਰਿਆਂ ਦੇ ਵਿੱਚ ਨੇ ਇਸ ਤੇ ਰਹਿائش ਗੁਰਦੁਆਰਿਆਂ ਦੇ ਸਾਡੀ ਜੇ ਗੁਰਦੁਆਰੇ ਵਿੱਚ ਜਾਣ ਕਿਹੜਾ ਦੇਣ ਨਾਲ ਫਾਇਦਾ ਹੁੰਦਾ ਹੈ ਫਿਰ ਤੇ ਗੁਰਦੁਆਰਿਆਂ 'ਚ ਰਹਿਣ ਵਾਲੇ ਸਾਰੇ ਬ੍ਰਹਮ ਗਿਆਨੀ ਚਾਹੀਦੇ ਸੀ ਦੱਸੋ ਬਣ ਗਏ ਗੁਰਦੁਆਰੇ 'ਚ ਰਹਿਣ ਵਾਲੇ ਬ੍ਰਹਮ ਗਿਆਨੀ ਕੀ ਗੁਰਦੁਆਰੇ 'ਚ ਰਹਿਣ ਵਾਲਿਆਂ ਦਾ ਸਾਰਿਆਂ ਦਾ ਭਲਾ ਹੋ ਗਿਆ ਸਾਰੇ ਗ੍ਰੰਥੀ ਅਸੀਂ ਗੁਰਦੁਆਰਿਆਂ 'ਚ ਹੀ ਰਹਿੰਦੇ ਆ ਕੀਰਤਨੀਏ ਗੁਰਦੁਆਰਿਆਂ 'ਚ ਹੀ ਰਹਿੰਦੇ ਆ ਮੈਨੂੰ ਲੱਗਦਾ ਸੀ ਆਮ ਲੋਕਾਂ ਨਾਲੋਂ ਜ਼ਿਆਦਾ ਵਿਗੜੇ ਹੋਏ ਆ ਆਪੋ ਸਤਨਾਮ ਸ੍ਰੀ ਵਾਹਿਗੁਰੂ ਸੱਚ ਹੈ ਵੀ ਅਸੀਂ ਜ਼ਿਆਦਾ ਵਿਗੜੇ ਹੋਏ ਆ ਮਨ ਕਰਕੇ ਸਾਡੀ ਦੂਰੀ ਹੈ ਮਨ ਕਰਕੇ ਦੂਰ ਆ ਇਹ ਇੱਕ ਨੁਕਤਾ ਦਿਮਾਗ ਵਿੱਚ ਰੱਖੋ ਗੁਰੂ ਸੁਣਨ ਦਾ ਵਿਸ਼ਾ ਹੈ ਸਮਝਣ ਦਾ ਵਿਸ਼ਾ ਹੈ ਮੰਨਣ ਦਾ ਵਿਸ਼ਾ ਹੈ ਗੁਰੂ ਵੇਖਣ ਦਾ ਵਿਸ਼ਾ ਨਹੀਂ ਧਰਮ ਜਗਤ ਵਿੱਚ ਵੇਖਣ ਨੂੰ ਦਰਸ਼ਨ ਨਹੀਂ ਕਹਿੰਦੇ ਸੁਣਨ ਸਮਝਣ ਮੰਨਣ ਨੂੰ ਦਰਸ਼ਨ ਕਹਿੰਦੇ ਐ ਤੇ ਹੁਣ ਹੁਣ ਅਗਲੀ ਗੱਲ ਦਾ ਜਵਾਬ ਦਿਓ ਸੁਣਨ ਲਈ ਗਿਆਨ ਚਾਹੀਦਾ ਹੈ ਤੇ ਵੇਖਣ ਲਈ ਦੇਹ ਚਾਹੀਦੀ ਹੈ ਠੀਕ ਹੈ ਗੱਲ ਸਾਡੇ ਕੋਲ ਹੁਣ ਕਿਹੜੀ ਚੀਜ਼ ਹੈ ਦੱਸੋ ਦੋਨਾਂ ਚੋਂ ਦੇਹ ਹੈ ਕਿ ਗਿਆਨ ਹੈ ਬੋਲੋ ਜੀ ਦੇਹ ਹੈ ਕਿ ਗਿਆਨ ਹੈ ਗਿਆਨ ਹੈ ਕਮਾਲ ਦੀ ਗੱਲ ਗੁਰੂ ਸਾਡੇ ਕੋਲ ਹੈ ਕਮਾਲ ਦੀ ਗੱਲ ਕਿੱਡੇ ਭਾਗਾਂ ਵਾਲੇ ਆਪਾਂ ਸਾਡੇ ਕੋਲ ਸੱਚਾ ਗਿਆਨ ਹੈ ਤੇ ਗਿਆਨ ਨੂੰ ਗੁਰੂ ਕਹਿਣ ਵਾਲੀ ਕੌਮ ਅੱਜ ਅਗਿਆਨੀਆਂ ਦੀ ਹੋ ਚੁੱਕੀ ਹੈ ਇੱਕੋ ਇੱਕ ਕੌਮ ਹੈ ਜੀ ਦੁਨੀਆ ਵਿੱਚ ਜਿਹੜੀ ਗਿਆਨ ਨੂੰ ਗੁਰੂ ਮੰਨਦੀ ਹੈ ਪਰ ਅਗਿਆਨੀ ਸਿਰੇ ਅਗਿਆਨੀ ਕਿਉਂ ਹੈ ਕਿਉਂਕਿ ਵੇਖਣ ਨੂੰ ਦਰਸ਼ਨ ਮੰਨੀ ਜਾਂਦੇ ਨੇ ਸਮਝਣ ਨੂੰ ਦਰਸ਼ਨ ਨਹੀਂ ਮੰਨਦੇ ਇੱਥੇ ਬੜਾ ਵੱਡਾ ਭਲੇਖਾ ਹੈ ਸੇਵਕ ਸਿੱਖ ਪੂਜਣ ਸਭ ਆਵੇ ਹੈ ਸਭ ਗਾਵੇ ਹਰ ਹਰ ਉਤਮ ਬਾਣੀ ਕਹਿੰਦੇ ਗਾਉਂਦੇ ਤੇ ਸਾਰੀ ਸਾਰੀ ਰਾਤ ਨੇ ਗਾਉਂਦੇ ਤੇ ਬਹਿ ਕੇ ਬਹੁਤ ਨੇ ਪਰ ਗਾਵਿਆ ਸੁਣਿਆ ਤਿੰਨ ਕਾ ਹਰ ਥਾਂਏ ਪਾਵੇ ਐਵੇਂ ਨਹੀਂ ਪੁੰਨ ਵੱਧ ਜਾਂਦੇ ਸਾਡੇ ਵਰਗੇ ਐਵੇਂ ਹੀ ਮਿੱਠੀਆਂ ਮਿੱਠੀਆਂ ਜੀਆਂ ਗੱਲਾਂ ਕਰਨਗੇ ਅਗੇ ਬਹਿ ਜੋ ਜੀ ਪੁੰਨਾਂ 'ਚ ਵਾਧਾ ਹੋ ਜਾਏਗਾ ਜਿੰਨਾ ਟਾਈਮ ਬੈਠੋਗੇ ਪੁੰਨ ਬਣਾ ਲੋ ਲੈ ਐ ਪੁੰਨ ਬਣਦੇ ਨੇ ਕਿਤੇ ਗੁਰੂ ਸਾਹਿਬ ਕਹਿੰਦੇ ਗਾਈ ਜਾਓ ਭਾਵੇਂ ਜਿੰਨਾ ਚਿਰ ਸੱਤ ਕਰਕੇ ਮੰਨੇਗਾ ਨਹੀਂ ਤੇਰਾ ਭਲਾ ਨਹੀਂ ਹੋ ਸਕਦਾ ਪੜੋ ਸੇਵਕ ਸਿੱਖ ਪੂਜਣ ਸਾਬ ਆਵੇ ਐਦਾਂ ਹੀ ਆਉਂਦੇ ਨੇ ਸਾਰੇ ਪੂਜਣ ਦੀ ਜਿਵੇਂ ਆਪਾਂ ਆਏ ਐਦਾਂ ਪੈਸੇ ਰੱਖਤੇ ਹੱਥ ਜੋੜ ਲੇ ਮੱਥਾ ਟੇਕ ਲਿਆ ਐਦਾਂ ਖੜ ਕੇ ਪੂਜਾ ਕਰਨ ਵਾਸਤੇ ਬਥੇਰੇ ਆਉਂਦੇ ਸੇਵਕ ਸਿੱਖ ਪੂਜਣ ਸਭ ਆਵਹਿ ਫਿਰ ਗਾਉਂਦੇ ਵੀ ਆ ਸਾਰੇ ਜਿਵੇਂ ਆਪਾਂ ਗਾ ਰਹੇ ਫੜੋ ਸੇਵਕ ਸਿੱਖ ਪੂਜਣ ਸਭ ਆਵੇ ਹੈ ਸਭ ਗਾਵੇ ਹਰ ਹਰ ਉਤਮ ਬਾਣੀ ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੇ ਜਿਨ ਸਤ ਗੁਰ ਕੀ ਆਗਿਆ ਸਤ ਸਤ ਕਰਮਾਨੀ ਗਾਵਿਆ ਸੁਣਿਆ ਤੇ ਕਿੰਨਾ ਦਾ ਥਾਂ ਪੈਂਦਾ ਜੀ ਜਿਨ੍ਹਾਂ ਨੇ ਗੁਰੂ ਜੀ ਦੀ ਆਗਿਆ ਨੂੰ ਸਤ-ਸਤ ਕਰਕੇ ਮੰਨਿਆ ਜਿਨ੍ਹਾਂ ਨੇ ਆਗਿਆ ਨੂੰ ਮੰਨਿਆ ਨਹੀਂ ਉਹਨਾਂ ਦਾ ਗਾਵਿਆ ਸੁਣਿਆ ਥਾਂ ਨਹੀਂ ਪੈਂਦਾ ਉਹਨਾਂ ਦਾ ਮੱਥਾ ਟੇਕਿਆ ਥਾਂ ਨਹੀਂ ਪੈਂਦਾ ਉਹਨਾਂ ਦਾ ਸਾਰੀ ਸਾਰੀ ਰਾਤ ਬਹਿਣਾ ਥਾਂ ਨਹੀਂ ਪੈਂਦਾ ਉਹਨਾਂ ਦੀਆਂ ਵੱਡੀਆਂ ਵੱਡੀਆਂ ਚੜਾਈਆਂ ਚੜ੍ਹਦੀਆਂ ਥਾਂ ਨਹੀਂ ਪੈਂਦੀਆਂ ਉਹਨਾਂ ਦਾ ਨੰਗੇ ਪੈਰੀ ਚੱਲ ਕੇ ਜਾਣਾ ਥਾਏ ਨਹੀਂ ਪੈਂਦਾ ਪਰਮੇ ਭੂਲਾ ਸਾਖਤ ਫਿਰਦਾ ਕਹਿੰਦੇ ਭਰਮਾਂ ਵਿੱਚ ਫਸਿਆ ਬੰਦਾ ਸਾਖਤ ਕਹਿੰਦੇ ਭਰਮਾਂ 'ਚ ਫਸਿਆ ਫਿਰਦਾ ਨੀਰ ਮਰੋਲਾ ਖੱਪ ਖੱਪ ਮਰਦਾ ਕਹਿੰਦੇ ਪਾਣੀ ਰਿੜਕਦਾ ਪਾਣੀ ਕਈ ਬੰਦੇ ਕਹਿ ਨਹੀਂ ਦਿੰਦੇ ਆਪੋ ਆਪਣੀ ਸ਼ਰਧਾ ਹੈ ਜੀ ਗਿਆਨ ਬਿਨਾ ਸ਼ਰਧਾ ਕੌਡੀ ਦੀ ਵੀ ਨਹੀਂ ਹੁੰਦੀ ਅਕਲ ਨਾਲ ਸ਼ਰਧਾ ਜਿਹੜੀ ਹੈ ਗਿਆਨ ਬਿਨਾ ਕੌਡੀ ਦੀ ਨਹੀਂ ਸ਼ਰਧਾ ਹੈ ਮਧਾਣੀ ਪਰ ਪਾਈ ਦੁੱਧ ਵਿੱਚ ਕਿਤੇ ਪਾਣੀ ਚ ਪਾ ਕੇ ਨਾ ਬਹਿ ਜੀ ਮਧਾਣੀ ਮਤਲਬ ਸ਼ਰਧਾ ਸ਼ਰਧਾ ਬਣਾਓ ਸਹੀ ਜਗ੍ਹਾ ਤੇ ਗਲਤ ਥਾਂ ਤੇ ਸ਼ਰਧਾ ਬਣਾ ਕੇ ਬਹਿ ਗਿਆ ਸਾਰੀ ਜ਼ਿੰਦਗੀ ਮਹਾਰਾਜ ਕਹਿੰਦੇ ਰਿੜਕਦਾ ਰਹੇਗਾ ਨਿਕਲਣਾ ਕੱਖ ਨਹੀਂ ਤੇਰੀ ਚਾਟੀ ਵੀ ਟੁੱਟ ਜਾਣੀ ਹੈ ਇੱਕ ਦਿਨ ਭਰਮੇ ਭੁੱਲਾ ਸਾਖਤ ਫਿਰਦਾ ਨੀਰ ਬਰੋਲਾ ਖੱਪ ਖੱਪ ਮਰਦਾ ਸ਼ਰਧਾ ਦੇ ਨਾਂ ਤੇ ਪਾਣੀ ਨਾ ਰਿੜਕੀ ਜਾਈ ਕਿਤੇ ਆਪੋ ਆਪਣੀ ਸ਼ਰਧਾ ਆਪੋ ਆਪਣੀ ਸ਼ਰਧਾ ਨਾ ਜੀ ਨਾ ਸ਼ਰਧਾ ਬਣਾਣੀ ਹੈ ਸਹੀ ਜਗ੍ਹਾ ਕਬੀਰਾ ਜਹਾਂ ਗਿਆਨ ਤਹ ਧਰਮ ਹੈ ਧਰਮ ਕਿੱਥੇ ਹੈ ਜੀ ਜਿੱਥੇ ਗਿਆਨ ਹੈ ਜੇ ਅਕਲ ਲੈ ਕੇ ਕਰੋ ਤੇ ਧਰਮ ਹੈ ਗਿਆਨ ਲੈ ਕੇ ਕਰੋ ਤੇ ਧਰਮ ਹੈ ਨਹੀਂ ਤੇ ਮਨ ਦਾ ਭਰਮ ਹੈ ਗੁਰੂ ਜੀ ਕੋਲ ਆਪਾਂ ਕੀ ਲੈਣ ਆਉਣਾ ਜੀ ਸੱਚਾ ਗਿਆਨ ਤਬੇਕ ਬੁੱਧ ਵਿਚਾਰਵਾਨ ਬੁੱਧੀ ਵਧੀਆ ਫੈਸਲੇ ਲੈਣ ਵਾਲੀ ਮਤ ਗੁਰੂ ਸਾਹਿਬ ਜੀ ਕੋਲੋਂ ਕੀ ਲੈਣ ਆਉਣਾ ਜੀ ਵਧੀਆ ਫੈਸਲੇ ਲੈਣ ਵਾਲੀ ਮਤ ਮਿਹਨਤ ਕਰਨ ਵਾਲੀ ਮਤ ਜ਼ਿੰਮੇਵਾਰੀਆਂ ਨਿਭਾਉਣ ਵਾਲੀ ਮਤ ਇਹ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਲੈਣ ਆਉਣਾ ਜੀ ਮੈਂ ਕੱਲ ਬੇਨਤੀ ਕੀਤੀ ਸੀ ਨਾ ਤੁਹਾਨੂੰ ਚੇਤਾ ਹੋਏਗਾ 1 ਮਿੰਟ ਲਈ ਫੇਰ ਦੁਹਰਾ ਦੇਣਾ 1 ਮਿੰਟ ਲਈ ਉਹ ਬੇਨਤੀ ਕੱਲ ਵਾਲੀ ਮੈਂ ਫੇਰ ਦੁਹਰਾ ਦੇਣਾ ਦੱਸੋ ਜਰਾ ਦੱਸਿਓ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਤੇ ਗੁਰਦੁਆਰੇ ਜਾਂਦੇ ਆ ਤੇ ਜੇ ਆਪਾਂ ਕਹੀਏ ਜੀ ਮੈਂ ਗੁਰਦੁਆਰਾ ਮੈਨੂੰ 50 ਸਾਲ ਹੋ ਗਏ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਠੀਕ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਤੇ ਅਗਲਾ ਕਹੇਗਾ ਗੁਰਦੁਆਰਿਓ ਤੈਨੂੰ ਕੀ ਮਿਲਿਆ ਤੇ ਤੂੰ ਕਹੇਗਾ ਜੀ ਪੁੱਤ ਮਿਲਿਆ ਤੇ ਕਾਮਰੇਡ ਬੰਦਾ ਜਿਹੜਾ ਰੱਬ ਨੂੰ ਮੰਨਦਾ ਹੀ ਨਹੀਂ ਉਹ ਕਹੇਗਾ ਮੇਰੇ ਕੋਲ ਦੋ ਨੇ ਹੁਣ ਬੋਲ ਤੂੰ ਕਹੇਗਾ ਮੈਨੂੰ ਕੋਠੀ ਦਿੱਤੀ ਹੈ ਰੱਬ ਨੇ ਉਹਨੇ ਕਹਿਣਾ ਤੇਰੇ ਨਾਲੋਂ ਵੱਡੀ ਹੈ ਮੇਰੀ ਕੋਠੀ ਰੱਬ ਨੂੰ ਮੈਂ ਗਾਲਾਂ ਕੱਢਦਾ ਰੋਜ਼ ਸਵੇਰੇ ਰੱਬ ਤੇ ਹੈ ਹੀ ਨਹੀਂ ਨਾ ਮੈਂ ਗੁਰੂ ਨੂੰ ਮੰਨਾਂ ਨਾ ਮੈਂ ਰੱਬ ਨੂੰ ਮੰਨਾਂ ਕੋਠੀ ਤੇ ਮੇਰੇ ਕੋਲ ਵੀ ਹੈ ਤੂੰ ਕਹੇਗਾ ਮੇਰਾ ਸਰੀਰ ਤੰਦਰੁਸਤੀ ਦਿੱਤੀ ਆ ਮੈਨੂੰ ਗੁਰੂ ਘਰ ਚੋਂ ਤੰਦਰੁਸਤੀ ਮਿਲੀ ਐ ਉਹਨੇ ਕਹਿਣਾ ਤੇਰੇ ਨਾਲੋਂ ਵੱਧ ਠੀਕ ਆ ਮੈਂ ਮੇਰੇ ਨਾਲ ਆ ਜਾ ਦੌੜ ਕੇ ਵੇਖ ਲੈ ਤੇਰੇ ਨਾਲੋਂ ਸਰੀਰ ਵੀ ਮੇਰਾ ਤਕੜਾ ਮੈਂ ਤੇ ਰੱਬ ਨੂੰ ਮੰਨਦਾ ਹੀ ਨਹੀਂ ਤੈਨੂੰ ਕੀ ਮਿਲਿਆ ਜਿਹੜਾ ਮੇਰੇ ਕੋਲ ਨਹੀਂ ਉਦੋਂ ਫਿਰ ਤੈਨੂੰ ਦੱਸਣਾ ਪੈਣਾ ਹੈ ਆ ਸੱਚਾ ਗਿਆਨ ਵਧੀਆ ਫੈਸਲੇ ਜ਼ਿੰਮੇਵਾਰੀ ਨਿਭਾਉਣੀ ਇਹ ਸਾਰਾ ਕੁਝ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਮਿਲਿਆ ਹੈ ਔਰੰਗਜ਼ੇਬ ਨਹੀਂ ਵਿਖਾ ਸਕਦਾ ਜੋ ਗੁਰੂ ਗੋਬਿੰਦ ਸਿੰਘ ਵਿਖਾ ਸਕਦੇ ਹੈ ਸਤਿ ਸ੍ਰੀ ਅਕਾਲ ਔਰੰਗਜ਼ੇਬ ਪ੍ਰਾਪਰਟੀਆਂ ਵਿਖਾ ਸਕਦਾ ਹੈ ਔਰੰਗਜ਼ੇਬ ਪ੍ਰਾਪਰਟੀਆਂ ਵਿਖਾ ਸਕਦਾ ਹੈ ਮਹਿਲ ਵਿਖਾ ਸਕਦਾ ਹੈ ਵੱਡੇ ਵੱਡੇ ਪਰ ਔਰੰਗਜ਼ੇਬ ਸਹੀ ਫੈਸਲੇ ਲੈਣ ਵਾਲੀ ਮਤ ਨਹੀਂ ਵਿਖਾ ਸਕਦਾ ਉਹ ਅਕਲ ਨਹੀਂ ਵਿਖਾ ਸਕਦਾ ਉਹ ਸੂਝ ਨਹੀਂ ਵਿਖਾ ਸਕਦਾ ਜੇ ਅਸੀਂ ਮਟੀਰੀਅਲ ਦਾ ਮਟੀਰੀਅਲ ਲੈਣ ਦੀਆਂ ਗੱਲਾਂ ਕਰਦੇ ਹੋ ਫਿਰ ਜਿਨ੍ਹਾਂ ਜਿਨ੍ਹਾਂ ਦੇ ਖਾਲਸੇ ਨਾਲ ਟੱਕਰ ਰਹੀ ਰਹੀ ਹੈ ਨਾ ਮਟੀਰੀਅਲ ਉਹਨਾਂ ਕੋਲ ਜ਼ਿਆਦਾ ਸੀ ਸਾਡੇ ਨਾਲ ਅੱਜ ਵੀ ਜ਼ਿਆਦਾ ਹੈ ਮਟੀਰੀਅਲ ਅੱਜ ਵੀ ਦੂਜਿਆਂ ਕੋਲ ਜ਼ਿਆਦਾ ਸਾਡੇ ਨਾਲੋਂ ਕਿਤੇ ਜ਼ਿਆਦਾ ਹੈ ਪਰ ਜੋ ਸਿੱਖ ਕੋਲ ਹੁੰਦਾ ਹੈ ਉਹ ਉਹਨਾਂ ਕੋਲ ਨਹੀਂ ਹੁੰਦਾ ਸਿੱਖ ਕੋਲ ਕੀ ਹੁੰਦਾ ਹੈ ਇੱਥੇ ਹੁੰਦਾ ਹੈ ਜੀ ਇੱਥੇ ਸੱਚਾ ਗਿਆਨ ਜੋ ਦਿਮਾਗ ਵਿੱਚ ਪੈਂਦਾ ਹੈ ਜੋ ਮਨ ਦਾ ਵਿਸ਼ਾ ਹੈ ਜੋ ਮਨ ਦਾ ਵਿਸ਼ਾ ਹੈ ਇਹ ਇਹ ਇਹ ਨਹੀਂ ਵਿਖਾ ਸਕਦਾ ਕੋਈ ਜੋ ਸਾਹਿਬਜ਼ਾਦੇ ਜੁਰਤ ਵਿਖਾ ਸਕਦੇ ਆ ਵੇਖਿਓ ਇੱਧਰ ਸੁਣਿਓ ਵੀ ਸਿੱਖੋ ਜੋ ਸਾਹਿਬਜ਼ਾਦੇ ਜੁਰਤ ਵਿਖਾ ਸਕਦੇ ਆ ਵਜੀਦਾ ਕੀ ਵਿਖਾਏਗਾ ਵਜੀਦਾ ਤੇ ਮਹਿਲ ਵਿਖਾ ਸਕਦਾ ਆਪਣੇ ਵਜੀਦੇ ਦੇ ਬੱਚੇ ਤੇ ਮਹਿਲ ਵਿਖਾ ਸਕਦੇ ਆ ਪਰ ਗੁਰੂ ਗੋਬਿੰਦ ਸਿੰਘ ਦੇ ਬੱਚੇ ਉਹ ਜੁਰਤ ਹਿੰਮਤ ਉਹ ਜਜ਼ਬਾ ਵਿਖਾ ਸਕਦੇ ਆ ਜਿਹੜਾ ਨੀਹਾਂ 'ਚ ਖੇਡਣ ਦਾ ਆਇਆ ਸੀ ਉਹ ਬਾਣੀ 'ਚੋਂ ਆਇਆ ਸੱਚਾ ਗਿਆਨ ਗੁਰੂ ਸਾਹਿਬ ਤੋਂ ਮਿਲਦਾ ਹੈ ਜੇ ਤੂੰ ਕਹਿੰਦਾ ਵੀ ਗੁਰਦੁਆਰੇ 'ਚੋਂ ਮੈਨੂੰ ਆਹ ਦਾਤ ਮਿਲ ਗਈ ਆਹ ਦਾਤ ਮਿਲ ਗਈ ਜਿਹੜੇ ਰੱਬ ਨੂੰ ਰੋਜ਼ ਗਾਲਾਂ ਕੱਢਦੇ ਨੇ ਤੇਰੇ ਤੋਂ ਵੱਧ ਦਾਤਾਂ ਵਿਖਾ ਸਕਦੇ ਆ ਉਹ ਤੇ ਰੱਬ ਨੂੰ ਮੰਨਦੇ ਹੀ ਨਹੀਂ ਕਿ ਸਾਡੇ ਪੁੱਤ ਨਹੀਂ ਹੋਏ ਕਿ ਸਾਡੇ ਵੀਜੇ ਨਹੀਂ ਲੱਗਦੇ ਇਸ ਕਰਕੇ ਇਸ ਨੁਕਤੇ ਨੂੰ ਜ਼ਰੂਰ ਸਮਝੋ ਅਸੀਂ ਗੁਰਦੁਆਰੇ ਕਾਦੇ ਲਈ ਆਉਣਾ ਜੀ ਸੱਚਾ ਗਿਆਨ ਲੈਣ ਲਈ ਵਧੀਆ ਫੈਸਲੇ ਕਰਨ ਵਾਲੀ ਮਤ ਲੈਣ ਲਈ ਗੁਰਦੁਆਰੇ ਆਉਣਾ ਹੈ ਜ਼ਿੰਦਗੀ ਦੇ ਫੈਸਲੇ ਵਧੀਆ ਵਧੀਆ ਲੈ ਸਕੀਏ ਅਸੀਂ ਤਾਂ ਗੁਰਦੁਆਰੇ ਆ ਕੇ ਮੱਥਾ ਟੇਕਣਾ ਹੈ ਇਹ ਕੱਲ ਵੀ ਗੱਲ ਹੋਈ ਸੀ ਅੱਜ ਕਿਰਪਾ ਕਰਕੇ ਇਸ ਨੁਕਤੇ ਨੂੰ ਜ਼ਰੂਰ ਸਮਝਣ ਦੀ ਖੇਚਲ ਕਰੋ ਤੇ ਜਦੋਂ ਆਪਾਂ ਸੱਚਾ ਗਿਆਨ ਇੱਥੇ ਬੈਠ ਕੇ ਲੈ ਰਹੇ ਆ ਤਾਂ ਪੁੰਨ ਇਹ ਸੋਚ ਕੇ ਆਈਏ ਕਿ ਮੈਂ ਗੁਰਦੁਆਰੇ ਸੱਚਾ ਗਿਆਨ ਇਹ ਕੀ ਹੋਇਆ ਬਈ ਫਿਰ ਹੋ ਰਿਹਾ ਪਤਾ ਨਹੀਂ ਲੱਗ ਰਿਹਾ ਕਿੱਥੋਂ ਹੋ ਰਿਹਾ ਮਾਈਕ ਬੰਦ ਕਰਕੇ ਵੇਖ ਲੈ ਸਾਰੇ ਪਾਣੀ ਪੱਤਦਾ ਤੇ ਸਿਸਟਮ ਹੀ ਹੋਰ ਤਰ੍ਹਾਂ ਦਾ ਪਹਿਲਾਂ ਲੋਕ ਨਹੀਂ ਸੀ ਟਿਕਦੇ ਅੱਜ ਸਾਊਂਡ ਨਹੀਂ ਟਿਕਦਾ ਕੱਲ ਮੈਂ ਔਖਾ ਸੀ ਇਸ ਕਰਕੇ ਵੀ ਅੱਜ ਥੋੜਾ ਜਿਹਾ ਤੁਸੀਂ ਟਿਕੇ ਹੋਏ ਹੋ ਅੱਜ ਆ ਕਰ ਕਰ ਚੱਲ ਪਈ ਚਲੋ ਕੋਈ ਨਹੀਂ ਹੋ ਜਾਣਾ ਜੀ ਠੀਕ ਕੋਈ ਆਓ ਜਰਾ ਆਪਾਂ ਧਿਆਨ ਹਾਜ਼ਰੀ ਰੱਖੀਏ ਵੇਖੋ ਇੱਕ ਵਾਰੀ ਬੰਦਾ ਨਾ ਰਾਹ ਪੈ ਜੇ ਤੁਰ ਤੇ ਉਹਨੇ ਆਪੇ ਪੈਣਾ ਇੱਕ ਵਾਰੀ ਨਾ ਮਾੜੀ ਦੀ ਗੱਲ ਕਲੀਅਰ ਹੋ ਜਾਣੀ ਚਾਹੀਦੀ ਵੇਖੋ ਜਿਹੜਾ ਇੱਕ ਸ਼ਬਦ ਆਉਂਦਾ ਵੀ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਦਿਖਾਏ ਜੀ ਜਿਹੜਾ ਛਿਨ ਹੈ ਛਿਨ ਨਾਲ ਕੀ ਬਣ ਜਾਂਦਾ ਵੀ ਛਿਨ ਮਾੜਾ ਜਾਂ ਛਿਨ ਦਾ ਮਤਲਬ ਕੀ ਹੋਇਆ ਅੱਖ ਚਮਕਣ ਦੇ ਸਮੇਂ ਕਿ ਜਿੰਨਾ ਹੀ ਇਹਦੇ ਨਾਲ ਕੀ ਹੋ ਜਾਂਦਾ ਹੈ ਜਿਹੜਾ ਇੱਕ ਛਿਨ ਹੈ ਇਹਦੇ ਨਾਲ ਕੀ ਮਿਲਦਾ ਹੈ ਇੱਧਰ ਧਿਆਨ ਰੱਖਿਓ ਸਿੰਘੋ ਆਪਾਂ ਇੱਧਰ ਹੀ ਰੱਖਿਓ ਕੋਈ ਨਹੀਂ ਕਰਰ ਕਰਰ ਹੋਈ ਜਾਣ ਦਿਓ ਬਥੇਰਾ ਰੌਲੇ ਨੇ ਦੁਨੀਆ 'ਚ ਪਈ ਜਾਣ ਦਿਓ ਇਹਨੂੰ ਵੀ ਵਿੱਚ ਹੀ ਪਈ ਉਹ ਕਹਿੰਦੇ ਕੀ ਹੋ ਗਿਆ ਤੈਨੂੰ ਕਹਿੰਦਾ ਸ਼ੂਗਰ ਹੋ ਗਈ ਕਹਿੰਦੇ ਬੜਾ ਮਾੜਾ ਹੋਇਆ ਕਹਿੰਦਾ ਜਿੱਥੇ ਇੰਨਾ ਕੋਈ ਤੁਰਿਆ ਫਿਰਦਾ ਵਿੱਚ ਹੀ ਇਹ ਤੁਰੀ ਫਿਰੂ ਸ਼ੂਗਰ ਵਿੱਚ ਹੀ ਇਹ ਤੁਰੀ ਫਿਰੇਗੀ ਅੱਗੇ ਥੋੜਾ ਇਹਦੇ ਸਰੀਰ 'ਚ ਇੰਨਾ ਕੁਝ ਤੁਰਿਆ ਫਿਰਦਾ ਵਿੱਚ ਹੀ ਸ਼ੂਗਰ ਤੁਰੀ ਫਿਰੇਗੀ ਹੁਣ ਕੋਈ ਨਹੀਂ ਐਦਾਂ ਹੀ ਰੱਖੋ ਫਿਰ ਅੱਗੇ ਰੌਲੇ ਥੋੜੇ ਨੇ ਅੰਦਰ ਵਾਲਾ ਕਦੇ ਚੁੱਪ ਹੀ ਨਹੀਂ ਇੱਕ ਰੌਲਾ ਇਹ ਸਹੀ ਫਿਰ ਹੋਰ ਕੀ ਅੱਗੇ ਅੰਦਰ ਕਿਹੜਾ ਘੱਟ ਰੌਲੇ ਪਏ ਰਹੇ ਕਿੰਨੇ ਰੌਲੇ ਪਏ ਆਪਾਂ ਧਿਆਨ ਹਾਜ਼ਰ ਰੱਖੋ ਗੈਰ ਹਾਜ਼ਰ ਨਾ ਹੋਵੋ ਕਿਰਪਾ ਕਰਕੇ ਹਾਜ਼ਰ ਰਹੋ ਬਈ ਕੀ ਗੱਲ ਚੱਲਦੀ ਹਾਂ ਸਗਲ ਭਵਨ ਕੇ ਨਾਇਕ ਇੱਕ ਛਿਨ ਦਰਸ਼ ਦਿਖਾਏ ਜੀ ਹੁਣ ਛਿਨ ਨਾਲ ਕੀ ਹੋ ਜਾਏਗਾ ਛਿਨ ਦਾ ਮਤਲਬ ਕੀ ਹੈ ਵੀ ਅੱਖ ਚਮਕਣ ਦੇ ਸਮੇਂ ਜਿੰਨਾ ਦਰਸ਼ਨ ਹੋ ਜਾਣ ਇਹਦੇ ਨਾਲ ਕੀ ਹੋ ਜਾਂਦਾ ਹੈ ਬਈ ਮੇਰੇ ਰੱਬ ਜੀ ਮੈਨੂੰ ਇੱਕ ਛਿਨ ਲਈ ਅਹਿਸਾਸ ਕਰਾਓ ਐਦਾਂ ਦੱਸੋ ਮਾੜਾ ਜਿਹਾ ਵੀ ਤੂੰ ਹੈ ਅਹਿਸਾਸ ਤੇ ਹੋ ਜਾਏਗਾ ਕੀ ਹੋਏਗਾ ਜੀ ਇਹਦੇ ਨਾਲ ਇੱਕ ਤੇ ਮੇਰੇ ਵਿੱਚ ਪਰਪੱਕਤਾ ਆ ਜਾਏਗੀ ਇੱਕ ਮੇਰਾ ਹੌਸਲਾ ਵੱਧ ਜਾਏਗਾ ਭਰੋਸਾ ਪੱਕਾ ਹੋ ਜਾਏਗਾ ਨਾ ਮੇਰਾ ਵੇਖਿਓ ਜਿਵੇਂ ਐਗਜ਼ੈਂਪਲ ਨਾਲ ਗੱਲ ਜਲਦੀ ਸਮਝ ਆ ਜਾਂਦੀ ਹੈ ਆਪਾਂ ਬੇਪੇਤੇ ਰਾਹ ਤੇ ਜਾ ਰਹੇ ਹੋਈਏ ਬੇਪੇਤਾ ਰਾਹ ਹੋਵੇ ਬਿਜਲੀ ਲਿਸ਼ਕੇ ਬਿਜਲੀ ਬਿਜਲੀ ਦੀ ਚਲਕੋਰ ਵੱਜੀ ਲਸ਼ਕਾਰਾ ਪਿਆ ਉਹ ਦੂਰ ਤੱਕ ਦਿਸ ਗਿਆ ਵੀ ਰਾਹ ਸਿੱਧਾ ਹੈ ਪਾਣੀ ਨਹੀਂ ਅੱਗੇ ਕਿਉਂਕਿ ਲਸ਼ਕਾਰੇ ਨਾਲ ਐ ਦਿਸ ਗਿਆ ਵੀ ਉਹ ਰਾਹ ਸਿੱਧਾ ਹੈ ਦਿਸ ਗਿਆ ਲੋ ਇੱਕ ਤੇ ਤੁਰਨ ਵਾਲੇ ਦੀ ਚਾਲ ਵੱਧ ਗਈ ਚਾਲ ਵੀ ਵੱਧ ਗਈ ਬਾਕੀ ਉਹਦਾ ਭਰੋਸਾ ਪੱਕਾ ਹੋ ਗਿਆ ਹੁਣ ਉਹਦੀ ਸਪੀਡ ਵੱਧ ਜਾਏਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹੜਾ ਇੱਕ ਛੇਨ ਹੈ ਨਾ ਇਹ ਬੜਾ ਕਮਾਲ ਦਾ ਹੈ ਜਿਹੜੇ ਬੰਦੇ ਦੀ ਜ਼ਿੰਦਗੀ ਵਿੱਚ ਇੱਕ ਛੇਨ ਆਏਗਾ ਉਹਦੀ ਜ਼ਿੰਦਗੀ 'ਚ ਪਲ ਵੀ ਆਏਗਾ ਉਹਦੀ ਜ਼ਿੰਦਗੀ ਵਿੱਚ ਚੱਸਾ ਵੀ ਆਏਗਾ ਉਹਦੀ ਜ਼ਿੰਦਗੀ 'ਚ ਪੈਰ ਵੀ ਆਏਗਾ ਉਹਦੀ ਜ਼ਿੰਦਗੀ ਵਿੱਚ ਘੜੀ ਵੀ ਆਏਗੀ ਪੈਰ ਵੀ ਆਏਗਾ ਉਹਦੀ ਜ਼ਿੰਦਗੀ ਵਿੱਚ ਇੱਕ ਦਿਨ ਵੀ ਆਏਗਾ ਉਹਦੀ ਜ਼ਿੰਦਗੀ 'ਚ ਇੱਕ ਮਹੀਨਾ ਵੀ ਆਏਗਾ ਉਹਦੀ ਜ਼ਿੰਦਗੀ 'ਚ ਸਾਲ ਵੀ ਆਏਗਾ ਇੱਕ ਛੇ ਨਾ ਆਵੇ ਮੈਂ ਬੇਨਤੀ ਕੀ ਕਰਦਾ ਹੈ ਕਈ ਗੱਲਾਂ ਜਿਵੇਂ ਹੁਣ ਆਪਾਂ ਆਹ ਨੁਕਤਾ ਜੇ ਸਾਡੇ ਸਾਰਿਆਂ ਦੇ ਦਿਮਾਗ 'ਚ ਕਲਿੱਕ ਹੋ ਗਿਆ ਵੀ ਗੁਰੂ ਵੇਖਣ ਦਾ ਵਿਸ਼ਾ ਨਹੀਂ ਇਹ ਛੇ ਨਾ ਆਉਣ ਦੀ ਗੱਲ ਹੈ ਇਹ ਵੀ ਇਹਦੇ ਨਾਲ ਕੀ ਹੋਏਗਾ ਇੱਕ ਵਾਰੀ ਬੰਦੇ ਨੂੰ ਇਹ ਸਿੱਧਾ ਕਰ ਦਿਓ ਵੀ ਆਹ ਰਾਹ ਹੈ ਬਾਕੀ ਤੇ ਫਿਰ ਆਪੇ ਹੀ ਤੁਰੇਗਾ ਹੁਣ ਕੀ ਪ੍ਰੋਬਲਮ ਹੈ ਹੁਣ ਤੁਰਦਾ ਵੀ ਹੈ ਬਲਦ ਦੀਆਂ ਅੱਖਾਂ ਤੇ ਪੱਟੀ ਵੱਜੀ ਆ ਉਹਨੂੰ ਲੱਗਦਾ ਹੈ ਮੈਂ ਬਹੁਤ ਦੂਰ ਪਹੁੰਚ ਗਿਆ ਪਹੁੰਚਦਾ ਕਿਤੇ ਵੀ ਨਹੀਂ ਗੇੜੇ ਤੇ ਬਹੁਤ ਦਿੰਦਾ ਹੈ ਤੁਰੀ ਜਾਂਦਾ ਤੁਰੀ ਜਾਂਦਾ ਸਾਰਾ ਦਿਨ ਖੂਹ ਦੇ ਆਲੇ ਦੁਆਲੇ ਘੁੰਮੀ ਜਾਂਦਾ ਹੈ ਪਹੁੰਚਦਾ ਕਿਤੇ ਵੀ ਨਹੀਂ ਜਦੋਂ ਸ਼ਾਮ ਨੂੰ ਅੱਖਾਂ ਤੋਂ ਪੱਟੀ ਖੋਲੀ ਉੱਥੇ ਦਾ ਉੱਥੇ ਅਪੜਿਆ ਤੇ ਨਹੀਂ ਕਿਤੇ ਆ ਜਿਹੜੀਆਂ ਗੱਲਾਂ ਜਦੋਂ ਐ ਕਲਿੱਕ ਹੋ ਜਾਂਦੀਆਂ ਨੇ ਫਿਰ ਬੰਦਾ ਨਾ ਉਹਦੀ ਸਪੀਡ ਵੱਧਦੀ ਹੈ ਉਹਨੂੰ ਭਰੋਸਾ ਵੱਜ ਜਾਂਦਾ ਵੀ ਯਾਰ ਜਿੱਧਰ ਜਾ ਰਿਹਾ ਨਾ ਇਹ ਸਹੀ ਹੈ ਮੈਂ ਜਿਸ ਮਾਰਗ ਤੇ ਤੁਰਿਆ ਇਹ ਮਾਰਗ ਠੀਕ ਹੈ ਇੱਕ ਵਾਰੀ ਬਸ ਐ ਸਿੱਧਾ ਕਰਨਾ ਹੈ ਇੱਕ ਵਾਰੀ ਸਿੱਧਾ ਜਦੋਂ ਨਾ ਜਹਾਜ਼ ਥੱਲੇ ਹੁੰਦਾ ਹੈ ਉਹਨਾਂ ਚੇਰੀ ਹੀ ਡਾਵਾਂ ਡੋਲ ਜਾ ਹੁੰਦਾ ਹੈ ਜਦੋਂ ਉਹ ਟੇਕ ਆਫ ਕਰਦਾ ਹੈ ਨਾ ਉਦੋਂ ਤੇ ਬਹੁਤ ਹਿੱਲਦਾ ਹੈ ਜਦੋਂ ਇੱਕ ਵਾਰੀ ਉੱਪਰ ਚਲਿਆ ਜਾਂਦਾ ਹੈ ਬੱਦਲਾਂ ਤੋਂ ਉੱਪਰ ਚਲਿਆ ਜਾਂਦਾ ਹੈ ਫਿਰ ਡੋਲਣੋਂ ਹਟ ਜਾਂਦਾ ਸਿੱਧਾ ਕਰ ਲੈਂਦੇ ਨੇ ਨਾ ਜਦੋਂ ਉਹ ਜਦੋਂ ਲੰਡਨ ਨੂੰ ਸਿੱਧਾ ਕਰ ਲਿਆ ਜਦੋਂ ਐ ਸਿੱਧਾ ਕਰ ਲੈਣਾ ਫਿਰ ਉਹ ਫਿਰ ਉਹ ਕਹਿੰਦੇ ਖੋਲ ਲਓ ਹੁਣ ਤੁਸੀਂ ਆ ਆਪਣੀਆਂ ਜਿਹੜੀਆਂ ਬੈਲਟਾਂ ਬੰਨੀਆਂ ਨੇ ਨਾ ਖੋਲ ਲਓ ਹੁਣ ਤੁਰ ਫਿਰ ਲਓ ਹੁਣ ਰੋਟੀ ਪਾਣੀ ਖਵਾ ਦੇਾਂਗੇ ਤੁਹਾਨੂੰ ਹੁਣ ਉੱਠ ਵੀ ਪਾਉ ਪਾਵੇਂ ਹੁਣ ਨਹੀਂ ਖਤਰਾ ਕੋਈ ਇੱਕ ਵਾਰੀ ਉੱਪਰ ਚਲੇ ਗਏ ਤੁਸੀਂ ਡਾਵਾਂ ਡੋਲ ਬੰਦਾ ਜਿੰਨਾ ਚਿਰ ਰਹਿੰਦਾ ਹੈ ਨਾ ਉਹ ਥੱਲੇ ਹੀ ਹੈ ਜਦੋਂ ਇੱਕ ਵਾਰੀ ਮੰਜ਼ਲ ਕਲੀਅਰ ਦਿਸ ਗਈ ਨਾ ਉਸ ਤੋਂ ਬਾਅਦ ਨਹੀਂ ਹਿੱਲਾਂਗੇ ਕਿਰਪਾ ਕਰਕੇ ਇਹ ਨਿੱਕੇ ਨਿੱਕੇ ਨੁਕਤੇ ਨੇ ਜੇ ਦਿਮਾਗ ਵਿੱਚ ਆ ਜਾਣਗੇ ਹੁਣ ਆਪਾਂ ਗੱਲ ਕਰਦੇ ਆਂ ਪਾਪ ਪੁੰਨ ਦੀ ਪਾਪ ਪੁੰਨ ਫਿਜ਼ੀਕਲੀ ਨਹੀਂ ਸਾਰਾ ਧਰਮ ਮਨ ਦਾ ਵਿਸ਼ਾ ਹੈ ਸੁਣਨਾ ਮੰਨਨੇ ਐ ਸਮਝਣਾ ਮੰਨਨੇ ਐ ਬਦਲਣਾ ਮੰਨਨੇ ਐ ਸ਼ਾਂਤ ਮੰਨਨੇ ਹੋਣਾ ਹੈ ਤੇ ਫਿਰ ਪਾਪ ਪੁੰਨ ਫਿਜ਼ੀਕਲੀ ਕਿਵੇਂ ਹੋ ਗਿਆ ਪਾਪ ਪੁੰਨ ਵੀ ਮਨ ਦਾ ਵਿਸ਼ਾ ਹੈ ਇੱਥੇ ਬੈਠਿਆਂ ਤੇ ਇਹ ਨਹੀਂ ਸੋਚਿਆ ਜਾਏਗਾ ਵੀ ਅਸੀਂ ਸਰੀਰ ਕਰਕੇ ਇੱਥੇ ਬੈਠੇ ਆ ਇਹ ਵੇਖਿਆ ਜਾਣਾ ਹੈ ਵੀ ਮਨ ਤੇਰੇ ਵਿੱਚ ਕੀ ਚੱਲਦਾ ਹੈ ਜੇ ਮੇਰੇ ਮਨ ਵਿੱਚ ਇਹ ਚੱਲਦਾ ਹੈ ਵੀ ਮੇਰੇ ਵਰਗਾ ਗਿਆਨੀ ਕੋਈ ਨਹੀਂ ਫਿਰ ਮੇਰਾ ਇੱਥੇ 2 ਘੰਟੇ ਲਾਉਣ ਦਾ ਕੋਈ ਫਾਇਦਾ ਨਹੀਂ ਗਾਇਬੋ ਸੁਣਾਏ ਬੋ ਨਾ ਕਸ਼ੂ ਤੈਸੇ ਗੁਰ ਉਪਦੇਸ਼ ਬਿਨ ਧ੍ਰਿਗ ਚੁਤਰਾਈ ਗਾਉਣਾ ਵਜਾਉਣਾ ਸੁਣਾਉਣਾ ਕਹਿੰਦੇ ਕਿਸੇ ਲੇਖੇ 'ਚ ਪੈਂਦਾ ਹੀ ਨਹੀਂ ਪਾਈ ਫਿਰ ਕਿਸੇ ਲੇਖੇ 'ਚ ਨਹੀਂ ਪੈਂਦਾ ਪਾਪ ਪੁੰਨ ਵੀ ਫਿਜ਼ੀਕਲੀ ਨਹੀਂ ਮਨ ਤੇ ਡਿਪੈਂਡ ਕਰਦਾ ਹੈ ਐਸ ਵੇਲੇ ਇੱਥੇ ਬੈਠਿਆਂ ਦੇ ਸਾਡੇ ਮਨ ਵਿੱਚ ਕੀ ਚੱਲਦਾ ਹੈ ਸਿੰਘੋ ਦੱਸਿਓ ਭਲਾ ਹਾਂਜੀ ਦੱਸਿਓ ਜਰਾ 1 ਮਿੰਟ ਧਿਆਨ ਨਾਲ ਸੁਣਿਓ ਕਿਰਪਾ ਕਰਕੇ ਦੱਸੋ ਵੀ ਕੁੱਤੇ ਨੂੰ ਮਾਰਨਾ ਪਾਪ ਹੈ ਕਿ ਪੁੰਨ ਹੈ ਦੱਸੋ ਜੀਵ ਹੱਤਿਆ ਕਰਨੀ ਮਾੜੀ ਹੈ ਕਿ ਚੰਗੀ ਹੈ ਸਿੱਧੀ ਜੀ ਗੱਲ ਦੱਸੋ ਮਾੜੀ ਹੈ ਕੁੱਤਾ ਮਾਰਨਾ ਪਾਪ ਹੈ ਕਿ ਪੁੰਨ ਹੈ ਬੋਲੋ ਜੀ ਪਾਪ ਹੈ ਹਲਕਾ ਕੁੱਤਾ ਦੱਸੋ ਸੋਚ ਕੇ ਦੱਸਿਓ ਹਲਕਾ ਕੁੱਤਾ ਪਾਪ ਹੈ ਕਿ ਪੁੰਨ ਹੈ ਕੁੱਤਾ ਤੇ ਕੁੱਤਾ ਹੀ ਹੈ ਹੁਣ ਤੁਸੀਂ ਕਹਿੰਦੇ ਸੀ ਪਾਪ ਹੈ 1 ਮਿੰਟ 'ਚ ਕਹਿੰਦੇ ਹੋ ਪੁੰਨ ਹੈ ਦੱਸਿਓ 1 ਮਿੰਟ ਸੁਣਿਓ ਹਲਕਾ ਕੁੱਤਾ ਮਾਰਨਾ ਪਾਪ ਹੈ ਕਿ ਪੁੰਨ ਹੈ ਪੁੰਨ ਹੈ ਕੁੱਤਾ ਮਾਰਨਾ ਪਾਪ ਹੈ ਹਲਕਾ ਕੁੱਤਾ ਮਾਰਨਾ ਪੁੰਨ ਹੈ ਕਿਉਂ ਭਲਾ ਜੇ ਹਲਕਾ ਕੁੱਤਾ ਨਾ ਮਾਰਦੇ ਉਹਨੇ ਹੋਰਾਂ ਕਈਆਂ ਨੂੰ ਮਾਰ ਦੇਣਾ ਸੀ ਆਖੋ ਸਤਨਾਮ ਹਲਕਾ ਕੁੱਤਾ ਤਾਂ ਮਾਰਿਆ ਫਿਜ਼ੀਕਲੀ ਨਹੀਂ ਪਾਪ ਪੁੰਨ ਹੁੰਦਾ ਪਾਪ ਪੁੰਨ ਸੋਚ ਤੇ ਡਿਪੈਂਡ ਕਰਦਾ ਹੈ ਪਾਪ ਪੁੰਨ ਸੋਚ ਤੇ ਡਿਪੈਂਡ ਕਰਨਾ ਇੱਧਰ ਧਿਆਨ ਰੱਖਿਓ ਬਈ ਇਹ ਹੁਣ ਕਿਵੇਂ ਠੀਕ ਹੋ ਗਿਆ ਬਈ ਗਿਆ ਹੋਇਆ ਉਹ ਠੀਕ ਹੈ ਹੁਣ ਲੱਭ ਗਿਆ ਨੁਕਸ ਚਲੋ ਸ਼ੁਕਰ ਹੈ ਲੋ ਇੱਧਰ ਹੁਣ ਧਿਆਨ ਰੱਖਿਓ ਸਿੰਘੋ ਜਰਾ ਧਿਆਨ ਰੱਖਿਓ ਵੇਖਿਓ ਕਿਸੇ ਬੰਦੇ ਦੇ ਘਰ ਵਿੱਚ ਚੋਰ ਆ ਗਿਆ ਉਸ ਬੰਦੇ ਨੂੰ ਮਾਰ ਦਿੱਤਾ ਗਿਆ ਆਏ ਨੂੰ ਕਤਲ ਕਰਨ ਵਾਸਤੇ ਆਇਆ ਸੀ ਉਹਨੂੰ ਮਾਰ ਦਿੱਤਾ ਗਿਆ ਕਿਉਂ ਮਾਰਿਆ ਜੇ ਉਹਨੂੰ ਨਾ ਮਾਰਦੇ ਉਹਨੇ ਸਾਡਾ ਸਾਰਾ ਟੱਬਰ ਮਾਰ ਦੇਣਾ ਸੀ ਉਹਦਾ ਮਾਰਨਾ ਪਾਪ ਹੈ ਕਿ ਪੁੰਨ ਹੈ ਫਿਰ ਬਚਾ ਲਿਆ ਸੋਚ ਚੰਗੀ ਹੈ ਸਿੱਧੀ ਜੀ ਗੱਲ ਹੈ ਯਾਰ ਸਿੱਧੀ ਜੀ ਗੱਲ ਹੈ ਵੀ ਡਾਕਟਰ ਨੇ ਬੰਦਾ ਬਚਾਣਾ ਸੀ ਆਪਰੇਸ਼ਨ ਕਰਦਿਆਂ ਕੋਈ ਨਾੜੀ ਗਲਤ ਕੱਟੀ ਗਈ ਬੰਦਾ ਮਰ ਗਿਆ ਪਰ ਡਾਕਟਰ ਨੂੰ ਸਜ਼ਾ ਹੋਏਗੀ ਨਹੀਂ ਕਿਉਂ ਉਹਦੀ ਸੋਚ ਤੇ ਬਚਾਉਣ ਦੀ ਸੀ ਉਹ ਗੱਲ ਵੱਖ ਹੈ ਵੀ ਬੰਦਾ ਮਰ ਗਿਆ ਉਹ ਗੱਲ ਵੱਖ ਹੈ ਬੰਦਾ ਮਰ ਗਿਆ ਸੋਚ ਤੇ ਬਚਾਉਣ ਦੀ ਸੀ ਚਾਹੁੰਦਾ ਤੇ ਬਚਾਣਾ ਸੀ ਨਾ ਉਹਦੀ ਭਾਵਨਾ ਕੀ ਸੀ ਬਚਾਉਣਾ ਤੇ ਜੱਜ ਕਹੇਗਾ ਭਾਵਨਾ ਨਹੀਂ ਸੀ ਮਾੜੀ ਬੰਦਾ ਮਰ ਗਿਆ ਗੱਲ ਵੱਖਰੀ ਹੈ ਤੇ ਜੇ ਬੰਦਾ ਬਚ ਜਾਵੇ ਭਾਵਨਾ ਹੋਵੇ ਮਾਰਨ ਦੀ ਡਾਕੂ ਲੱਗਿਆ ਸੀ ਮਾਰਨ ਬੰਦਾ ਬਚ ਗਿਆ ਫਿਰ ਵੀ ਕੀ ਹੁੰਦਿਆ ਇਰਾਦਾ ਕਤਲ ਕੇਸ ਫਿਰ ਵੀ ਪਏਗਾ ਖੋ ਸਤਨਾਮ ਸ੍ਰੀ ਵਾਹਿਗੁਰੂ ਨਾਲੇ ਬੰਦਾ ਬਚ ਗਿਆ ਫਿਰ ਵੀ ਸਜ਼ਾ ਹੈ ਗੱਲ ਇਰਾਦੇ ਦੀ ਹੈ ਜੀ ਬਾਹਰਲੇ ਜੱਜ ਵੀ ਕਹਿਣਗੇ ਇਰਾਦਾ ਕਤਲ ਸੀ ਬੰਦਾ ਬਚ ਗਿਆ ਗੱਲ ਵੱਖ ਹੈ ਡਾਕਟਰ ਦਾ ਇਰਾਦਾ ਮਾਰਨ ਦਾ ਨਹੀਂ ਸੀ ਬੰਦਾ ਮਰ ਗਿਆ ਇਹ ਗੱਲ ਵੱਖ ਹੈ ਇਸੇ ਤਰ੍ਹਾਂ ਚੇਤਾ ਰੱਖਿਓ ਗੁਰਦੁਆਰੇ ਆਉਣ ਵਾਲਿਓ ਮੱਥਾ ਟੇਕਣ ਵਾਲਿਓ ਰੁਮਾਲੇ ਚੜਾਉਣ ਵਾਲਿਓ ਖੰਡ ਪਾਠ ਕਰਾਉਣ ਵਾਲਿਓ ਗੱਲ ਇਰਾਦੇ ਤੇ ਖੜੀ ਏ ਤੇਰੇ ਇਰਾਦੇ ਕੀ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਾਪ ਪੁੰਨ ਉਦਾਂ ਹੀ ਨਾ ਮੰਨ ਕੇ ਬਹਿ ਜੀ ਕਿਤੇ ਵੀ ਮੈਂ ਗੁਰਦੁਆਰੇ ਮੱਥਾ ਟੇਕਣ ਜਾਣਾ ਜੇ ਤੇਰਾ ਇਰਾਦਾ ਇਹ ਹੈ ਵੀ ਦਿਨੇ 5-7 ਨੂੰ ਦੱਸਣਾ ਹੁੰਦਾ ਵੀ ਆਪਾਂ ਤੇ 3 ਵਜੇ ਉੱਠ ਕੇ ਜਾਂਦੇ ਆ ਤੇਰਾ ਇਰਾਦਾ ਮਾੜਾ ਹੈ ਜੇ ਤੂੰ 5-7 ਬੰਦਿਆਂ ਨੂੰ ਦੱਸਣਾ ਹੈ ਦਿਨੇ ਉੱਠ ਕੇ ਵੀ ਮੈਂ ਤੇ ਜੀ ਕਈ ਹੁੰਦੇ ਨਹੀਂ ਬੰਦੇ ਐਵੇਂ ਹੀ ਵਾਸੀ ਜੀ ਲੈਣਗੇ ਬਸ ਨੀਂਦਰ ਜੀ ਆਉਂ ਪੁੱਛ ਅਗਲਾ ਪੁੱਛਦਾ ਕੀ ਹੋਇਆ ਤੈਨੂੰ ਉੱਠ ਪੈਂਦੇ ਆ 3 ਵਜੇ ਮਾਲਕ ਠਾ ਲੈਂਦਾ ਲੈ ਜਾਂਦਾ ਗੁਰਦੁਆਰਾ ਆ ਵੀ ਧੱਕੇ ਨਾਲ ਹੀ ਪੁੱਛਿਆ ਨਹੀਂ ਕਿਸੇ ਨੇ ਹੁੰਦਾ ਧੱਕੇ ਨਾਲ ਹੀ ਸਾਖੀ ਦੇ ਨਾਲ ਲੱਗ ਜਾਂਦਾ ਲੈ ਜਾਂਦਾ ਮਾਲਕ 3 ਵਜੇ ਠਾ ਕੇ ਲੈ ਵੀ ਤੈਨੂੰ ਪੁੱਛਿਆ ਕਿਸੇ ਨੇ ਵੀ 3 ਵਜੇ ਉੱਠ ਪੁੱਛਿਆ ਤੈਨੂੰ ਕਿਸੇ ਨੇ ਇਰਾਦਾ ਤੇਰਾ ਕੀ ਸੀ ਗੱਲ ਇਰਾਦਿਆਂ ਤੇ ਖੜੀ ਹੈ ਪਿਆਰਿਓ ਨੋਟ ਰੱਖਿਓ ਜੇ ਇਰਾਦਾ ਚੰਗਾ ਨਹੀਂ ਰਮਾਲਾ ਪ੍ਰਮਾਣ ਨਹੀਂ ਇਰਾਦਾ ਚੰਗਾ ਨਹੀਂ ਜੋ ਮਰਜੀ ਕਰ ਲੋ ਕਰਮ ਧਰਮ ਪਖੰਡ ਜੋ ਦੀਸੈ ਦੀਸੈ ਤਿੰਨ ਜਮ ਗਾਤੀ ਲੁੱਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਮੇਰੀ ਗੱਲ ਧਿਆਨ ਨਾਲ ਸੁਣਿਓ ਜਿਹੜਾ ਨਾ ਅਹਿੰਸਾ ਪਰਮੋ ਧਰਮਾਂ ਦੀ ਖੇਡ ਹੈ ਵੀ ਬੰਦਾ ਜਿਹੜਾ ਨਾ ਜੀ ਮਾਰ ਜਿਹੜਾ ਮਾਰਿਆ ਨਹੀਂ ਜਾ ਸਕਦਾ ਕਿਸੇ ਨੂੰ ਇਹ ਬੜਾ ਕਸੂਤੇ ਫਸ ਜਾਗੇ ਤੇ ਇਦਾਂ ਦੀ ਇਦਾਂ ਦਾ ਬਿਆਨ ਦੇਾਂਗੇ ਚੇਤਾ ਰੱਖਿਓ ਪਿਆ ਦਿਓ ਵੇਖੋ ਜਿਵੇਂ ਹੁਣ ਮੰਨ ਲਓ ਜੀਵ ਹੱਤਿਆ ਕਰਨੀ ਮਾੜੀ ਹੈ ਕੀੜੇ ਨੂੰ ਮਾਰਨਾ ਮਾੜਾ ਹੈ ਪਰ ਜੇ ਕੀੜੇ ਕੀੜੇ ਗਾਂ ਦੇ ਸਿੰਗ ਵਿੱਚ ਪਏ ਹੋਣ ਫੇਰ ਜੀਵ ਹੱਤਿਆ ਤੇ ਮਾੜੀ ਏ ਪਰ ਜੇ ਕੀੜੇ ਗਾਂ ਦੇ ਸਿੰਘ 'ਚ ਪੈ ਜਾਣ ਜਾਂ ਮੱਝ ਦੇ ਸਿੰਘ 'ਚ ਕੀੜੇ ਪੈ ਜਾਣ ਫਿਰ ਕੀ ਕਰਾਂਗੇ ਫਿਰ ਕੀੜਿਆਂ ਨੂੰ ਮਾਰਾਂਗੇ ਨਾ ਇਰਾਦਾ ਕੀ ਹੈ ਫਿਰ ਅੰਦਰ ਚੱਲਦਾ ਕੀ ਹੈ ਵੀ ਗਾਂ ਬਚਾਉਣੀ ਹੈ ਤੇ ਜੇ ਗਾਂ ਜਾਂ ਮੱਝ ਹਲਕ ਜੇ ਫਿਰ ਕੀ ਕਰਾਂਗੇ ਫਿਰ ਉਹਨੂੰ ਮਾਰਨਾ ਪੈਣਾ ਫਿਰ ਇਰਾਦਾ ਕੀ ਹੈ ਸਾਰਾ ਟੱਬਰ ਬਚਾਉਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਚੂਹਿਆਂ ਨੂੰ ਮਾਰਨਾ ਪੈਣਾ ਕਿਉਂਕਿ ਟੱਬਰ ਬਚਾਉਣਾ ਹੈ ਸਾਰੇ ਕਣਕ ਸਾਰੀ ਗਰੋਲ ਦੇਣਗੇ ਇਹ ਇਰਾਦੇ ਤੇ ਡਿਪੈਂਡ ਕਰਦਾ ਹੈ ਜਦੋਂ ਲੈ ਕੇ ਢੋਲੀ ਫਿਰਦਾ ਹੁੰਦਾ ਜੇ ਲੱਗ ਪਿਆ ਜੀਵ ਹੱਤਿਆ ਜੀਵ ਹੱਤਿਆ ਪਾਪ ਪੁੰਨ ਫੇਰ ਨਹੀਂ ਫੇਰ ਫੇਰ ਤਾਂ ਹੋ ਗਈ ਸਪਰੇ ਤੇਰੀ ਇਰਾਦਿਆਂ ਤੇ ਡਿਪੈਂਡ ਕਰਦਾ ਉਦੋਂ ਇਰਾਦਾ ਕੀ ਹੈ ਤੇਰਾ ਸਾਡੇ ਗੁਰੂ ਜੀ ਨੇ ਇਦਾਂ ਦਾ ਸਾਨੂੰ ਸਿਧਾਂਤ ਦਿੱਤਾ ਹੈ ਪਿਆਰਿਓ ਇਰਾਦੇ ਸਹੀ ਰੱਖਣੇ ਨੇ ਇਰਾਦੇ ਤੇ ਪਾਪ ਪੁੰਨ ਖੜਾ ਹੈ ਇੱਥੇ ਬੈਠ ਕੇ ਜੇ ਇਰਾਦਾ ਸਹੀ ਨਹੀਂ ਫਿਰ ਗੱਲ ਇੱਕ ਬੰਦਾ ਉਹ ਹੈ ਜਿਹੜਾ ਕਹਿੰਦਾ 10:00 ਵਜੇ ਚੱਲਾਂਗੇ ਸਾਰੇ ਆ ਰਿਹਾ ਮੱਥਾ ਟੇਕਣ 100 ਦਾ ਨੋਟ ਕੱਢ ਕੇ ਆ ਚੌੜਾ ਕਰਕੇ ਲਿਆ ਰਿਹਾ ਵੀ ਸਾਰੇ ਵੇਖ ਰਹੇ ਨੇ ਮੈਨੂੰ ਮੱਥਾ ਟੇਕ ਰਿਹਾ ਦਰਸ਼ਨ ਕਰਨ ਨਹੀਂ ਆਇਆ ਉਹ ਤੇ ਦਰਸ਼ਨ ਦੇਣ ਆਇਆ ਉਹਦੇ ਮਨ ਚ ਆ ਰਿਹਾ ਵੀ ਵੇਖਣ ਹੁਣ ਮੈਨੂੰ ਐਮਐਲਏ ਆਇਆ ਇਲਾਕੇ ਦਾ ਜਿੱਤਿਆ ਨਾ ਉਹ ਕਹਿੰਦਾ ਮੈਂ ਵੀ ਜਾਵਾਂ ਉਹ ਦਰਸ਼ਨ ਦੇਣ ਨਹੀਂ ਆਏ ਕਰਨ ਨਹੀਂ ਆਇਆ ਉਹ ਤੇ ਐ ਵਖਾਣ ਆਇਆ ਵੀ ਮੈਂ ਵੀ ਆਇਆ ਹੋਇਆ ਲੋਕੀ ਕਹਿਣਗੇ ਕਿੱਡਾ ਵਧੀਆ ਬੰਦਾ ਯਾਰ ਸਾਰਾ ਦੀਵਾਨ ਸੁਣਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਰਾਦਾ ਕੀ ਆ ਉਹਦਾ ਇਰਾਦਿਆਂ ਤੇ ਸਾਰਾ ਕੁਝ ਖੜਾ ਪਿਆ ਰਿਓ ਪਾਪ ਪੁੰਨ ਇਰਾਦਿਆਂ ਤੇ ਖੜਾ ਹੁਣ ਮੈਂ ਤੁਹਾਨੂੰ ਪੁੱਛਦਾ ਹਲਕਾ ਕੁੱਤਾ ਮਾਰਨਾ ਪਾਪ ਹੈ ਕਿ ਪੁੰਨੇ ਦੱਸੋ ਪੁੰਨੇ ਹੁਣ ਹਲਕਾ ਕੁੱਤਾ ਕਿਤੇ ਬਾਬਾ ਬੈਠਾ ਹੋਵੇ ਚਿਮਟਾ ਉਹ ਚਿਮਟੇ ਵਾਲੇ ਬਾਬੇ ਹੁੰਦੇ ਨਹੀਂ ਜਿਹੜੇ ਉਹ ਦੂਜੇ ਇੱਕ ਤੇ ਆ ਚਿਮਟੇ ਕੋ ਦੂਜੇ ਚਿਮਟੇ ਵਾਲੇ ਵੀ ਹੁੰਦੇ ਆ ਸਿਰ 'ਚ ਸਵਾਹ ਪਾ ਕੇ ਧੂਣਾ ਲਾ ਕੇ ਪਿੰਡ ਦੇ ਬਾਹਰ-ਬਾਹਰ ਬੈਠਾ ਹੋਵੇ ਤੇ ਪਿੰਡ 'ਚ ਆ ਜਾਏ ਹਲਕਾ ਕੁੱਤਾ ਸ਼ਰੇਆਮ ਹਲਕਾ ਕੁੱਤਾ ਉਹਦੇ ਕੋਲੋਂ ਲੰਘ ਗਿਆ ਪਿੰਡ 'ਚ ਜਾ ਕੇ 100 ਬੰਦੇ ਨੂੰ ਮਾਰ ਗਿਆ ਵੱਢ ਗਿਆ ਤੇ ਆਪਾਂ ਕਹਾਂਗੇ ਮਰ ਜਾਏ ਬਾਬਾ ਤੂੰ ਚੁੱਕਿਆ ਕਿਉਂ ਨਹੀਂ ਚਿਮਟਾ ਮਾਰਦਾ ਉਹਦੇ ਸਿਰ 'ਚ ਉਹ ਕਹਿੰਦਾ ਨਾ ਜੀ ਨਾ ਅਹਿੰਸਾ ਪਰਮੋ ਧਰਮਾ ਪਾਪ ਲੱਗ ਜੂ ਪਾਪ ਲੱਗ ਜੂ ਆਪਾਂ ਕਹਾਂਗੇ ਮਰ ਜਾਏ ਤੂੰ ਪਿੰਡ ਵਿੱਚ ਬੈਠਾ ਸੀ ਰੋਟੀ ਖਾਣਾ ਹੈ 100 ਬੰਦੇ ਨੂੰ ਉਹ ਹਲਕਾ ਕੁੱਤਾ ਵੱਢ ਗਿਆ ਤੂੰ ਸਿਰ 'ਚ ਡਾਂਗ ਮਾਰਦਾ ਉਹਦੇ ਤੂੰ ਕਿਹੜੇ ਪਾਪਾਂ ਦੀ ਪੁੰਨਾਂ ਦੀ ਗੱਲ ਕਰੀ ਜਾਂਦਾ ਹੈ ਇੰਨੇ ਬੰਦਿਆਂ ਨੂੰ ਹਲਕਾ ਕੁੱਤਾ ਮਾਰ ਗਿਆ ਤੂੰ ਕਿਉਂ ਨਹੀਂ ਉਸ ਵੇਲੇ ਉਸ ਵੇਲੇ ਤੂੰ ਹਥਿਆਰ ਕਿਉਂ ਨਹੀਂ ਚੁੱਕਿਆ ਉਸ ਵੇਲੇ ਤੂੰ ਡੰਡਾ ਕਿਉਂ ਨਹੀਂ ਚੁੱਕਿਆ ਤੂੰ ਮਾਰਨਾ ਸੀ ਉਹਨੂੰ ਉਹਦੇ ਸਿਰ ਵਿੱਚ ਹਲਕਾ ਕੁੱਤਾ ਕਿੰਨੇ ਬੱਚਿਆਂ ਨੂੰ ਵੱਢ ਗਿਆ ਕਿੰਨੀਆਂ ਬੀਬੀਆਂ ਨੂੰ ਵੱਢ ਗਿਆ ਹਲਕਾ ਕੁੱਤਾ ਮਾਰਨਾ ਪਾਪ ਨਹੀਂ ਹੁੰਦਾ ਹਲਕਾ ਕੁੱਤਾ ਮਾਰਨਾ ਪੁੰਨ ਗਿਣਿਆ ਜਾਏਗਾ ਇਰਾਦਾ ਚੰਗਾ ਹੈ ਤੇਰਾ ਹਲਕੇ ਕੁੱਤੇ ਨੂੰ ਮਾਰਨ ਦੇ ਪਿੱਛੇ ਹੁਣ ਅਗਲੀ ਗੱਲ ਸੁਣ ਲਿਓ ਜੀ ਜਿਹੜੇ ਕਹਿੰਦੇ ਸਿੱਖਾਂ ਨੇ ਹਥਿਆਰ ਕਿਉਂ ਚੁੱਕਦੇ ਨੇ ਗੁਰੂ ਗੋਬਿੰਦ ਸਿੰਘ ਨੇ ਜੰਗਾਂ ਕਿਉਂ ਲੜੀਆਂ ਬਸ ਗੁਰਮਖੋ ਸਾਰੇ ਹੀ ਹਲਕੇ ਕੁੱਤੇ ਮਾਰੇ ਐ ਹਲਕੇ ਕੁੱਤੇ ਨੂੰ ਮਾਰੇ ਇਹ ਸਮਾਜ ਵਿੱਚ ਉਹ ਲੋਕ ਸੀ ਜਿਹੜੇ ਹਲਕ ਚੁੱਕੇ ਸੀ ਹਲਕ ਚੁੱਕੇ ਸੀ ਜਿਹੜੇ ਸਮਾਜ ਵਿੱਚ ਇੱਕ ਬੰਦੇ ਨੇ ਸਵਾਲ ਕੀਤਾ ਮੈਨੂੰ ਉਹ ਕਹਿੰਦਾ ਜੀ ਹਲਕ ਨਾਲੇ ਤੇ ਕਹਿੰਦੇ ਹੋ ਸਭੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੰਦਾ ਫਿਰ ਵੱਡਾਂਗੇ ਕਿਵੇਂ ਬੰਦਾ ਰੱਬ ਬੰਦਾ ਤੇ ਰੱਬ ਤੇ ਸਾਰਿਆਂ 'ਚ ਹੀ ਹੈ ਵੀ ਜੇ ਰੱਬ ਸਾਰਿਆਂ 'ਚ ਹੈ ਜਦੋਂ ਬੰਦਾ ਤਲਵਾਰ ਮਾਰੇਗਾ ਤੇ ਰੱਬ ਦੇ ਨਹੀਂ ਵੱਜੂ ਵੇਖੋ ਕਪਾਲ ਦਾ ਸਵਾਲ ਵੀ ਜੇ ਬੰਦਾ ਤਲਵਾਰ ਮਾਰੇਗਾ ਕਿਸੇ ਦੇ ਵੀ ਜੇ ਜੰਗ ਕਰ ਰਹੇ ਆ ਆਪਾਂ ਤੇ ਰੱਬ ਤੇ ਸਾਰਿਆਂ 'ਚ ਵਸਦਾ ਸਭੈ ਘਟ ਰਾਮ ਬੋਲੇ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਉਪਕਾਰ ਫਿਰ ਤਲਵਾਰ ਕਿਵੇਂ ਚਲਾ ਸਕਦਾ ਬੰਦਾ ਜੰਗ ਕਿਵੇਂ ਕਰੇਗਾ ਰੱਬ ਤੇ ਸਾਰਿਆਂ 'ਚ ਬੰਦਾ ਫਿਰ ਮਾਰੇਗਾ ਥੋੜਾ ਇਦਾਂ ਤੇ ਹੋ ਹੀ ਨਹੀਂ ਸਕਦਾ ਓਏ ਨਹੀਂ ਭਾਈ ਆ ਕੀ ਹੈ ਜੀ ਸਰੀਰ ਸਾਡਾ ਇਦਾਂ ਹੀ ਸਮਝ ਲਓ ਵੀ ਆ ਸਾਰਾ ਸਮਾਜ ਹੈ ਆ ਸਾਰੀ ਦੁਨੀਆ ਇਦਾਂ ਹੀ ਹੈ ਜਿਵੇਂ ਸਾਡਾ ਸਰੀਰ ਹੈ ਹੁਣ ਵੇਖਿਓ ਜੀ ਮੇਰੇ ਸਰੀਰ ਦੇ ਉੱਤੇ ਮੇਰੇ ਅੰਗੂਠੇ ਦੇ ਉੱਤੇ ਕੋੜ ਹੋ ਗਿਆ ਅੰਗੂਠੇ ਦੇ ਉੱਤੇ ਕੋੜ ਹੋ ਗਿਆ ਜਾਂ ਕੀ ਹੋ ਗਿਆ ਕੈਂਸਰ ਤੇ ਡਾਕਟਰ ਪਤਾ ਕੀ ਕਹਿੰਦਾ ਡਾਕਟਰ ਕਹਿੰਦਾ ਹੈ ਵੀ ਆ ਤੇਰਾ ਅੰਗੂਠਾ ਜਿਹੜਾ ਕੱਟਣਾ ਪੈਣਾ ਜੇ ਤੂੰ ਇਹ ਅੰਗੂਠਾ ਨਾ ਕਟਾਇਆ ਤੇ ਇਹ ਜਿਹੜਾ ਕੈਂਸਰ ਹੈ ਤੇਰੇ ਸਾਰੇ ਸਰੀਰ ਤੇ ਫੈਲ ਜਾਏਗਾ ਆ ਇਸ ਅੰਗੂਠੇ ਨੇ ਤੇਰੇ ਸਾਰੇ ਸਰੀਰ ਤੇ ਕੋੜ ਕਰ ਦੇਣਾ ਹੈ ਕੈਂਸਰ ਪੈਦਾ ਹੋ ਜਾਣਾ ਹੈ ਤੇ ਆ ਅੰਗੂਠਾ ਤੇਰਾ ਕੱਟਣਾ ਪੈਣਾ ਹੁਣ ਦੱਸਿਓ ਜੀ ਬਣਾ ਅੰਗੂਠੇ ਨਾਲ ਕੋਈ ਮੇਰੇ ਮਨ ਵਿੱਚ ਵੈਰ ਹੈ ਕਿਉਂਕਿ ਅੰਗੂਠਾ ਤੇ ਮੇਰਾ ਹੀ ਹੈ ਵੈਰ ਹੈ ਕੋਈ ਬੋਲੋ ਜੀ ਅੰਗੂਠੇ ਨਾਲ ਕੋਈ ਵੈਰ ਹੈ ਵੈਰ ਨਹੀਂ ਵੈਰ ਤੇ ਕੋਈ ਨਹੀਂ ਕਿਉਂਕਿ ਅੰਗੂਠਾ ਤੇ ਮੇਰਾ ਹੀ ਹੈ ਪਰ ਕੱਟਣਾ ਕਿਉਂ ਹੈ ਜੇ ਬਾਕੀ ਦੇ ਨੂੰ ਬਚਾਉਣਾ ਪਏਗਾ ਵੈਰ ਕੋਈ ਨਹੀਂ ਫਿਰ ਵੀ ਕਟਾਉਣਾ ਪੈਂਦਾ ਹੈ ਇਸੇ ਤਰ੍ਹਾਂ ਉਹਨਾਂ ਨਾਲ ਵੈਰ ਕੋਈ ਨਹੀਂ ਸੀ ਜਿਨ੍ਹਾਂ ਦੇ ਨਾਲ ਜਿਨ੍ਹਾਂ ਨੂੰ ਹਲਕੇ ਕੁੱਤਿਆਂ ਨੂੰ ਮਾਰਨਾ ਪਿਆ ਹੈ ਤੇ ਆਪਣੇ ਹੀ ਨੇ ਅੰਗ ਤੇ ਆਪਣਾ ਹੀ ਹੈ ਪਰ ਉਸ ਵੇਲੇ ਕਟਾਣਾ ਪੈ ਜਾਂਦਾ ਜਦੋਂ ਖਤਰਾ ਬਣ ਜੇ ਆਖੋ ਸਤਨਾਮ ਸ੍ਰੀ ਵਾਸ਼ ਜਦੋਂ ਖਤਰਾ ਬਣ ਜੇ ਆਪਣਾ ਅੰਗ ਵੀ ਕਟਾਣਾ ਪੈ ਜਾਂਦਾ ਹੈ ਹਲਕਾ ਕੁੱਤਾ ਸਮਾਜ ਦੇ ਵਿੱਚ ਜਦੋਂ ਐਸੀਆਂ ਉਹ ਬੰਦੇ ਨੇ ਇੰਨਿਆਂ ਦਾ ਨੁਕਸਾਨ ਕਰ ਦੇਣਾ ਹੈ ਵੈਰ ਵੀ ਉਹਦੇ ਨਾਲ ਕੋਈ ਨਹੀਂ ਹੈ ਵੀ ਆਪਣਾ ਪਰ ਵੱਢਣਾ ਵੀ ਪੈ ਜਾਂਦਾ ਕਰੀਏ ਕੀ ਹੱਲ ਕੋਈ ਨਹੀਂ ਹੁੰਦਾ ਉੱਥੇ ਉੱਥੇ ਹੱਲ ਕੋਈ ਨਹੀਂ ਹੁੰਦਾ ਇਸ ਕਰਕੇ ਇੱਕ ਗੱਲ ਪੱਕੀ ਦਿਮਾਗ 'ਚ ਰੱਖਿਓ ਪਾਪ ਪੁੰਨ ਇਰਾਦੇ ਤੇ ਖੜਾ ਹੈ ਬਸ ਆ ਨਾ ਭੁੱਲਿਓ ਇਰਾਦਾ ਕੀ ਹੈ ਇੱਥੇ ਮਾਲਕ ਇਰਾਦਾ ਵੇਖਦਾ ਹੈ ਫਿਜ਼ੀਕਲੀ ਤੂੰ ਅੰਮ੍ਰਿਤਸਰ ਮੱਥਾ ਟੇਕ ਰਿਹਾ ਹਜੂਰ ਸਾਹਿਬ ਟੇਕ ਰਿਹਾ ਤੂੰ ਆਨੰਦਪੁਰ ਸਾਹਿਬ ਮੱਥਾ ਟੇਕ ਰਿਹਾ ਹੋਲੇ ਮਹੱਲੇ ਤੇ ਮੱਥਾ ਟੇਕਣ ਚੱਲੇ ਆ ਦਮਦਮਾ ਸਾਹਿਬ ਮੱਥਾ ਟੇਕਣ ਚੱਲੇ ਆ ਇਹ ਫਿਜ਼ੀਕਲੀ ਕੀ ਕੀਤਾ ਹੈ ਇਹ ਗੱਲ ਨਹੀਂ ਵੇਖੀ ਜਾਂਦੀ ਇਰਾਦੇ ਕੀ ਸੀ ਇਹ ਵੇਖਿਆ ਇੱਥੇ ਬੈਠੇ ਆ ਇਰਾਦਾ ਕੀ ਹੈ ਤੁਸੀਂ ਸੁਣ ਰਹੇ ਹੋ ਮੈਂ ਸੁਣਾ ਰਿਹਾ ਸਾਡਾ ਸਾਰਿਆਂ ਦਾ ਇਰਾਦੇ ਤੇ ਗੱਲ ਖੜੀ ਹੈ ਜੇ ਮੇਰੇ ਮਨ ਮੇਰਾ ਮਨ ਸਹੀ ਹੈ ਮੈਂ ਸਹੀ ਕਰ ਰਿਹਾ ਦਿਲੋਂ ਕਰ ਰਿਹਾ ਇਰਾਦਾ ਮੇਰਾ ਗਲਤ ਨਹੀਂ ਮੈਂ ਇੱਥੇ ਖਾਣ ਨਹੀਂ ਆਇਆ ਮੈਂ ਲਫਾਫਾ ਲੈਣ ਵਾਸਤੇ ਨਹੀਂ ਆਇਆ ਮੈਂ ਰੋਟੀ ਖਾਣ ਬਾਰੇ ਨਹੀਂ ਸੋਚ ਰਿਹਾ ਫੇਰ ਇਰਾਦਾ ਮੇਰਾ ਜੇ ਸਹੀ ਹੈ ਤੇ ਫਿਰ ਮੇਰੇ ਮਾਲਕ ਦੀ ਮੇਰੇ ਤੇ ਬਖਸ਼ਿਸ਼ ਵਰਤਣੀ ਹੈ ਜੇ ਮੇਰਾ ਇਰਾਦਾ ਸਹੀ ਨਹੀਂ ਬਹੁਤੇ ਬੰਦਿਆਂ ਨੂੰ ਤੇ ਇਹ ਇਰਾਦਾ ਹੀ ਨਹੀਂ ਮਾਫ ਕਰਨਾ ਜੀ ਬਹੁਤੇ ਬੰਦੇ ਅੱਜ ਇਹ ਸੋਚ ਕੇ ਨਹੀਂ ਆਏ ਵੀ ਤੇਰਾ ਇਰਾਦਾ ਕੀ ਹੈ ਕਰਨ ਕੀ ਆਇਆ ਇਹ ਪਤਾ ਹੀ ਨਹੀਂ ਨਾਲ ਕਈ ਤੇ ਕਹਿੰਦੇ ਹੋਣਗੇ ਮੈਂ ਕਿਹੜਾ ਆਉਣਾ ਸੀ ਆ ਟਾਲੀ ਤੇ ਕਹਿੰਦੇ ਆ ਜਾ ਚੱਲ ਬਹਿ ਜਾ ਮੈਨੂੰ ਵੀ ਲੈ ਆ ਮੋਟਰਸਾਈਕਲ ਤੇ ਭਾ ਕੇ ਮੇਰਾ ਤੇ ਪ੍ਰੋਗਰਾਮ ਹੀ ਨਹੀਂ ਸੀ ਅੱਜ ਆਉਣ ਦਾ ਇਰਾਦੇ ਕਿੱਥੇ ਨੇ ਇਰਾਦੇ ਨੇਕ ਹੋਣੇ ਚਾਹੀਦੇ ਆ ਗੁਰਮੁਖਾ ਜੇ ਇਰਾਦਾ ਚੰਗਾ ਰੱਖੇਗਾ ਨਾ ਤੇਰਾ ਖੇਤੀਬਾੜੀ ਕਰਦਾ ਟਰੈਕਟਰ ਤੇ ਬੈਠਾ ਵੀ ਤੇਰਾ ਉਹ ਵੀ ਪਾਪ ਪੁੰਨ ਬਣ ਜਾਣਾ ਇਰਾਦਾ ਚੰਗਾ ਹੈ ਕੀ ਇਰਾਦਾ ਹੈ ਇਰਾਦਾ ਇਦਾਂ ਦਾ ਹੈ ਵੀ ਅਗਲੇ ਨੇ 50 ਰੁਪਏ ਦਿੱਤੇ ਨੇ ਇੱਕ ਬੂੰਦ ਵੀ ਪਾਣੀ ਦੀ ਨਾ ਜਾਵੇ ਨਿਆਣਿਆਂ ਨੇ ਪੀਣਾ ਬੱਚਿਆਂ ਨੇ ਪੀਣਾ ਛਿੱਟ ਵੀ ਇੱਕ ਪਾਣੀ ਦੀ ਇਹਦੇ ਵਿੱਚ ਮੈਂ ਘੋਲਾ ਨਾ ਕੁਝ ਵੀ ਦੁੱਧ ਦੇ ਵਿੱਚ ਵਧਾਉਣ ਵਾਸਤੇ ਫੈਟ ਵਧਾਉਣ ਵਾਸਤੇ ਮੈਂ ਇਹਦੇ ਵਿੱਚ ਹੋਰ ਹੀ ਕੁਝ ਘੋਲੀ ਜਾਂਦਾ ਯੂਰੀਆ ਤੱਕ ਵੀ ਪਾ ਦਿੰਦੇ ਆ ਜੀ ਯੂਰੀਆ ਤੱਕ ਰੰਗ ਬਦਲਣ ਦੇ ਮਾਰੇ ਸਿਹਤ ਨਾਲ ਖਿਲਵਾੜ ਕਰਦਾ ਹੈ ਇਰਾਦਾ ਚੰਗਾ ਰੱਖੇ ਤੇ ਅਗਲੇ ਨੂੰ ਕਵੇਂ ਰੁਪਈਏ 60 ਲੈਣੇ ਨੇ ਦੁੱਧ ਮੈਨੂੰ ਵਾਰਾ ਨਹੀਂ ਜੀ ਖਾਂਦਾ ਮੈਂ 60 ਰੁਪਈਏ ਕਿਲੋ ਦਾਂਗਾ ਲੈਣਾ ਲੈ ਲੈ ਨਹੀਂ ਲੈਣਾ ਨਾ ਲੈ ਪਰ ਤੇਰੀ ਸਿਹਤ ਨਾਲ ਤੇਰੇ ਨਾਲ ਧੋਖਾ ਨਹੀਂ ਕਰ ਸਕਦਾ ਇਰਾਦਾ ਸਹੀ ਰੱਖੇਗਾ ਤੇਰਾ ਦੁੱਧ ਪਾਣਾ ਵੀ ਭਗਤੀ ਜੇ ਕਿਸੇ ਦੀ ਵੱਟ ਵੱਢਣ ਵਾਸਤੇ ਟਰੈਕਟਰ ਤੇ ਤੂੰ ਨਹੀਂ ਬੈਠਾ ਤੇ ਤੇਰਾ ਟਰੈਕਟਰ ਚਲਾਉਣਾ ਵੀ ਬੋਲਿਆ ਕਰੋ ਜੀ ਤੇਰਾ ਟਰੈਕਟਰ ਚਲਾਉਣਾ ਵੀ ਭਗਤੀ ਤੇ ਜੇ ਇਰਾਦਾ ਤੇਰਾ ਚੰਗਾ ਹੈ ਫਿਰ ਵਧੀਆ ਦਫ਼ਤਰ ਦੇ ਵਿੱਚ ਬੈਠਾ ਹੈ ਉੱਥੇ ਵੀ ਜੇ ਤੂੰ ਇਹ ਸੋਚਦਾ ਹੈ ਵੀ ਮਾਲਕਾ ਕੁਰਸੀ ਬਹੁਤ ਵਧੀਆ ਮਿਲੀ ਹੈ 50000 ਰੁਪਇਆ ਮਹੀਨੇ ਦਾ ਤਨਖਾਹ ਦਾ ਮਿਲਦਾ ਹੈ ਤੇ ਮੇਰਾ ਇਰਾਦਾ ਇਹ ਹੈ ਕਿ ਸਮਾਜ ਦਾ ਜਿਹੜਾ ਮੇਰੇ ਕੋਲ ਆਵੇ ਉਹਦਾ ਭਲਾ ਹੋਵੇ ਇਰਾਦਾ ਤੇਰਾ ਚੰਗਾ ਹੈ ਤੇਰਾ ਕੁਰਸੀ ਤੇ ਬਹਿਣਾ ਵੀ ਤੇਰਾ ਉੱਥੇ ਭਗਤੀ ਤੂੰ ਟੀਚਰ ਬਣ ਗਿਆ ਟੀਚਰ ਬਣ ਗਿਆ ਨਾ ਜੇ ਤੇ ਟੀਚਰ ਬਣ ਕੇ ਵੀ ਜੇ ਤੂੰ ਕੁਰਸੀ ਤੇ ਬੈਠਾ ਸੋਚਦਾ ਹੈ ਵੀ ਟਿਊਸ਼ਨਾਂ ਵਾਲੀ ਗੱਲ ਛੱਡੋ ਮਨਾ ਆ ਜਿਹੜੇ ਮੇਰੇ ਕੋਲ ਪੜਦੇ ਨੇ 50000 ਲੈਂਦਾ ਤੂੰ ਇਹਨਾਂ ਦਾ ਤਨਖਾਹ 50000 ਹੈ ਤੇਰੀ ਤੇ ਚੁੱਪ ਕਰਕੇ ਆਪਣੀ ਡਿਊਟੀ ਪੂਰੀ ਕਰ ਆਪਣੇ ਵੱਲੋਂ ਪੂਰਾ ਜ਼ੋਰ ਲਾ ਅੱਗੇ ਅਗਲੇ ਦੀ ਮਰਜ਼ੀ ਹੈ ਐ ਕੱਲੀ ਕੱਲੀ ਦਿਮਾਗ ਖਾਨੇ ਖਾਨੇ ਵਾੜਨ ਦੀ ਕੋਸ਼ਿਸ਼ ਕਰ ਕੱਲੀ ਕੱਲੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਟੀਚਰ ਹੈ ਮਾਲਕ ਦਾ ਤੈਨੂੰ ਸਰਕਾਰ ਤਨਖਾਹ ਦਿੰਦੀ ਹੈ ਆਪਣੀ ਜ਼ਿੰਮੇਵਾਰੀ ਨਿਭਾ ਲਓ ਜੀ ਉਹ ਟੀਚਰ ਉੱਥੇ ਬੈਠਾ ਇਰਾਦਾ ਬਹੁਤ ਵਧੀਆ ਰੱਖ ਕੇ ਬੈਠਾ ਹੈ ਉੱਥੇ ਕੀ ਹੈ ਜੀ ਬੋਲੋ ਭਗਤੀ ਹਰ ਜਗ੍ਹਾ ਭਗਤੀ ਹੋ ਰਹੀ ਹੈ ਤੇ ਜੇ ਬੰਦਾ ਐ ਬੈਠਾ ਹੈ ਮੇਰੇ ਵਰਗਾ ਇਦਾਂ ਬਹਿ ਗਿਆ ਸਟੇਜ ਤੇ ਅੱਖਾਂ ਕਰ ਲੀਆਂ ਬੰਦ ਬਗਲਾ ਸਵਾਦੀ ਲਾ ਲਈ ਖੋਲਣੀਆਂ ਹੀ ਨਹੀਂ ਚਿਪਕੀ ਗਈਆਂ ਅਗਲਾ ਕਹਿੰਦਾ ਕਿਉਂ ਬੈਠਾ ਇਦਾਂ ਤੇ ਮਨ ਵਿੱਚ ਇਹ ਚੱਲੇ ਵੀ ਸਾਰੇ ਲੋਕਾਂ ਤੇ ਪ੍ਰਭਾਵ ਇਹ ਜਾਏਗਾ ਵੀ ਯਾਰ ਕਿੱਡਾ ਵੱਡਾ ਭਗਤ ਹੈ ਇਰਾਦਾ ਮਾੜਾ ਹੈ ਇੱਥੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਅੱਖਾਂ ਬੰਦ ਕਰਨੀਆਂ ਵੀ ਗਲਤ ਹੋ ਗਈਆਂ ਇਰਾਦਾ ਕੀ ਅੰਦਰ ਵੀ ਸਾਰੇ ਲੋਕੀ ਮੈਨੂੰ ਵੇਖਣ ਦੁਨੀਆ ਵੇਖੀ ਵੀ ਮੈਂ ਇਦਾਂ ਬੈਠਾ ਗੱਲਾਂ ਹੋਣ ਗੱਲਾਂ ਕਰਨ ਫਿਰ ਇਹ ਬਾਅਦ ਚ ਗੱਲਾਂ ਕਰਨਗੇ ਕਮਾਲ ਦੀ ਗੱਲ ਨਹੀਂ ਵੀ ਗੱਲਾਂ ਕਰਨਗੇ ਮੂੰਹ ਜੋੜ ਜੋੜ ਕੇ ਕਹਿਣਗੇ ਵੀ ਪਾਪਾ ਜੀ ਨੇ ਅੱਖ ਨਹੀਂ ਪੱਟੀ ਅੱਖ ਨਹੀਂ ਖੋਲੀ ਹਾਏ ਓਏ ਲੱਤ ਨਹੀਂ ਹਲਾਈ ਉਹ ਲੱਕ ਸਿੱਧਾ ਹੀ ਰੱਖਿਆ ਅੱਖ ਨਹੀਂ ਪੱਟੀ ਮਾੜੀ ਜੀ ਵੀ ਇਰਾਦਾ ਮੇਰਾ ਵੇਖੋ ਕਿੱਡਾ ਖਤਰਨਾਕ ਵੇਖੋ ਇਹਨਾਂ ਗੱਲਾਂ ਨੂੰ ਸਮਝਣਾ ਕਿਰਪਾ ਕਰਕੇ ਇਹ ਨੁਕਤੇ ਨੇ ਨਿੱਕੇ ਨਿੱਕੇ ਨੁਕਤੇ ਐ ਜੇ ਕਿਤੇ ਐ ਨਾ ਜਿਵੇਂ ਹੁਣ ਤੁਸੀਂ ਆ ਇਦਾਂ ਟਿਕ ਕੇ ਸੁਣ ਰਹੇ ਹੋ ਐ ਸੁਣੀਏ ਇੱਕ ਇੱਕ ਕਨਸੈਪਟ ਜੇ ਸਮਝ ਸਕੀਏ ਨਾ ਤੇ ਹੈਰਾਨ ਹੋ ਜਾਓਗੇ ਯਾਰ ਵੀ ਗੁਰੂ ਗ੍ਰੰਥ ਸਾਹਿਬ ਇੰਨੇ ਲੌਜੀਕਲੀ ਹਰ ਗੱਲ ਨੂੰ ਇੰਨੇ ਵਧੀਆ ਢੰਗ ਨਾਲ ਐਕਸਪਲੇਨ ਕਰਦੇ ਨੇ ਤੱਤ ਸਮਝਣ ਦੀ ਕੋਸ਼ਿਸ਼ ਕਰੋ ਅਸਲ ਗੱਲ ਹੈ ਕੀ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਜਦੋਂ ਇਦਾਂ ਸੱਚ ਗੁਰਬਾਣੀ ਦਾ ਅਸੀਂ ਜਿਵੇਂ ਜਿਵੇਂ ਸੁਣਦੇ ਆ ਅਸੀਂ ਸੱਚ ਨੂੰ ਜਦੋਂ ਸਮਝ ਲਈਏ ਨਾ ਮੁੜ ਮੁੜ ਕੇ ਉਦੋਂ ਬਾਅਦ ਫਿਰ ਉਹਨੂੰ ਪ੍ਰੈਕਟੀਕਲ ਕਰੀਏ ਜਿੰਨੀ ਕੁ ਗੱਲ ਸਮਝ ਜਾਂਦੇ ਆ ਉਹਨੂੰ ਲਾਈਫ 'ਚ ਲਾਗੂ ਕਰਨ ਦਾ ਹੌਸਲਾ ਕਰ ਲਈਏ ਪਿਆਰੇ ਜਿਹੜਾ ਹੌਸਲਾ ਕਰਨਾ ਹੈ ਨਾ ਇਹ ਤੇਰੀ ਕਮਾਈ ਹੈ ਜਿਹੜੀ ਹੁਣ ਅੱਗੇ ਜਿਹੜੀ ਗੱਲ ਹੈ ਨਾ ਇੱਥੇ ਤੱਕ ਸਮਝ ਤੇ ਆ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਕਮਾਉਣਾ ਪੈਣਾ ਹੈ ਉਹ ਹੈ ਤੇਰੀ ਕਮਾਈ ਉਹ ਤੇਰੀ ਉਹ ਹਾਰਡ ਹੈ ਬੜਾ ਔਖਾ ਕੰਮ ਹੈ ਸੌਖਾ ਨਹੀਂ ਕਿਤੇ ਖੇਡ ਨਹੀਂ ਪਈ ਵੇਖੋ ਨਾ ਜੀ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਜਿੰਨੇ ਆਪਾਂ ਪਿੰਡਾਂ ਸ਼ਹਿਰਾਂ ਚੋਂ ਆਏ ਹੋ ਪਾਣੀਪਤ ਦੇ ਸਿੱਖ ਨੇ ਇੱਥੇ ਕਿੰਨੇ ਨੇੜੇ ਨੇੜੇ ਪਿੰਡਾਂ ਦੇ ਆਏ ਹੋ ਆਪਾਂ ਇਦਾਂ ਕਰੀਏ ਸਿੰਘੋ ਵੀ ਆਪਾਂ ਜਿੰਨੇ ਮੁੰਡੇ ਮੁੰਡੇ ਤੁਸੀਂ ਇਕੱਠੇ ਹੋ ਜਿਓ ਪਿੰਡ ਦੇ ਪਿੰਡਾਂ ਵਾਲੇ ਸ਼ਹਿਰਾਂ ਵਾਲੇ ਤੁਸੀਂ ਨਾ 5-10 ਮੁੰਡੇ ਇਕੱਠੇ ਹੋ ਜਿਓ ਤੇ 10 ਸਿੰਘ ਇਕੱਠੇ ਹੋ ਕੇ ਨਾ ਇੱਕ ਕਾਪੀ ਲੈ ਲਓ ਇੱਕ ਪੈਨ ਲੈ ਲਓ ਤੇ ਕਾਪੀ ਪੈਨ ਲੈ ਕੇ ਉਹਦੇ ਉੱਤੇ ਨਾ ਲਿਖਣਾ ਸ਼ੁਰੂ ਕਰੋ ਕੱਲੇ ਕੱਲੇ ਘਰ ਜਾਇਓ ਇੱਕ ਇੱਕ ਕਰ ਜਾਇਓ ਤੇ ਜਾ ਕੇ ਗੱਲ ਕਰਿਓ ਬਈ ਪੁਆਇੰਟ ਲਿਖ ਲਿਓ 15 20 ਇਹ ਲਿਖ ਲੈਣਾ ਵੀ ਸ਼ਰਾਬ ਮਾੜੀ ਹੈ ਇੱਕ ਇੱਕ ਨੂੰ ਪੁੱਛਣਾ ਦੱਸਿਓ ਜੀ ਕੱਲੇ ਕੱਲੇ ਨਾਲ ਐ ਖਿਲਾਰ ਕੇ ਦੱਸੋ ਜੀ ਸ਼ਰਾਬ ਮਾੜੀ ਹੈ ਕਿ ਚੰਗੀ ਹੈ ਕੀ ਕਹਿਣਗੇ ਭਲਾ ਲੋਕ ਬੋਲੋ ਮਾੜੀ ਹੈ ਅੱਛਾ ਪੇਟ ਵਿੱਚ ਦੂਜਾ ਸਵਾਲ ਉਸੇ ਬੰਦੇ ਨੂੰ ਪੁੱਛਿਓ ਪੇਟ ਵਿੱਚ ਕੁੱਖ ਵਿੱਚ ਬੱਚੀਆਂ ਨੂੰ ਕਤਲ ਕਰਾਉਣਾ ਮਾੜਾ ਹੈ ਕਿ ਚੰਗਾ ਹੈ ਬੋਲੋ ਮਾੜਾ ਅੱਛਾ ਜੀਵ ਹੱਤਿਆ ਮਾੜੀ ਹੈ ਕਿ ਚੰਗੀ ਹੈ ਮਾੜੀ ਅੱਛਾ ਅੱਗੇ ਸੁਣਿਓ ਬਈ ਨਸ਼ਾ ਕਿਸੇ ਵੀ ਤਰ੍ਹਾਂ ਦਾ ਮਾੜਾ ਹੈ ਕਿ ਚੰਗਾ ਹੈ ਮਾੜਾ ਲੱਚਰਵਾਦ ਦੱਸਿਓ ਲੱਚਰਵਾਦ ਮਾੜਾ ਹੈ ਕਿ ਚੰਗਾ ਹੈ ਨਗੇਜਵਾਦ ਦੱਸੋ ਮਾੜਾ ਅਸ਼ਲੀਲਪੁਣਾ ਮਾੜਾ ਸਭ ਮਾੜਾ ਹੀ ਮਾੜਾ ਗਰੀਬਾਂ ਨਾਲ ਧੱਕਾ ਕਰਨਾ ਬੋਲੋ ਤਾਕਤ ਪ੍ਰਾਪਤ ਕਰਕੇ ਤਾਕਤ ਪ੍ਰਾਪਤ ਕਰਕੇ ਲੋਕਾਂ ਨਾਲ ਧੱਕਾ ਕਰਨਾ ਜ਼ਬਰਦਸਤੀ ਕਰਨੀ ਮਾੜੀ ਹੈ ਨਹੀਂ ਤੁਸੀਂ ਇੱਕ ਇੱਕ ਪੁਆਇੰਟ ਤੇ ਗੱਲ ਕਰਿਓ ਇੱਕ ਇੱਕ ਪੁਆਇੰਟ ਤੇ ਇੱਕ ਇੱਕ ਬੰਦੇ ਨਾਲ ਗੱਲ ਕਰਿਓ 10 ਸਿੰਘ ਇਕੱਠੇ ਹੋ ਕੇ ਕਾਪੀ ਲੈ ਲਿਓ ਭੈਣਾ ਵੀ ਸਾਰੀਆਂ ਇਦਾਂ ਕੱਲੇ ਕੱਲੇ ਨੂੰ ਮਿਲਿਓ ਬਜ਼ੁਰਗਾਂ ਨੂੰ ਵੀ ਮਿਲਿਓ ਜਵਾਨਾਂ ਨੂੰ ਵੀ ਮਿਲਿਓ ਬੱਚਿਆਂ ਨੂੰ ਵੀ ਸ਼ਰਾਬ ਬਾਰੇ ਪੁੱਛਿਓ ਹਰ ਗੱਲ ਬਾਰੇ ਪੁੱਛਿਓ ਜਦੋਂ ਤੁਸੀਂ ਸ਼ਾਮ ਨੂੰ ਕਾਪੀ ਲੈ ਕੇ ਵਾਪਸ ਬੈਠੋਗੇ ਨਾ ਸਿੰਘੋ ਇਦਾਂ ਜਦੋਂ ਬੈਠਾਂਗੇ ਆਪਾਂ ਘਰ ਵਾਪਸ ਆਵਾਂਗੇ ਰਾਤ ਨੂੰ ਤੁਸੀਂ ਕਾਪੀ ਵੇਖ ਕੇ ਹੈਰਾਨ ਹੋ ਜਾਓਗੇ ਵੀ ਯਾਰ 1500 ਬੰਦੇ ਨੂੰ ਮਿਲੇ ਆ ਸਾਡੇ ਪਿੰਡ 'ਚ ਤੇ ਸਾਰੇ ਹੀ ਮਹਾਂਪੁਰਸ਼ ਰਹਿੰਦੇ ਨੇ ਇੰਨਾ ਗਿਆਨ ਤੁਹਾਨੂੰ ਹੈਰਾਨ ਹੋ ਜਾਓਗੇ ਯਾਰ ਵੀ ਇੰਨਾ ਗਿਆਨ ਹੈ ਯਾਰ ਲੋਕਾਂ ਨੂੰ ਵੀ ਸਾਰੇ ਕਹਿੰਦੇ ਨੇ ਭਰੂਣ ਹੱਤਿਆ ਮਾੜੀ ਯਾਰ ਸਾਰਿਆਂ ਨੂੰ ਪਤਾ ਹੈ ਅੱਛਾ ਉਸ ਤੋਂ ਬਾਅਦ ਤੁਸੀਂ ਪੁੱਛਿਓ ਸ਼ਰਾਬ ਪੀਣੀ ਮਾੜੀ ਹੈ ਇਹ ਵੀ ਸਾਰਿਆਂ ਨੂੰ ਪਤਾ ਹੈ ਗੰਦੇ ਗੀਤ ਸੁਣਨੇ ਮਾੜੇ ਨੇ ਲੱਚਰਵਾਦ ਮਾੜਾ ਨਗੇਜਵਾਦ ਮਾੜਾ ਭਰੂਣ ਹੱਤਿਆ ਕਰਨੀ ਮਾੜੀ ਹੈ ਤੁਹਾਨੂੰ ਇਹ ਲੱਗੇਗਾ ਵੀ ਸਾਡੇ ਪਿੰਡ ਵਿੱਚ ਤੇ ਸਾਰੇ ਹੀ ਮਹਾਪੁਰਸ਼ ਨੇ ਹੁਣ ਜਿੰਨੀਆਂ ਗੱਲਾਂ ਮੈਂ ਕੀਤੀਆਂ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਨਹੀਂ ਫਿਰ ਰਦਵਾਨ ਕਾਦੇ ਲਈ ਲੱਗੇ ਨੇ ਇਹਨਾਂ ਗੱਲਾਂ ਤਾਂ ਸਾਰਿਆਂ ਨੂੰ ਹੀ ਪਤਾ ਵੀ ਆ ਮਾੜਾ ਆ ਚੰਗਾ ਹੈ ਸ਼ਰਾਬ ਵੀ ਮਾੜੀ ਹੈ ਅਤ ਗੱਲਾਂ ਦਾ ਸਾਰਿਆਂ ਨੂੰ ਪਤਾ ਫਿਰ ਰਦਵਾਨ ਕਿਉਂ ਲੱਗਦੇ ਨੇ ਭਲਾ ਅਰਥ ਕੀ ਹੈ ਪਤਾ ਤੇ ਸਾਰਿਆਂ ਨੂੰ ਹਰ ਚੀਜ਼ ਦਾ ਪਤਾ ਹੈ ਓਏ ਮੈਂ ਕੀ ਦੱਸਣਾ ਹੈ ਉਹ ਤੇ ਸ਼ਰਾਬ ਵਾਲੀ ਬੋਤਲ ਵੀ ਕਹਿੰਦੀ ਹੈ ਸ਼ਰਾਬ ਸਿਹਤ ਲਈ ਹਾਨੀਕਾਰਕ ਤੇ ਸ਼ਰਾਬ ਵੀ ਬੋਤਲ ਕਹਿੰਦੀ ਹੈ ਮੇਰੇ ਵਰਗਾ ਕੀ ਬੋਲੇ ਸ਼ਰਾਬ ਦੀਆਂ ਬੋਤਲਾਂ ਵੀ ਕਹਿੰਦੀਆਂ ਵੀ ਇਹ ਹਾਨੀਕਾਰਕ ਹੈ ਫਿਰ ਤੁਸੀਂ ਸੋਚ ਕੇ ਵੇਖੋ ਵੀ ਪ੍ਰੋਬਲਮ ਕਿੱਥੇ ਹੈ ਗਿਆਨ ਤੇ ਦੁਨੀਆ ਨੂੰ ਬਹੁਤ ਹੈ ਜਗ ਗਿਆਨੀ ਇੱਥੇ ਜਗ ਜਗਤੀ ਗਿਆਨੀ ਆਂਦਾ ਗੁਰੂ ਜੀ ਕਹਿੰਦੇ ਪਰ ਵਿਰਲਾ ਆਚਾਰੀ ਵਿਰਲਾ ਹੈ ਇੱਥੇ ਆ ਕੇ ਨਾ ਜਿਹੜੀ ਹੁਣ ਸੁਣਿਓ ਉਸ ਚੀਜ਼ ਦਾ ਪਤਾ ਹੈ ਪਤਾ ਹੋਣ ਦੇ ਬਾਵਜੂਦ ਉਸ ਚੀਜ਼ ਨੂੰ ਮੰਨਣਾ ਉਹ ਕਰੜੀ ਘਾਲਣਾ ਘਾਲਣੀ ਪੈਣੀ ਹੈ ਇਹਨੂੰ ਕਮਾਈ ਕਹਿੰਦੇ ਆ ਖੋ ਸਤਨਾਮ ਸ੍ਰੀ ਵਾਹਿਗੁਰੂ ਗਿਆਨ ਦੀਆਂ ਗੱਲਾਂ ਤੇ ਸਾਰਿਆਂ ਨੂੰ ਹੀ ਆਉਂਦੀਆਂ ਸਾਰੇ ਕਹਿੰਦੇ ਆ ਭਰੂਣ ਹੱਤਿਆ ਮਾੜੀ ਐ ਧੀਆਂ ਨੂੰ ਕੁੱਖ 'ਚ ਮਾਰਨਾ ਮਾੜਾ ਐ ਪਰ ਪਤਾ ਉਦੋਂ ਲੱਗਣਾ ਜਦੋਂ ਆਪਣੇ ਡਾਕਟਰ ਨੇ ਦੱਸਿਆ ਵੀ ਤੀਜੀ ਵੀ ਪੋਤੀ ਆ ਰਹੀ ਐ ਉਦੋਂ ਪਤਾ ਲੱਗਣਾ ਦਾਜ ਦਾ ਪਤਾ ਉਦੋਂ ਲੱਗਣਾ ਜਦੋਂ ਆਪਣੇ ਪੁੱਤਰ ਨੂੰ ਵਿਆਹਣਾ ਪਿਆ ਸ਼ਰਾਬ ਉਦੋਂ ਪਤਾ ਲੱਗਣਾ ਜਦੋਂ ਪੈਲਸ ਵਿੱਚ ਸਾਹਮਣੇ ਡੱਟ ਖੁੱਲੇ ਹੋਏ ਸ਼ਰਾਬ ਦੀ ਚੱਲਦੀ ਹੈ ਸਭ ਕੁਝ ਪਿਆ ਹੈ ਪੈਲਸ ਦੇ ਵਿੱਚ ਗਿਆ ਹੋਇਆ ਤੇ ਸਾਹਮਣੇ ਡੱਟ ਖੁੱਲੇ ਹੋਏ ਹੈ ਅੱਜ ਪਤਾ ਲੱਗਣਾ ਹੈ ਵੀ ਹੁਣ ਆਪਣੇ ਆਪ ਨਾਲ ਮੁਕਾਬਲਾ ਕਰ ਸਕਦਾ ਹੈ ਇੱਥੇ ਮੁਕਾਬਲਾ ਹੁੰਦਾ ਹੈ ਪਤਾ ਇੱਥੇ ਖੜਾ ਹੈ ਇੱਥੇ ਗੱਲ ਨਿਬੜਨੀ ਹੈ ਤੇਰਾ ਮੁਕਾਬਲਾ ਤੇਰੇ ਨਾਲ ਹੈ ਤੇਰੀ ਲੜਾਈ ਤੇਰੇ ਖੁਦ ਨਾਲ ਹੈ ਕਿਸੇ ਹੋਰ ਨਾਲ ਨਹੀਂ ਦੂਜਾ ਬੰਦਾ ਤੇ ਵਿੱਚ ਆਉਂਦਾ ਹੀ ਨਹੀਂ ਸਲਾਹ ਦੇ ਸਕਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਰਾ ਕੁਝ ਤੇਰੇ ਤੇ ਖੜਾ ਹੈ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਲੋ ਪੜੋ ਆਪ ਸਵਾਰੇ ਜੇ ਆਪਣੇ ਆਪ ਨੂੰ ਸਵਾਰੇ ਤੇ ਗੱਲ ਫੇਰ ਬਣੇ ਅਸਲ ਗੱਲ ਫੇਰ ਬਣੇ ਲੋ ਪੜੋ ਆਪ ਆਪ ਸਵਾਰ ਮੈਂ ਮਿਲ ਹੈ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਬਸ ਆਪਣੇ ਆਪ ਨੂੰ ਸਵਾਰਨਾ ਪੈਣਾ ਕਾੜਨਾ ਕਿੰਨੂੰ ਪੈਣਾ ਜੀ ਆਪਣੇ ਆਪ ਸਾੜਨਾ ਕਿੰਨੂੰ ਪੈਣਾ ਗਿਆਨ ਦੇ ਦੀਵੇ ਵਿੱਚ ਸੜੇਗਾ ਕੌਣ ਆਪਾ ਸੜੇਗਾ ਗਿਆਨ ਦੇ ਦੀਵੇ ਵਿੱਚ ਜਿਵੇਂ ਬੱਤੀ ਨਹੀਂ ਸੜਦੀ ਜੋ ਤੂੰ ਦੀਵਰਾ ਤੋ ਹਮ ਬਾਤੀ ਮੈਂ ਬੱਤੀ ਬਣਾ ਤੂੰ ਦੀਵਾ ਬਣੇ ਮੇਰੇ ਆ ਮਾਲਕਾ ਜਿਵੇਂ ਦਾ ਅਰਥ ਆਪਾਂ ਉਦੋਂ ਵੀ ਪੜਿਆ ਸੀ ਸਮਰਾਲੇ ਚਲੋ ਫੇਰ ਪੜਦੇ ਇਹਦਾ ਅਰਥ ਹੈ ਮੇਰੇ ਰੱਬ ਜੀ ਮੇਰਾ ਰੱਬ ਕੀ ਹੈ ਸੱਚਾ ਗਿਆਨ ਸਤਿਗੁਰੂ ਆ ਮੇਰੇ ਸਾਹਮਣੇ ਤੁਹਾਡੇ ਬਚਨਾਂ ਵਿੱਚ ਮੈਂ ਸੜਾਂ ਤੁਹਾਡੇ ਬਚਨ ਸੁਣ ਕੇ ਮੈਂ ਆਪਣੇ ਆਪ ਨੂੰ ਸਾੜਾਂ ਜਿਹੜਾ ਮੇਰਾ ਮੁਕਾਬਲਾ ਮੇਰੇ ਨਾਲ ਹੋਣਾ ਹੈ ਨਾ ਜਿਹੜਾ ਇੱਥੇ ਆ ਕੇ ਨਿਪੜਦਾ ਤੁਸੀਂ ਤੇ ਦੱਸਦਾ ਹੁਣ ਅਗਲੇ ਅਗਲੀ ਗੱਲ ਮੇਰੀ ਹੈ ਹੁਣ ਮੇਰਾ ਮੁਕਾਬਲਾ ਵੇਖ ਰਿਹਾ ਵੀ ਮੇਰੇ ਆਪੇ ਨਾਲ ਹੈ ਕਿੰਨਾ ਕਿੰਨਾ ਕੱਢ ਸਕਦਾ ਕਿੰਨਾ ਆਪੇ ਨਾਲ ਮੁਕਾਬਲਾ ਹੁਣ ਵੇਖਿਓ ਜੀ ਮੇਰੇ ਰੱਬ ਜੀ ਤੁਹਾਡੇ ਬਚਨ ਸੁਣਾ ਤੇ ਮੈਂ ਆਪਣੇ ਆਪ ਨੂੰ ਸਾੜਾਂ ਜਿਵੇਂ ਦੀਵੇ ਦੇ ਵਿੱਚ ਬੱਤੀ ਆਪਣੇ ਆਪ ਨੂੰ ਸਾੜਦੀ ਹੈ ਚਾਨਣ ਹੁੰਦਾ ਹੀ ਫੇਰ ਹੈ ਆਪਣੇ ਆਪ ਨੂੰ ਸਾੜੇ ਬਿਨਾ ਚਾਨਣ ਨਹੀਂ ਹੋ ਜਾਣਾ ਜ਼ਿੰਦਗੀ ਵਿੱਚ ਚਾਨਣ ਚਾਹੁੰਦੇ ਹੋ ਨਾ ਪਿਆਰਿਓ ਤੇ ਆਪਣੇ ਆਪ ਨਾਲ ਲੜਨਾ ਸਿੱਖੋ ਤੇ ਆਪਣੇ ਆਪ ਨੂੰ ਜਿੱਤਣਾ ਸਿੱਖੋ ਜਿਹਨੂੰ ਕਹਿੰਦੇ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਮਨ ਜੀਤੈ ਬੋਲੋ ਮਨ ਜੀਤੈ ਜਗ ਜੀਤੈ ਜੱਗ ਜੀ ਮਨ ਨੂੰ ਜਿੱਤਣ ਦੀ ਖੇਡ ਹੈ ਸਾਰੀ ਆਪਣੇ ਆਪ ਨਾਲ ਮੁਕਾਬਲਾ ਹੈ ਸਾਰਾ ਇੱਥੇ ਆ ਕੇ ਸਾਰੇ ਫੇਲ ਪੈ ਜਾਂਦੇ ਆ ਅਸੀਂ ਗੱਲਾਂ ਤੇ ਸਾਰੇ ਹੀ ਬੜੀਆਂ ਸੋਹਣੀਆਂ ਪੁੱਛਤ ਪਥਕ ਤਹਿ ਮਾਰਗ ਨਾ ਧਾਰੈ ਪਗ ਪ੍ਰੀਤਮ ਕੇ ਦੇਸ਼ ਕੈਸੇ ਬਤ ਕਹਿ ਜਾਏ ਪੁਛਤ ਹੈ ਵੈਦ ਖਾਤ ਔਖਦ ਨ ਸੰਜਮ ਸੇ ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈ ਹੈ ਪੁੱਛਤ ਹੈ ਸੁਹਾਗਨ ਕਰਮ ਹੈ ਦੁਹਾਗਨ ਕੇ ਰਿਦੈ ਬਿਬਚਾਰ ਕਤ ਸਹਿਜਾ ਬੁਲਾਈਏ ਗਾਏ ਸੁਨੈ ਆਖੇ ਮੀਚੇ ਪਾਈਏ ਨਾ ਪਰਮ ਪਦ ਗੁਰ ਉਪਦੇਸ਼ ਗਹਿ ਲੋ ਨਾ ਕਮਾਈਏ ਮਨ ਵੈਰੀ ਨੂੰ ਜਿੰਨਾ ਨੇ ਦਿੱਤਿਆ ਉਹਨਾਂ ਨੇ ਸਾਰਾ ਜਗ ਜਿੱਤੇ ਨਾਮ ਨੇ ਸਾਰਾ ਜਗ ਜਿੱਤਿਆ ਤੇਰੀ ਮੂੰਹ ਨਾਮ ਨੇ ਜਿੱਤਿਆ ਉਹਨਾਂ ਨੇ ਸਾਰਾ ਜਗ ਜਿੱਤਿਆ ਮਨ ਮੇਰੀ ਮੂੰਹ ਨਾਮ ਨੇ ਜਿੱਤਿਆ ਉਹਨਾਂ ਨੇ ਸਾਰਾ ਜਗ ਜਿੱਤਿਆ ਉਹਨਾਂ ਨੇ ਸਾਰਾ ਜੱਗ ਜਿੱਤਿਆ ਮਨਵੇਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਨੇ ਸਾਰਾ ਜੱਗ ਜਿੱਤਿਆ ਸੁਹਰੀ ਨੂੰ ਜਨਾਨੇ ਜਿੱਤੇ ਉਹਨਾਂ ਨੇ ਸਾਰਾ ਜੱਗ ਜਿੱਤਿਆ ਸੁਹਰੀ ਨੂੰ ਜਨਾਨੇ ਜਿੱਤਿਆ ਉਹਨਾਂ ਨੇ ਸਾਰਾ ਜੱਗ ਜਿੱਤਿਆ ਮਾਨਵੇਰੀ ਨੂੰ ਜਨਾਨੇ ਜਿੱਤਿਆ ਉਹਨਾਂ ਨੇ ਸਾਰਾ ਸਭ ਜਿਤਿਆ ਮਨ ਵੇਰੀ ਨੂੰ ਜਿਨਾਂ ਨੇ ਜਿਤਿਆ ਉਹਨਾਂ ਨੇ ਸਾਰਾ ਜਗ ਜਿਤਿਆ ਮਨ ਵੇਰੀ ਨੂੰ ਜਿਨਾਂ ਨੇ ਜਿਤਿਆ ਉਹਨਾਂ ਨੇ ਸਾਰਾ ਜਗ ਜਿਤਿਆ ਜਗਾਤੀ ਸਗਲ ਜਗਾਤੀ ਜਗ ਜੀਤ ਮਨ ਨੂੰ ਜਿੱਤਣਾ ਹੀ ਸਭ ਤੋਂ ਵੱਡੀ ਗੱਲ ਹੈ ਸਾਡਾ ਮੋਰਚਾ ਸਾਡੇ ਨਾਲ ਲੱਗਣਾ ਹੈ ਚੇਤਾ ਰੱਖਿਓ ਸਾਡਾ ਮੋਰਚਾ ਸਾਡੇ ਨਾਲ ਲੱਗਣਾ ਹੈ ਉੱਥੇ ਪਤਾ ਲੱਗਣਾ ਜਦੋਂ ਸਾਹਮਣੇ ਹੋਇਆ ਸਾਰਾ ਕੁਝ ਗੁਰੂ ਜੀ ਦਾ ਸੱਚਾ ਗਿਆਨ ਫਿਰ ਉੱਥੇ ਜਿਹੜਾ ਬੰਦਾ ਗਿਆਨ ਲੈਂਦਾ ਸਮਝ ਲੈਂਦਾ ਅੰਦਰੋਂ ਸਟਰੋਂਗ ਹੁੰਦਾ ਹੈ ਹਾਂ ਅੰਦਰ ਬਦਲਣ ਦੀ ਚਾਹ ਨਾ ਹੋਵੇ ਜਿਹੜੇ ਮੇਰੇ ਵੀਰ ਅੰਦਰੋਂ ਚਾਹੁੰਦੇ ਐ ਕਿ ਮਾਲਕ ਨਾਲ ਨੇੜਤਾ ਹੋਵੇ ਵਕਾਰਾਂ ਤੋਂ ਦੂਰ ਜਾਈਏ ਮਾੜੇ ਕਰਮਾਂ ਤੋਂ ਦੂਰ ਜਾਣਾ ਚਾਹੁੰਦਾ ਮੈਂ ਜਿਹੜਾ ਬੰਦਾ ਤੁਹਾਡੇ 'ਚ ਚਾਹੁੰਦਾ ਹੈ ਕਿ ਵਕਾਰ ਮੇਰੇ ਭਾਵੀ ਹੈ ਮੇਰੇ ਮੇਰੇ ਪਰ ਪਰ ਪਰ ਇਸਤਰੀਆਂ ਵੱਲ ਵੇਖਦਾ ਪਰ ਪੁਰਸ਼ ਵੱਲ ਇਸਤਰੀ ਕਵੇ ਮੈਂ ਵੇਖਦੀ ਮੇਰਾ ਮਨ ਡੋਲਦਾ ਕੋਈ ਕਹਿੰਦਾ ਸ਼ਰਾਬ ਨੂੰ ਵੇਖ ਕੇ ਮਨ ਡੋਲਦਾ ਕੋਈ ਕਹਿੰਦਾ ਬੱਚਿਆਂ ਦੇ ਮੋਹ ਵਿੱਚ ਫਸਿਆ ਜਿਹੜਾ ਬੰਦਾ ਚਾਹੁੰਦਾ ਹੈ ਕਿ ਮੈਂ ਇਹਨਾਂ ਦਾ ਮੁਕਾਬਲਾ ਕਰਨਾ ਹੈ ਹਾਂ ਉਹਦੀ ਗੁਰੂ ਗ੍ਰੰਥ ਸਾਹਿਬ ਜੀ ਹੈਲਪ ਕਰਦੇ ਆ ਆਖੋ ਸਤਨਾਮ ਇਹ ਸਮਝ ਲਿਓ ਤੇ ਜਿਹੜਾ ਬੰਦਾ ਮੁਕਾਬਲਾ ਕਰਨਾ ਨਹੀਂ ਚਾਹੁੰਦਾ ਗੁਰਬਾਣੀ ਦਾ ਗਿਆਨ ਜਿੰਨਾ ਮਰਜ਼ੀ ਇਕੱਠਾ ਕਰੀ ਜਾਵੇ ਕਈ ਬੰਦੇ ਇਦਾਂ ਦੇ ਵੀ ਐ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਤਕਰੀਬਨ ਤਕਰੀਬਨ ਯਾਦ ਨੇ ਕੰਠ ਪਰ ਉਹਨਾਂ ਨੇ ਕੰਠ ਕਰਨ ਲਈ ਹੀ ਕੰਠ ਕੀਤੇ ਨੇ ਵਕਾਰਾਂ ਨਾਲ ਲੜਨ ਲਈ ਗਿਆਨ ਨਹੀਂ ਲਿਆ ਖੁਸਾ ਸਤਨਾਮ ਉਹਨਾਂ ਨੇ ਕੰਠ ਕਰਨ ਲਈ ਵੀ ਕੰਠ ਕੀਤਾ ਵਾ ਲੋਕਾਂ ਨੂੰ ਸੁਣਾਉਣ ਲਈ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੀ ਉਹਨਾਂ ਨੇ ਜਾਣੀਆਂ ਕੰਠ ਕਰਨ ਲਈ ਗੱਲ ਕੀਤਾ ਪਰ ਜੇ ਬੰਦਾ ਇਹ ਸੋਚ ਕੇ ਬਦਲ ਚਾਵੇ ਨਾ ਕੋਈ ਬੰਦਾ ਵੀ ਹਾਂ ਯਾਰ ਮੈਂ ਨਾ ਮੇਰਾ ਮਨ ਕਹਿੰਦਾ ਹੈ ਵੀ ਇਹ ਚੀਜ਼ਾਂ ਤੋਂ ਮੈਂ ਦੂਰ ਜਾਣਾ ਚਾਹੁੰਦਾ ਵੀ ਮੁਕਾਬਲਾ ਕਰਨਾ ਮਨਾ ਸ਼ਰਾਬ ਸਾਹਮਣੇ ਹੋਏਗੀ ਮੈਂ ਪੀਣੀ ਨਹੀਂ ਮੈਂ ਮੁਕਾਬਲਾ ਕਰਨਾ ਹੈ ਉਹਦੀ ਹੈਲਪ ਕਰਨਗੇ ਗੁਰੂ ਜੀ ਵੀ ਆ ਜਾ ਸਿੱਖਾ ਜੇ ਚਾਹੁੰਦਾ ਟ੍ਰੇਨਿੰਗ ਲੈਣੀ ਹੈ ਸੂਰਮੇ ਦੀ ਤੇ ਲਿਆ ਤੈਨੂੰ ਕਰਾਈਏ ਦੱਸਿਓ ਜੀ ਭਲਾ ਜਿਹੜੀ ਜਿਹੜੇ ਆਪਣੇ ਮਿਲਟਰੀ ਵਾਲੇ ਐ ਭਲਾ ਹਰੇਕ ਦੀ ਟ੍ਰੇਨਿੰਗ ਕਰਾ ਦਿੰਦੇ ਆ ਕਿ ਕੁਝ ਖਾਸ ਬੰਦੇ ਹੁੰਦੇ ਆ ਉਹਨਾਂ ਦੀ ਟ੍ਰੇਨਿੰਗ ਕਰਾਉਂਦੇ ਆ ਬੋਲੋ ਸਾਰਿਆਂ ਦੀ ਕਰਾਉਂਦੇ ਕਿ ਖਾਸ ਹੁੰਦੇ ਆ ਕੁਝ ਖਾਸ ਹਰੇਕ ਦੀ ਨਹੀਂ ਤੇ ਬਹੁਤ ਵਾਰ ਕਿਹਾ ਵੀ ਅੱਧਾ ਕੁ ਫੌਜੀ ਬੰਦਾ ਘਰੋਂ ਹੋਵੇ ਬਾਕੀ ਦਾ ਟ੍ਰੇਨਿੰਗ ਵਾਲੇ ਬਣਾ ਦੇਣਗੇ ਅੱਧਾ ਕਿਤੇ ਘਰੋਂ ਵੀ ਚਾਹੀਦਾ ਉਹ ਟ੍ਰੇਨਿੰਗ ਵੀ ਉਸੇ ਦੀ ਹੋ ਸਕਦੀ ਹੈ ਨਹੀਂ ਤੇ ਹਰ ਇੱਕ ਦੀ ਤੇ ਟ੍ਰੇਨਿੰਗ ਹੋਣੀ ਨਹੀਂ ਇਸੇ ਤਰ੍ਹਾਂ ਜਿਹੜਾ ਬੰਦਾ ਅੰਦਰੋਂ ਬਦਲਣਾ ਚਾਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨਾਂ ਨੂੰ ਟ੍ਰੇਨ ਕਰ ਦੇਣਾ ਤੇ ਜਿਹੜੇ ਬੰਦੇ ਅੰਦਰੋਂ ਬਦਲਣਾ ਹੀ ਨਹੀਂ ਚਾਹੁੰਦੇ ਉਹ ਤੇ ਫਿਰ ਆਪਾਂ ਕੱਲ ਪੜ੍ਹੇ ਸੀ ਕਬੀਰ ਸੱਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਮਹਿ ਜੇ ਨਹੀਂ ਟ੍ਰੇਨਿੰਗ ਬੰਦਾ ਕਰਨੀ ਚਾਹੁੰਦਾ ਕੋਸ਼ਿਸ਼ ਕੀਤੀ ਹੋਣੀ ਹੈ ਗੁਰੂ ਅਰਜਨ ਦੇਵ ਜੀ ਨੇ ਪਿਰਥੀ ਚੰਦ ਨੇ ਵਾਹਿਗੁਰੂ ਗੁਰੂ ਰਾਮਦਾਸ ਸਾਹਿਬ ਨੇ ਵੀ ਪਿਰਥੀ ਚੰਦ ਬਦਲੇ ਨਹੀਂ ਬਦਲਿਆ ਕਹਿੰਦੇ ਚੱਲ ਪਰੇ ਤੇਰੀ ਟ੍ਰੇਨਿੰਗ ਨਹੀਂ ਹੋ ਸਕਦੀ ਤੂੰ ਮਾੜਾ ਮੋਟਾ ਵੀ ਹਿੰਮਤ ਨਹੀਂ ਤੇਰੇ ਤੇ ਤੈਨੂੰ ਨਹੀਂ ਬਦਲਿਆ ਜਾਵੇ ਸ਼੍ਰੀ ਚੰਦ ਨੂੰ ਵੀ ਗੁਰੂ ਨਾਨਕ ਨੇ ਕੋਸ਼ਿਸ਼ ਕੀਤੀ ਹੋਣੀ ਹੈ ਕਿ ਨਹੀਂ ਕੀਤੀ ਹੋਣੀ ਕੀਤੀ ਹੋਣੀ ਹੈ ਜਦੋਂ ਵੇਖਿਆ ਹੋਣਾ ਵੀ ਨਹੀਂ ਇਹ ਟ੍ਰੇਨਡ ਹੋ ਸਕਦਾ ਚੱਲ ਪਰੇ ਲੈਣਾ ਮੇਰਾ ਪੁੱਤਰ ਹੈ ਆਖੋ ਸਲਨਾ ਵਾਹ ਹੋ ਬਦਲਣਾ ਫੇਰ ਆਇਓ ਗੁਰੂ ਗ੍ਰੰਥ ਸਾਹਿਬ ਜੇ ਚੰਦੇ ਹੋ ਵੀ ਮੁਕਾਬਲਾ ਕਰਨਾ ਹੈ ਤੇ ਜੇ ਚੜ ਗਿਆ ਰੰਗ ਫਿਰ ਉਹ ਸੂਰਮਾ ਮੁਕਾਬਲਾ ਆਪਣੇ ਆਪ ਨਾਲ ਕਰਨ ਦੀ ਖੇਡ ਵੇਖੋ ਸ਼ਬਦ ਦੇ ਅਰਥ ਵੇਖੋ ਕਲੀਅਰ ਨਹੀਂ ਹੋਗੇ ਹੁਣ ਆ ਸ਼ਬਦ ਸਿੱਧਾ ਕਲੀਅਰ ਨਹੀਂ ਹੁੰਦਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਤ ਹੈ ਤੇ ਇੱਥੇ ਮੁਕਾਬਲਾ ਕਾਦੇ ਨਾਲ ਹੈ ਮਨ ਜੀਤਾ ਜਗ ਜੀਤ ਅਗਲੀ ਪੰਕਤੀ ਕੀ ਹੈ ਪੜੋ ਬੋਲੋ ਆਤਮ ਜਿਹੜਾ ਆਤਮ ਜਿਣੇ ਸਗਲ ਵਸ ਪਾਕੇ ਆਤਮ ਜਿਣੇ ਦਾ ਅਰਥ ਕੀ ਹੋਇਆ ਆਪਣੇ ਆਪ ਨੂੰ ਜਿੱਤੇ ਆਤਮ ਜਿਣੇ ਇਹੀ ਅਰਥ ਹੋਇਆ ਨਾ ਆਪਣੇ ਆਪ ਨੂੰ ਜਿੱਤੇ ਸਗਲ ਵਸ ਤਾਕੇ ਦਾ ਕੀ ਅਰਥ ਹੋਇਆ ਮਨ ਜੀਤੈ ਜਗ ਜੀਤ ਮਤਲਬ ਸਗਲ ਵਸ ਤਾਕੇ ਹਰ ਰੰਗ ਲੱਗਿਆ ਉਹਨੂੰ ਸੂਰਮਾ ਜਾਣਿਓ ਜਿਹੜਾ ਆਪਣੇ ਆਪ ਨਾਲ ਮੁਕਾਬਲਾ ਕਰ ਸਕਦਾ ਹੈ ਸਿੰਘੋ ਜਰਾ ਕ ਨੋਟ ਕਰਿਓ ਬਈ ਆਪਾਂ ਕਹਿੰਦੇ ਨਾ ਵੀ ਵੇਖੋ ਤਾਰੂ ਸਿੰਘ ਸੂਰਮਾ ਸੀ ਬਾਬਾ ਦੀਪ ਸਿੰਘ ਸੂਰਮਾ ਸੀ ਦੱਸਿਓ ਸਿੰਘੋ ਆਪਣੇ ਮਨਾਂ ਵਿੱਚ ਆਪਾਂ ਸਾਰੇ ਝਾਤੀ ਮਾਰ ਲਈਏ ਵੀ ਅਸ਼ਲੀਲ ਵੀਡੀਓ ਸਾਹਮਣੇ ਆ ਜਾਣ ਪਲੇ ਕਰਦਾ ਕਿ ਅੱਗੇ ਲੰਗਾ ਦੇਣਾ ਵੀ ਛੱਡ ਨਾ ਨਾ ਇਹ ਕੰਦ ਨਹੀਂ ਵੇਖਣਾ ਉੱਥੇ ਸੂਰਮਾ ਬਣ ਸਕਦਾ ਨੋਟ ਕਰਿਓ ਆ ਆ ਆ ਪੁਆਇੰਟ ਨੋਟ ਕਰਨ ਵਾਲੇ ਸੂਰਮੇ ਦੀ ਡੈਫੀਨੇਸ਼ਨ ਸੁਣੇ ਇੱਥੇ ਸਿਰ ਤਲੀ ਤੇ ਧਰ ਕੇ ਰੱਖਣ ਦਾ ਕਨਸੈਪਟ ਆ ਹੈ ਹੁਣ ਆਪਾਂ ਤੇ ਇਦਾਂ ਬੈਠੇ ਸਾਰੀ ਜ਼ਿੰਦਗੀ ਸਿਰ ਤਲੀ ਤੇ ਧਰਨਾ ਤੈਨੂੰ ਕਿੱਥੇ ਧਰਨਾ ਪੈਣਾ ਸਿਰ ਤਲੀ ਤੇ ਨਾ ਜੰਗਾਂ ਲੱਗੀਆਂ ਨੇ ਇੱਥੇ ਨਾ ਤੇਰੇ ਤਲਵਾਰ ਵੱਜਣੀ ਹੈ ਨਾ ਗੋਲੀ ਵੱਜਣੀ ਹੈ ਸ਼ਹੀਦੀਆਂ ਦਾ ਮਤਲਬ ਤੈਨੂੰ ਜਗੱਫਾ ਮਿਲਣਾ ਹੀ ਨਹੀਂ ਨਾ ਪਿਆਰਿਆ ਇਸ ਰਾਹ ਤੇ ਤੁਰਨਾ ਹੀ ਸ਼ਹੀਦ ਹੋਣਾ ਹੈ ਕੁਰਬਾਨ ਹੋਣਾ ਹੈ ਇਸ ਰਾਹ ਤੇ ਤੁਰਨਾ ਕੁਰਬਾਨ ਹੋਣਾ ਹੈ ਸਿਰ ਤਲੀ ਤੇ ਧਰਨ ਦਾ ਮਤਲਬ ਆ ਹੈ ਜਿਹੜਾ ਆਪਣੇ ਆਪ ਨਾਲ ਮੁਕਾਬਲਾ ਕਰਕੇ ਜਿੱਤ ਕੇ ਵਿਖਾਉਣਾ ਜਿਹੜਾ ਜਿੱਤ ਗਿਆ ਸੂਰਮਾ ਮਨ ਜੀਤਾ ਜਗ ਜੀਤਾ ਹੈ ਜਿੱਦਣ ਵੇਖਿਓ ਐ ਵੀਡੀਓ ਆ ਜੇ ਸਾਹਮਣੇ ਐ ਲਗਾ ਅੱਗੇ ਵੀ ਨਹੀਂ ਵੇਖਣੀ ਯਾਰ ਸਟਰੋਂਗ ਹੋ ਅੰਦਰ ਵੀ ਨਹੀਂ ਵੇਖਣੀ ਮੈਂ ਗੰਦ ਨਹੀਂ ਵੇਖਣਾ ਮੈਂ ਇਹ ਗੰਦ ਬੋਲਦਿਆ ਕਰੋ ਮੈਂ ਇਹ ਭੈੜੀਆਂ ਵੀਡੀਓ ਅੱਛਾ ਹੁਣ ਵੇਖਿਓ ਨਵਾਂ ਗੀਤ ਆਇਆ ਹੈ ਗਾਇਕ ਤੁਹਾਡਾ ਪਸੰਦੀਦਾ ਹੈ ਪਸੰਦੀਦਾ ਗਾਇਕ ਹੈ ਤੁਹਾਡਾ ਇੰਨੇ ਸਾਲਾਂ ਤੋਂ ਸੁਣਦੇ ਆ ਪਰ ਜਦੋਂ ਆ ਗਿਆ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ ਸਾਖਤ ਗੀਤ ਨਾਦ ਧੁਨ ਗਵਾਬਤ ਬੋਲਤ ਬੋਲ ਅਜਾਏ ਇਹ ਗੱਲ ਆ ਗਈ ਜਦੋਂ ਫਿਰ ਵੇਖਿਓ ਬਈ ਉਸ ਵੇਲੇ ਮੁਕਾਬਲਾ ਕਰਨਾ ਪੈਣਾ ਵੀ ਮਨਾ ਜੋ ਮਰਜ਼ੀ ਕਰ ਲੈ ਨਹੀਂ ਸੁਣਨਾ ਛੱਡ ਪਰੇ ਹੁਣ ਬਾਣੀ ਨੂੰ ਹੀ ਸੁਣਿਆ ਬਾਣੀ ਤੋਂ ਬਿਨਾ ਕੱਖ ਨਹੀਂ ਜ਼ਿੰਦਗੀ ਵਿੱਚ ਲੈ ਆਹ ਮੁਕਾਬਲਾ ਆਪਣੇ ਆਪ ਨਾਲ ਕਰ ਸਕਦਾ ਹੈ ਫਿਰ ਸੂਰਮਾ ਕਹਿਣਾਗੇ ਵੀ ਕਰ ਗਿਆ ਮੁਕਾਬਲਾ ਜੋ ਮਰਜੀ ਹੋਵੇ ਗਾਲ ਕੱਢਦਾ ਹੈ ਭੈੜੀ ਆਦਤ ਹੈ ਗਾਲ ਨਿਕਲ ਜਾਂਦੀ ਹੈ ਤੇ ਆਪਣੇ ਆਪ ਨੂੰ ਸਜ਼ਾ ਦੇ ਵੀ ਅੱਜ ਤੈਨੂੰ ਰੋਟੀ ਨਹੀਂ ਦਾਂ ਦੇਵਾਂਗਾ ਤੇਰੀ ਆ ਜੀਬ ਦੇ ਉੱਤੇ ਮੈਂ ਬੁਰਕੀ ਨਹੀਂ ਧਰਨੀ ਸਜ਼ਾ ਦੇਵਾਂਗਾ ਤੈਨੂੰ ਅੱਜ ਮੈਂ ਵੀ ਤੂੰ ਤੂੰ ਗਾਲ ਕੱਢੀ ਕਿਵੇਂ ਕਰ ਮੁਕਾਬਲਾ ਆਪਣੇ ਆਪ ਨਾਲ ਆਪਣੇ ਆਪ ਆਦਤਾਂ ਛੁੱਟ ਜਾਣਗੇ ਜਦੋਂ ਭੁੱਖਾ ਮਰੇਗਾ 12 ਘੰਟੇ ਨਾ ਮਿਲੀ ਰੋਟੀ ਆਪਣੇ ਆਪ ਨੂੰ ਸਜ਼ਾ ਦੇ ਕੇ ਅਗਲੇ ਦਿਨ ਲਈ ਤਿਆਰ ਕਰ ਵੀ ਨਹੀਂ ਕੱਢਣੀ ਗਾਲ ਮੈਨੂੰ ਆਦਤ ਛੱਡਣੀ ਹੈ ਮੈਂ ਇਹ ਮੈਂ ਕਰਨਾ ਹੈ ਮੁਕਾਬਲਾ ਸ਼ਰਾਬ ਦੀ ਬੋਤਲ ਸਾਹਮਣੇ ਪਈ ਹੈ ਜਦੋਂ ਨਹੀਂ ਰਹਿ ਨਹੀਂ ਨਾ ਹੁੰਦਾ ਉੱਥੇ ਫਿਰ ਮੁਕਾਬਲਾ ਕਰ ਆਹ ਸੂਰਮਾ ਬਣਨਾ ਬਣ ਸਕਦਾ ਹੈ ਇਹਨੂੰ ਸਿਰ ਤਲੀ ਤੇ ਧਰਨਾ ਕਹਿੰਦੇ ਆ ਧਰ ਸਕਦਾ ਹੈ ਇਹ ਵੇਖੀਏ ਇਹਨੂੰ ਕਹਿੰਦੇ ਅਸਲ 'ਚ ਲੜਾਈ ਆ ਕਰਨੀ ਹੈ ਵੇਖੋ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਤ ਹੈ ਸੂਰਾ ਆਤਮ ਜਿਣਾ ਹੈ ਸਗਲ ਵਸ ਤਾਂ ਕੈ ਜਾ ਕਾ ਸਤਗੁਰ ਪੂਰਾ ਪੂਰਾ ਤੇ ਮਨੋ ਗਾਇਓ ਠਾਕੁਰ ਗਾਈਐ ਆਤਮ ਰੰਗ ਮਾਲਕ ਦੇ ਗੁਣ ਦਿਲੋਂ ਗਾਉਣ ਦੀ ਕੋਸ਼ਿਸ਼ ਕਰਿਆ ਕਰੋ ਜੀਬ ਨਾਲ ਨਹੀਂ ਕੰਨਾਂ ਕੰਨ ਰਸ ਨਾ ਬਣਾਇਓ ਜਿਹੜਾ ਬੱਚਾ ਰੋਂਦਾ ਭੈਣਾ ਥੋੜਾ ਖਿਆਲ ਕਰੋ ਆਵਾਜ਼ ਸਟੇਜ ਤੱਕ ਆਉਂਦੀ ਹੈ ਵੇਖੋ ਠਾਕੁਰ ਗਾਈਏ ਆਤਮ ਰੰਗ ਦਿਲੋਂ ਮਾਲਕ ਦੇ ਗੁਣ ਗਾਇਓ ਠਾਕੁਰ ਗਾਈਏ ਆਤਮ ਰੰਗ ਸ਼ਰਣੀ ਪਾਵਨ ਨਾਮ ਧਿਆਵਣ ਸਹਿਜ ਸਮਾਵਣ ਵੇਖਿਓ ਸੁਣੋ ਜਿਹੜਾ ਬੰਦਾ ਇਹ ਮੁਕਾਬਲਾ ਕਰ ਲਏਗਾ ਜਿਹੜੀ ਭੈਣ ਕੋਲ ਬੱਚਾ ਹੈ ਜੀ ਸੁਣ ਲਓ ਨਾ ਮੇਰੀ ਭੈਣ ਸੁਣ ਲਵੇ ਦੁੱਧ ਪਾਣੀ ਬੱਚਿਆਂ ਨੂੰ ਪਿਆਓ ਬਾਹਰ ਲੈ ਜਾਓ ਉੱਥੇ ਆਵਾਜ਼ ਸੁਣਦੀ ਹੋਈ ਹੈ ਦੂਰ ਤੱਕ ਦੁਬਾਰਾ ਨਾ ਕਹਿਣਾ ਪਵੇ ਵੇਖੋ ਬੜੇ ਧਿਆਨ ਨਾਲ ਸੁਣ ਰਹੇ ਹੋ ਤਾਂ ਕਰਕੇ ਬੇਨਤੀ ਟਕਾਚ ਕਰ ਰਹੇ ਆ ਸੁਣਿਓ ਜਰਾ ਪਿਆਰਿਓ ਵੇਖਿਓ ਇਧਰ ਸੁਣਿਓ ਸੁਣਿਓ ਜੀ ਜਾ ਕਾ ਸਤਗੁਰ ਪੂਰਾ ਸਤਗੁਰੂ ਪੂਰਾ ਵੇਖਿਓ ਠਾਕੁਰ ਗਾਈਐ ਆਤਮ ਰੰਗ ਦਿਲੋਂ ਗਾਈ ਜੇ ਤੂੰ ਮੁਕਾਬਲਾ ਆਪਣੇ ਆਪ ਨਾਲ ਕਰ ਗਿਆ ਫਿਰ ਤੇਰੀ ਬੜੀ ਛੇਤੀ ਹੋਈ ਮਾਲਕ ਚ ਸਮਾਈ ਹੋ ਜਾਂਦੀ ਹੈ ਸਮਾਈ ਮਤਲਬ ਜਿਉਂਦਾ ਜਿਉਂਦਾ ਹੀ ਰੱਬ ਨਾਲ ਇੱਕਮਿਕ ਹੋਣ ਲੱਗ ਜਾਏਗਾ ਤੇਰੀ ਸੁਰਤ ਪਰਮਾਤਮਾ ਵਿੱਚ ਟਿਕਣ ਲੱਗ ਜਾਏਗੀ ਰੱਬ ਜੀ ਦੇ ਵਿੱਚ ਤੇਰੀ ਸੁਰਤ ਟਿਕਣ ਲੱਗ ਜਾਏਗੀ ਕਿਵੇਂ ਜੇ ਮੁਕਾਬਲਾ ਕਰ ਸਕੇਗਾ ਤੇ ਫਿਰ ਵੇਖੀ ਠਾਕੁਰ ਗਾਈਏ ਆਤਮ ਰੰਗ ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਸਹਿਜੇ ਬੜੀ ਛੇਤੀ ਬੜੀ ਸੌਖੀ ਮਾਲਕ ਵਿੱਚ ਸੁਰਤ ਟਿਕਣ ਲੱਗ ਜਾਂਦੀ ਹੈ ਜੀ ਉਹਨਾਂ ਦੀ ਜਿਹੜੇ ਮੁਕਾਬਲਾ ਕਰ ਸਕਦੇ ਐ ਸੁਰਤ ਕਰਕੇ ਦਰਗਾਹ ਵਿੱਚ ਜਾਂਦੇ ਐ ਵੇਖੋ ਜੀ ਦਰਗਾਹ ਕਿਸੇ ਖਾਸ ਥਾਂ ਦੇ ਉੱਤੇ ਐ ਤੇ ਹਰ ਮੈਨੂੰ ਜਰਾ ਜਵਾਬ ਦਿਓ ਜੀ ਦਰਗਾਹ ਹਰ ਜਗ੍ਹਾ ਹੀ ਐ ਕਿ ਕਿਸੇ ਖਾਸ ਥਾਂ ਤੇ ਬਣੀ ਐ ਰੱਬ ਕਿੱਥੇ ਰਹਿੰਦਾ ਜੀ ਹਰ ਜਗ੍ਹਾ ਰਹਿੰਦਾ ਕਿ ਕਿਸੇ ਇੱਕ ਜਗ੍ਹਾ ਤੇ ਰਹਿੰਦਾ ਹਰ ਜਗ੍ਹਾ ਰਹਿੰਦਾ ਜੇ ਰੱਬ ਹਰ ਜਗ੍ਹਾ ਹੈ ਤਾਂ ਮਤਲਬ ਰੱਬ ਦੀ ਦਰਗਾਹ ਵੀ ਹਰ ਜਗ੍ਹਾ ਹੀ ਹੋਈ ਤੇ ਜੇ ਦਰਗਾਹ 'ਚ ਜਾਣਾ ਹੋਵੇ ਕੀ ਕਰਨਾ ਪੈਂਦਾ ਐਦਾਂ ਸ਼ੁਰੂ ਕਰੋ ਬਾਣੀ ਪੜ੍ਹਨੀ ਬਾਣੀ ਗਾਉਣੀ ਅੰਤਰ ਗੁਰ ਆਰਾਧਨਾ ਜਿਹਵਾ ਜਪ ਨਾਉ ਨੇਤਰੀ ਸਤਗੁਰ ਵੇਖਣਾ ਸਰਵਣੀ ਸੁਣਨਾ ਸਤਗੁਰ ਸੇਤੀ ਦਰਗਾਹ ਪਾਈਐ ਇੱਥੇ ਲਿਖਿਆ ਮਰ ਕੇ ਜਿਉਂਦੇ ਹੀ ਪਰਮਾਤਮਾ ਵਿੱਚ ਤੇਰੀ ਸਮਾਈ ਹੋਏਗੀ ਤੇਰਾ ਮਨ ਧਿਆਨ ਟਿਕਣ ਲੱਗ ਜਾਏਗਾ ਜਿਉਂਦਾ ਜਿਉਂਦਾ ਹੀ ਸਰੀਰ ਤੇਰਾ ਜਿੱਥੇ ਮਰਜੀ ਬੈਠਾ ਹੋਵੇ ਪਰਮਾਤਮਾ ਵਿੱਚ ਤੇਰੀ ਇੱਕਮਿਕਤਾ ਹੋਣ ਲੱਗ ਜਾਏਗੀ ਜਿੰਨੂੰ ਕਹਿੰਦੇ ਨੇ ਜਿਨ੍ਹਾਂ ਦਾ ਵਿਸਰੈ ਨਾਮ ਸੇਖ ਨੇਹਿਆ ਭੇਦ ਨਾ ਜਾਣੋ ਮੂਲ ਸਾਈਂ ਜਿਹਿਆ ਰੱਬ ਵਰਗਾ ਰੱਬ ਨਹੀਂ ਬਣ ਜਾਂਦਾ ਬੰਦਾ ਪਰ ਰੱਬ ਵਰਗਾ ਹੋ ਜਾਂਦਾ ਉਹ ਅੰਦਰੋਂ ਅੰਦਰੋਂ ਸਮਾਈ ਹੋ ਜਾਂਦੀ ਹੈ ਉਹਦੀ ਪਰਮਾਤਮਾ ਵਿੱਚ ਤੇ ਇਹ ਹੈਲਪ ਹੈਲਪ ਕਿੱਥੋਂ ਮਿਲੇ ਜੀ ਇਹਦੀ ਮਹਾਰਾਜ ਦੇ ਬਚਨਾਂ ਨੂੰ ਆਪਣੇ ਹਿਰਦੇ ਚ ਵਸਾ ਗੁਰਮੁਖਾਂ ਦੀ ਸੰਗਤ ਵਿੱਚ ਬਹਿ ਜਨ ਕੇ ਚਰਨ ਵਸਹਿ ਮੇਰੇ ਹੀਰੇ ਸੰਗ ਪੁਨੀਤਾ ਦੇਹੀ ਜਿਨ੍ਹਾਂ ਦੀ ਸੰਗਤ ਕਰਕੇ ਨਿਰਮਲ ਹੋਵੇ ਸਰੀਰ ਕਾਇਆ ਨਿਰਮਲ ਹੋਵੇ ਸੰਗ ਪਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਤ ਨਾਨਕ ਕੈ ਸੁਖ ਇਹੀ ਧੂੜੀ ਧੂੜੀ ਦਾ ਧੂੜੀ ਦਾ ਮਤਲਬ ਕੀ ਹੈ ਹਰ ਅੰਮ੍ਰਿਤ ਬਾਣੀ ਗਾਵੇ ਸਾਧਾਂ ਕੀ ਧੂੜੀ ਨਾਵੇ ਐਦਾਂ ਰਲ ਮਿਲ ਕੇ ਗੁਰਬਾਣੀ ਗਾਣੀ ਹੀ ਧੂੜ ਲੈਣੀ ਹੈ ਐਦਾਂ ਜਿਵੇਂ ਆਪਾਂ ਸਾਰੇ ਭੈਣ ਭਰਾ ਰਲ ਕੇ ਗੁਰਬਾਣੀ ਪੜ ਰਹੇ ਆ ਸਮਝ ਰਹੇ ਆ ਇਹ ਧੂੜੀ ਵਿੱਚ ਸਾਡਾ ਇਸ਼ਨਾਨ ਹੋ ਰਿਹਾ ਆ ਧੂੜੀ ਨਹਾਉਣਾ ਹੈ ਆ ਜਿਹੜਾ ਆਪਾਂ ਰਲ ਮਿਲ ਕੇ ਹਰ ਅੰਮ੍ਰਿਤ ਬਾਣੀ ਗਾਵੇ ਜਦੋਂ ਰਲ ਮਿਲ ਕੇ ਬਾਣੀ ਗਾਉਂਦੇ ਆ ਸਾਦਾ ਕੀ ਧੂਰੀ ਨਾਵੇ ਆ ਨਾਉਣਾ ਜਦੋਂ ਰਲ ਕੇ ਬਾਣੀ ਗਾ ਰਹੇ ਆ ਤੇ ਨਹਾ ਹੀ ਰਹੇ ਆ ਨਾ ਹਿਰਦੇ ਚਰਨ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ ਗੁਰੂ ਦੇ ਬਚਨਾਂ ਨੂੰ ਹਿਰਦੇ ਵਿੱਚ ਵਸਾਉਣਾ ਗੁਰੂ ਦੇ ਚਰਨਾਂ ਨੂੰ ਘੁੱਟ ਕੇ ਫੜਨਾ ਹੈ ਸਿੰਘੋ ਜਰਾ ਕ ਦੱਸਿਓ ਬਈ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾਂ ਕਾਦੇ ਨਾਲ ਜੁੜੇ ਆ ਜੀ ਚਰਨਾਂ ਨਾਲ ਜੁੜੇ ਆ ਕਾਦੇ ਨਾਲ ਜੁੜੇ ਆ ਚਰਨਾਂ ਨਾਲ ਜੁੜੇ ਆ ਦੱਸੋ ਚਰਨ ਦਿਸਦੇ ਆ ਜਿਹੜੇ ਚਰਨ ਦਿਸਦੇ ਹੀ ਨਹੀਂ ਦੱਸੋ ਕੱਲ ਵੀ ਗੱਲ ਹੋਈ ਸੀ ਦੇਹ ਨੂੰ ਗੁਰੂ ਮੰਨਦੇ ਆ ਕਿ ਸ਼ਬਦ ਨੂੰ ਗੁਰੂ ਮੰਨਦੇ ਆ ਬੋਲੋ ਬੋਲਿਓ ਜੀ ਦੇਹ ਨੂੰ ਗੁਰੂ ਮੰਨਦੇ ਆ ਕਿ ਸ਼ਬਦ ਨੂੰ ਤੇ ਚਰਨ ਕਾਦੇ ਹੋਣਗੇ ਫਿਰ ਦੇਹ ਵਾਲੇ ਚਰਨ ਹੋਣਗੇ ਕਿ ਸ਼ਬਦ ਵਾਲੇ ਸ਼ਬਦ ਵਾਲੇ ਹੋਣਗੇ ਫਿਰ ਧੂੜੀ ਕਿਦਾਂ ਦੀ ਹੋਏਗੀ ਧੂੜੀ ਕੀ ਹੋਏਗੀ ਫਿਰ ਕਨਫਿਊਜ਼ਿੰਗ ਬੜੀ ਪੈਦਾ ਹੋਈ ਪਈ ਹੈ ਕਿਤੇ ਦੇ ਲੈ ਆਉਨੇ ਅੱਗੇ ਕਦੇ ਸ਼ਬਦ ਲੈ ਆਉਨੇ ਗੋਲ-ਬੋਲ ਗੱਲਾਂ ਕਰੀ ਜਾਂਦੇ ਨਾ ਅਸੀਂ ਕਨਫਿਊਜ਼ ਤੇ ਬੰਦਾ ਆਪੇ ਹੀ ਹੋਏਗਾ ਕਦੇ ਬਾਡੀ ਨੂੰ ਲੈ ਆਉਨੇ ਹੋ ਕਦੇ ਸ਼ਬਦ ਨੂੰ ਲੈ ਆਉਨੇ ਹੋ ਦੋ ਗੱਲਾਂ ਹੋ ਰਹੀਆਂ ਨੇ ਨਾ ਇੱਥੇ ਧੂੜੀ ਦੇ ਵਾਲੀ ਚੁੱਕੀ ਫਿਰਦੇ ਨੇ ਫੋਟੋ ਦੇ ਵਾਲੀ ਚੁੱਕੀ ਫਿਰਦੇ ਨੇ ਕਿਤੇ ਸ਼ਬਦ ਨੂੰ ਗੁਰੂ ਬੰਨੀ ਜਾਂਦੇ ਡਬਲ ਮਾਈਂਡਡ ਕਿਉਂ ਹੋਏ ਪਏ ਆ ਅਸੀਂ ਡਬਲ ਮਾਈਂਡਡ ਨਾ ਹੋ ਸਿੱਧੀ ਜੀ ਸਪਸ਼ਟ ਗੱਲ ਹੈ ਹੁਣ ਜਦੋਂ ਸ਼ਬਦ ਗੁਰੂ ਹੈ ਸ਼ਬਦ ਗੁਰੂ ਹੈ ਨਾ ਆਪਾਂ ਹੁਣ ਆਹ ਸ਼ਬਦ ਲੋ ਪੜੋ ਆਪਾਂ ਇਹ ਬਚਨ ਗੁਰੂ ਸਾਹਿਬ ਜੀ ਦਾ ਪੜ੍ਹਨੇ ਆ ਨਾ ਬਈ ਗੁਰ ਕੀ ਮੂਰਤ ਮਨ ਮਹਿ ਧਿਆਨ ਗੁਰ ਕਾ ਸ਼ਬਦ ਗੁਰੂ ਦੀ ਮੂਰਤ ਫਿਰ ਕੀ ਹੈ ਗੁਰੂ ਦਾ ਸ਼ਬਦ ਗੁਰੂ ਦੇ ਸ਼ਬਦ ਨੂੰ ਹੀ ਮੰਨਣਾ ਅਸਲ ਵਿੱਚ ਮੰਤਰ ਹੈ ਗੁਰੂ ਦਾ ਗਿਆਨ ਹੀ ਮੰਤਰ ਸੱਚ ਮੰਤਰ ਤੁਹਾਰਾ ਅੰਮ੍ਰਿਤ ਬਾਣੀ ਗੁਰੂ ਦੀ ਬਾਣੀ ਹੀ ਗੁਰੂ ਦਾ ਮੰਤਰ ਹੈ ਪਿਆਰਿਓ ਗੁਰੂ ਦੀ ਬਾਣੀ ਹੀ ਗੁਰੂ ਦਾ ਮੰਤਰ ਹੈ ਇਹ ਇਹਨਾਂ ਬਚਨਾਂ ਨੂੰ ਕਿਰਪਾ ਕਰਕੇ ਸੁਰਤ ਵਿੱਚ ਲੈ ਕੇ ਆਓ ਵੇਖੋ ਜੇ ਅਸੀਂ ਸ਼ਬਦ ਨੂੰ ਗੁਰੂ ਮੰਨਦੇ ਆ ਸ਼ਬਦ ਦੇ ਪੁਜਾਰੀ ਆ ਫਿਰ ਚਰਨ ਕਾਦੇ ਹੋਣਗੇ ਸ਼ਬਦ ਦੇ ਤੇ ਫਿਰ ਜਿਹੜੀ ਧੂੜ ਹੋਏਗੀ ਉਹ ਕੀ ਹੋਏਗੀ ਸ਼ਬਦ ਚੋਂ ਨਿਕਲਿਆ ਅਰਥ ਸ਼ਬਦ ਵਿੱਚੋਂ ਨਿਕਲਿਆ ਅਰਥ ਜਿਵੇਂ ਆਪਣੇ ਸਮਝ ਆ ਗਈ ਇੱਥੇ ਸਾਡੇ ਦਿਮਾਗ ਵਿੱਚ ਬਹਿ ਗਈ ਇੱਥੇ ਮੱਥੇ ਤੇ ਲੱਗ ਗਈ ਧੂੜ ਕਾਦੇ ਤੇ ਲੱਗ ਗਈ ਮੱਥੇ ਤੇ ਤੇ ਅੰਦਰ ਜਿਹੜੇ ਪਲਾਨ ਬਦਲ ਗਏ ਹੁਣ ਅੱਗੇ ਠੇਕਿਆਂ ਤੇ ਜਾਣ ਦੇ ਪਲਾਨ ਸੀ ਯਾਰਾਂ ਨਾਲ ਘੁੰਮਣ ਦੇ ਪਲਾਨ ਸੀ ਪੱਬਾਂ ਕਲੱਬਾਂ 'ਚ ਜਾਣ ਦੇ ਪਲਾਨ ਸੀ ਹੁਣ ਪਲਾਨ ਕੀ ਨੇ ਗੁਰਦੁਆਰੇ ਜਾਵਾਂਗੇ ਬਾਣੀ ਪੜਾਂਗੇ ਸਤ ਸੰਗਤ ਕਰਾਂਗੇ ਪਲਾਨ ਬਦਲਣ ਨੂੰ ਹੀ ਲੇਖ ਬਦਲਣ ਨੇ ਕਹਿੰਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹੜੇ ਬੰਦੇ ਦੇ ਪਲਾਨ ਡਿਜ਼ਾਈਨ ਬਦਲ ਗਏ ਸਮਝ ਲਓ ਉਸ ਬੰਦੇ ਦੇ ਲੇਖ ਬਦਲ ਗਏ ਤੇ ਲੇਖ ਕਿੰਨੇ ਬਦਲੇ ਧੂੜੀ ਨੇ ਧੂੜੀ ਕੀ ਹੈ ਸ਼ਬਦ ਦਾ ਅਰਥ ਤੇ ਚਰਨ ਕੀ ਹੈ ਸ਼ਬਦ ਤੇ ਗੁਰੂ ਸਾਡਾ ਕੀ ਹੈ ਸ਼ਬਦ ਸਾਰੀ ਦੀ ਸਾਰੀ ਗੱਲ ਸ਼ਬਦ ਤੇ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੇ ਜਗ ਬੌਰਨ ਬਿਨ ਆਵੇ ਜਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ ਸੋ ਇਸ ਕਰਕੇ ਸ਼ਬਦ ਨਾਲ ਜੁੜਨਾ ਨਾ ਭੁੱਲਿਓ ਪਿਆਰਿਓ ਅਸੀਂ ਸ਼ਬਦ ਦੇ ਪੁਜਾਰੀ ਆ ਤੇ ਸਾਡੇ ਗੁਰੂ ਜੀ ਦੇ ਚਰਨ ਵੀ ਸ਼ਬਦ ਹੀ ਹੈ ਧੂੜ ਵੀ ਸ਼ਬਦ ਹੀ ਹੈ ਸਾਡੀ ਮੂਰਤ ਜਿਹੜੀ ਗੁਰੂ ਦੀ ਹੈ ਉਹ ਸ਼ਬਦ ਰੂਪ ਵਿੱਚ ਹੀ ਸਾਡੀ ਸੁਰਤ ਵਿੱਚ ਵਸਣੀ ਹੈ ਹੋਰ ਕੋਈ ਅਸੀਂ ਬਾਡੀ ਨੂੰ ਨਹੀਂ ਸਾਹਮਣੇ ਲਿਆਉਣਾ ਸਰੀਰ ਨੂੰ ਨਹੀਂ ਸਾਹਮਣੇ ਲਿਆਉਣਾ ਕਿਉਂਕਿ ਸਰੀਰ ਦੇ ਪੁਜਾਰੀ ਅਸੀਂ ਹੈ ਹੀ ਨਹੀਂ ਸਰੀਰ ਜੰਮਦਾ ਹੈ ਸਰੀਰ ਮਰਦਾ ਹੈ ਸਰੀਰ ਬੱਚਾ ਹੈ ਸਰੀਰ ਬੁੱਢਾ ਹੁੰਦਾ ਹੈ ਸਰੀਰ ਮਰਦਾ ਹੈ ਇਹ ਸਰੀਰ ਨਾਲ ਨਹੀਂ ਜੁੜੇ ਹੋਏ ਅਸੀਂ ਅਸੀਂ ਸ਼ਬਦ ਨਾਲ ਜੁੜੇ ਹੋਏ ਹਾਂ ਅਸੀਂ ਸ਼ਬਦ ਤੋਂ ਬਿਨਾ ਦੂਜੀ ਤੀਜੀ ਗੱਲ ਨਾਲ ਨਹੀਂ ਜੁੜ ਸਕਦੇ ਕਿਰਪਾ ਕਰਕੇ ਨੁਕਤਿਆਂ ਨੂੰ ਜ਼ਰੂਰ ਸਮਝਣ ਦੀ ਖੇਚਲ ਕਰਿਓ ਤੇ ਇਹ ਭੁੱਲ ਜੋ ਵੀ ਕਿਸੇ ਬੰਦੇ ਦਾ ਪਾਰ ਉਤਾਰਾ ਹੋ ਜਾਏਗਾ ਸੱਚੇ ਗਿਆਨ ਬਿਨਾ ਕਿਸੇ ਬੰਦੇ ਦਾ ਪਾਰ ਉਤਾਰਾ ਹੋ ਜਾਏਗਾ ਸ਼ਬਦ ਵਿੱਚ ਗੁਰੂ ਜੀ ਦਾ ਬਚਨ ਸਿੱਧਾ ਹੀ ਹੈ ਨਾ ਦੇਖੋ ਗੁਰ ਕੀ ਮੂਰਤ ਮਨ ਮਹਿ ਪਿਆ ਗੁਰ ਕੀ ਮੂਰਤ ਮਨ ਮਹਿ ਧਿਆਨ ਗੁਰ ਕੈ ਸ਼ਬਦ ਮੰਤਰ ਮਨ ਮਾਨ ਗੁਰ ਕੇ ਚਰਨ ਰਿਦੈ ਲੈ ਧਾਰੋ ਗੁਰ ਪਾਰ ਬ੍ਰਹਮ ਸਦਾ ਨਮਸਕਾਰ ਗੁਰੂ ਦੇ ਚਰਨ ਹਿਰਦੇ 'ਚ ਧਾਰ ਕੇ ਰੱਖਾਂ ਮੈਂ ਇਹ ਕੀ ਕਹਿ ਰਹੇ ਆ ਇਹਦਾ ਅਰਥ ਇਹ ਹੈ ਗੁਰੂ ਦੇ ਚਰਨ ਹਿਰਦੇ 'ਚ ਧਾਰ ਕੇ ਰੱਖਾਂ ਤੇ ਗੁਰੂ ਸਾਹਿਬ ਨੂੰ ਪੁੱਛਦੇ ਆ ਮਹਾਰਾਜ ਤੁਹਾਡੇ ਚਰਨ ਕਿਵੇਂ ਗੁਰੂ ਦੇ ਚਰਨ ਹੈ ਕੀ ਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਗੱਲਾਂ ਦੇ ਜਵਾਬ ਮਿਲਦੇ ਆ ਕਿਉਂਕਿ ਗੁਰਬਾਣੀ ਆਪਣੀ ਵਿਆਖਿਆ ਆਪ ਹੀ ਕਰਦੀ ਹੈ ਗੁਰਬਾਣੀ ਦੀ ਵਿਆਖਿਆ ਲਈ ਟੀਕੇ ਨਹੀਂ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਚੋਂ ਹੀ ਹੋਣੀ ਹੈ ਗੁਰੂ ਜੀ ਤੁਹਾਡੇ ਚਰਨ ਕਿਹੜੇ ਐ ਗੁਰੂ ਸਾਹਿਬ ਕਹਿੰਦੇ ਐ ਹਿਰਦੈ ਚਰਨ ਕਿਹੜੇ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ ਆ ਸ਼ਬਦ ਹਿਰਦੇ ਚ ਵਸਾਓ ਤੇ ਇਹ ਭੁੱਲ ਜੋ ਵੀ ਗੁਰੂ ਦੇ ਗਿਆਨ ਬਿਨਾ ਭਲਾ ਹੋ ਜਾਏਗਾ ਵੇਖੋ ਅਗਲੀ ਪੰਕਤੀ ਮਤ ਕੋ ਪਰਮ ਭੁਲੇ ਸੰਸਾਰ ਇਹ ਭਲੇਖਾ ਨਾ ਰੱਖਿਓ ਮਤਾ ਕਿਤੇ ਭਲੇਖਾ ਰੱਖ ਲਓ ਸਿੱਧਾ ਜਿਹਾ ਭਾਸ਼ਾ ਵੇਖੋ ਕਿੰਨੀ ਸੌਖੀ ਜੀ ਮਤਾ ਕਿਤੇ ਭਲੇਖਾ ਰੱਖ ਲਓ ਤੁਸੀਂ ਮਨ 'ਚ ਮਤਾ ਕਿਤੇ ਭਲੇਖੇ 'ਚ ਰਹਿ ਜਾਓ ਵੀ ਭਲਾ ਹੋ ਜਾਏਗਾ ਗੁਰੂ ਬਿਨਾ ਇਹ ਨਹੀਂ ਹੋ ਸਕਣਾ ਸੱਚੇ ਗਿਆਨ ਬਿਨਾ ਤੇਰਾ ਭਲਾ ਨਹੀਂ ਹੋਣਾ ਦਿਆਂ ਨੂੰ ਚੇਤਾ ਕਰਦਾ ਫਿਰਦਾ ਦਿਆਂ ਗਈਆਂ ਗਿਆਨ ਗੁਰੂ ਸੀ ਗੁਰੂ ਨਾਨਕ ਜੀ ਵੇਲੇ ਵੀ ਸ਼ਬਦ ਗੁਰੂ ਸੁਰਤ ਧੁਨ ਚੇਲਾ ਸੀ ਸ਼ਬਦ ਨੂੰ ਚੇਤਾ ਰੱਖੀ ਤੇ ਮਤਾ ਕਿਤੇ ਇਹ ਭਲੇਖੇ ਚ ਰਹਿ ਜੇ ਵੀ ਭਲਾ ਹੋ ਜਾਏਗਾ ਹੋਣਾ ਨਹੀਂ ਸ਼ਬਦ ਪੜੋ ਪੂਰਾ ਮਤ ਕੋ ਭਰਮ ਭੁਲੇ ਸੰਸਾਰ ਗੁਰ ਬਿਨ ਕੋਏ ਨਾ ਉਤਰਸ ਪਾਰ ਦੇਖੀ ਕਿਤੇ ਮਤਾ ਕਿਤੇ ਭਲੇਖੇ ਚ ਰਹਿ ਜੇ ਤੂੰ ਮਤਾ ਕਿਤੇ ਭਲੇਖਾ ਕੱਢਦੇ ਮਨ ਚ ਵੀ ਪਾਰ ਉਤਾਰਾ ਹੋ ਸਕਦਾ ਸੱਚੇ ਗਿਆਨ ਬਿਨਾ ਕਿਸੇ ਦਾ ਭਲਾ ਨਾ ਹੋਇਆ ਨਾ ਹੋ ਸਕਦਾ ਹੋ ਨਹੀਂ ਸਕਦਾ ਹੋ ਨਹੀਂ ਸਕਦਾ ਹਾਂਜੀ ਭੂਲੇ ਕੋ ਗੁਰਮਾਰਗ ਪਾਇਆ ਅਬਰ ਤਿਆਗੋ ਹਰ ਭਗਤੀ ਲਾਇਆ ਗੁਰੂ ਸਾਹਿਬ ਨੇ ਸਾਰਿਆਂ ਦਾ ਤਿਆਗ ਕਰਵਾਤਾ ਮੜੀਆਂ ਦਾ ਕਬਰਾਂ ਦਾ ਪੱਥਰਾਂ ਦਾ ਸੱਪਾਂ ਨੂੰ ਮੰਨਦੇ ਸੀ ਪਸ਼ੂਆਂ ਨੂੰ ਮੰਨਦੇ ਸੀ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਮੰਨੀ ਜਾਂਦੇ ਸੀ ਹੁਣ ਸਭ ਨੂੰ ਛੱਡ ਕੇ ਇੱਕ ਰੱਬ ਨਾਲ ਸਾਨੂੰ ਗੁਰੂ ਨੇ ਜੋੜਤਾ ਇੱਕ ਪ੍ਰਮਾਤਮਾ ਤੋਂ ਬਿਨਾ ਬਾਕੀ ਸਾਰਿਆਂ ਦਾ ਮੇਰੀ ਸੁਰਤ ਵਿੱਚੋਂ ਭੋਗ ਪੈ ਗਿਆ ਮੇਰੀ ਸੁਰਤ ਵਿੱਚੋਂ ਬਾਕੀ ਸਭ ਦਾ ਭੋਗ ਪੈ ਗਿਆ ਇੱਕ ਰੱਬ ਨਾਲ ਮੇਰਾ ਕਨੈਕਸ਼ਨ ਰਹਿ ਗਿਆ ਦੇਖੋ ਹਾਂਜੀ ਜਮ ਮਰਨ ਕੀ ਤਰਾਸ ਮਿਟਾਈ ਗੁਰ ਪੂਰੇ ਕੀ ਬੇਅੰਤ ਵਡਾਈ ਜਨਮ ਮਰਨ ਦਾ ਡਰ ਖਤਮ ਕਰਤਾ ਅੰਦਰੋਂ ਇਹ ਮੇਰੇ ਗੁਰੂ ਦੀ ਵਡਿਆਈ ਹੈ ਕਿੰਨਾ ਸੌਖੇ ਸੌਖੇ ਬਚਨ ਹਾਂਜੀ ਗੁਰ ਪ੍ਰਸਾਦ ਊਰਦ ਕਮਲ ਬਿਗਾ ਜਿਹੜਾ ਮੇਰਾ ਹਿਰਦਾ ਪਹਿਲਾਂ ਮਾਇਆ ਵਾਲੇ ਪਾਸੇ ਸੀ ਨਾ ਉਹ ਹਿਰਦਾ ਹਿਰਦਾ ਕਮਲ ਮਤਲਬ ਪੁੱਠਾ ਸੀ ਉਹ ਹੁਣ ਵਿਗਾਸ ਮਤਲਬ ਸਿੱਧਾ ਹੋ ਗਿਆ ਮੇਰਾ ਕਮਲ ਰੂਪੀ ਹਿਰਦਾ ਪਹਿਲਾਂ ਪੁੱਠੇ ਪਾਸੇ ਸੀ ਮਾਇਆ ਵਾਲੇ ਪਾਸੇ ਸੀ ਹੁਣ ਸਿੱਧੇ ਪਾਸੇ ਹੋ ਗਿਆ ਹੁਣ ਮੈਂ ਰੱਬ ਵਾਲੇ ਪਾਸੇ ਜੁੜ ਗਿਆ ਪਹਿਲਾਂ ਮਟੀਰੀਅਲ ਵਾਲੇ ਪਾਸੇ ਸੀ ਸੁਰਤ ਮੇਰੀ ਜੁੜੀ ਹੋਈ ਪਦਾਰਥਵਾਦ ਵਾਲੇ ਪਾਸੇ ਸੀ ਹੁਣ ਮੇਰੀ ਸੁਰਤ ਪਰਮਾਤਮਾ ਵਾਲੇ ਪਾਸੇ ਫੇਰ ਪੜਿਓ ਗੁਰ ਪ੍ਰਸਾਦ ਊਰਦ ਕਮਲ ਬੇਗਾ ਅੰਧਕਾਰ ਮੈਂ ਹੈ ਭਇਆ ਪਰਗਾਸ ਜ਼ਿੰਦਗੀ ਵਿੱਚ ਚਾਨਣ ਆ ਗਿਆ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਜ਼ਿੰਦਗੀ ਰੋਸ਼ਨ ਰੋਸ਼ਨ ਹੋ ਗਈ ਸੋਹਣੀ ਬਣ ਗਈ ਰਸ ਆ ਗਿਆ ਜ਼ਿੰਦਗੀ ਵਿੱਚ ਹਿਰਦੇ ਰੂਪੀ ਕਮਲ ਜਿਹੜਾ ਮੇਰਾ ਹੁਣ ਇਧਰਲੇ ਪਾਸਿਓਂ ਹਟ ਕੇ ਮਨਮਤ ਵਾਲੇ ਪਾਸਿਓਂ ਹਟ ਕੇ ਗੁਰਮਤ ਵਾਲੇ ਮੇਰਾ ਹਿਰਦਾ ਹੁਣ ਇਧਰ ਨੂੰ ਲੱਗ ਗਿਆ ਮੇਰਾ ਮਨ ਪ੍ਰਮਾਤਮਾ ਵਾਲੇ ਪਾਸੇ ਲੱਗ ਗਿਆ ਹਾਂਜੀ ਜਿਨਾਂ ਕੀ ਆਸੋ ਗੁਰ ਤੇ ਜਾਣਿਆ ਗੁਰ ਕਿਰਪਾ ਤੇ ਮੁਗਦ ਮਨ ਮਾਨਿਆ ਜਿਨੇ ਮੈਨੂੰ ਪੈਦਾ ਕੀਤਾ ਸੀ ਇਹ ਮੈਨੂੰ ਗੁਰੂ ਤੋਂ ਪਤਾ ਲੱਗਿਆ ਜਿਨ ਕੀਆ ਜਿਨਨੇ ਨੇ ਮੈਨੂੰ ਬਣਾਇਆ ਸੀ ਜਿਨਨੇ ਮੈਨੂੰ ਪੈਦਾ ਕੀਤਾ ਸੀ ਇਸ ਗੱਲ ਦੀ ਸੋਝੀ ਮੈਨੂੰ ਮੇਰੇ ਗੁਰੂ ਜੀ ਨੇ ਦਿੱਤੀ ਹੈ ਮੇਰੇ ਗੁਰੂ ਜੀ ਦਾ ਸੱਚਾ ਗਿਆਨ ਲੈਣ ਕਰਕੇ ਮੈਨੂੰ ਜਿਨਨੇ ਮੈਨੂੰ ਬਣਾਇਆ ਉਹਦੇ ਬਾਰੇ ਪਤਾ ਲੱਗਿਆ ਤੇ ਗੁਰਬਾਣੀ ਦਾ ਗਿਆਨ ਸੁਣ ਸੁਣ ਕੇ ਮੇਰਾ ਮੂਰਖ ਮਨ ਮੰਨ ਗਿਆ ਹੁਣ ਮੰਨੇ ਫਿਰ ਸ਼ਬਦ ਦੁਆਰਾ ਬੋਲੋ ਜਿਨ੍ਹਾਂ ਕੀ ਆਸੋ ਗੁਰੂ ਤੇ ਜਾਣਿਆ ਗੁਰ ਕਿਰਪਾ ਤੇ ਮੁਗਦ ਮਨ ਮਾਨਿਆ ਮੁਗਦ ਮਤਲਬ ਮੂਰਖ ਮੇਰਾ ਮੂਰਖ ਮਨ ਗੁਰੂ ਦੀ ਕਿਰਪਾ ਨਾਲ ਮੰਨਿਆ ਬੜਾ ਚੰਦਰਾ ਸੀ ਜੀ ਮੰਨਦਾ ਹੀ ਨਹੀਂ ਸੀ ਪਰ ਗੁਰੂ ਦੇ ਸੱਚੇ ਗਿਆਨ ਨੇ ਮਨਾ ਲਿਆ ਮੰਨ ਲਿਆ ਹਾਂਜੀ ਗੁਰ ਕਰਤਾ ਗੁਰ ਕਰੁਣ ਜੋ ਗੁਰ ਪਰਮੇਸ਼ਰ ਹੈ ਵੀ ਹੋਗ ਇਹ ਬਖਸ਼ਿਸ਼ ਗੁਰੂ ਨੇ ਕੀਤੀ ਹੈ ਤੇ ਗੁਰੂ ਕਰਨ ਬਖਸ਼ਿਸ਼ ਕਰਨ ਲਈ ਸਮਰੱਥ ਹੈ ਇਹ ਕਿਰਪਾ ਗੁਰੂ ਨੇ ਕੀਤੀ ਹੈ ਮੇਰੇ ਤੇ ਤੇ ਕਰਨ ਵਾਲਾ ਸਮਰੱਥ ਹੈ ਉਹ ਉਹਨੇ ਕਿਰਪਾ ਕਰਕੇ ਮੈਨੂੰ ਇਹ ਟ੍ਰੇਨਿੰਗ ਕਰਾਈ ਹੈ ਜਿਹੜੀ ਉਹ ਆਪਾਂ ਗੱਲ ਪਹਿਲਾਂ ਕਰਕੇ ਹਟੇ ਨਾ ਮਨ ਨੂੰ ਜਿੱਤਣ ਦੀ ਟ੍ਰੇਨਿੰਗ ਉਹ ਸੂਰਮੇ ਬਣਨ ਦੀ ਗੱਲਾਂ ਤੇ ਸਾਰੇ ਪਿੰਡ ਨੂੰ ਹੀ ਆਉਂਦੀਆਂ ਨੇ ਸੋਹਣੀਆਂ ਸੋਹਣੀਆਂ ਪਰ ਟ੍ਰੇਨਿੰਗ ਜਿਹੜੀ ਕਰਨੀ ਸੀ ਉਹ ਗੁਰੂ ਨੇ ਕਰਾਈ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਨਾ ਵੀ ਗੱਲਾਂ ਤੇ ਸਾਰਿਆਂ ਨੂੰ ਸੋਹਣੀਆਂ ਸੋਹਣੀਆਂ ਆਉਂਦੀਆਂ ਹੀ ਸੀ ਪਰ ਟ੍ਰੇਨਿੰਗ ਜਿਹੜੀ ਹੈ ਨਾ ਇਹ ਮੇਰੀ ਕਰਾਈ ਹੈ ਹੁਣ ਗੁਰੂ ਸਾਹਿਬ ਮੈਂ ਚਾਹੁੰਦਾ ਸੀ ਬਦਲਣਾ ਉਹਨਾਂ ਨੇ ਬਾਹ ਤੋਂ ਫੜ ਲਿਆ ਜੇ ਮੈਂ ਵਕਾਰਾਂ ਵਿੱਚ ਡੁੱਬਿਆ ਹੋਇਆ ਐ ਬਾਹ ਕਰਦਾ ਨਾ ਮਾਲਕਾ ਕੱਢ ਲੈ ਤੇ ਬਾਹ ਫੜ ਕੇ ਮੇਰੇ ਗੁਰੂ ਨੇ ਮੈਨੂੰ ਕੱਢਿਆ ਇਹ ਕਿਰਪਾ ਕੀਤੀ ਹੈ ਇਹ ਜੋਗ ਹੈ ਗੁਰੂ ਕਰ ਸਕਦਾ ਹੈ ਇਹ ਕਿਰਪਾ ਉਹਨੇ ਕੀਤੀ ਹੈ ਮੈਂ ਬਦਲਣਾ ਚਾਹੁੰਦਾ ਸੀ ਮੈਂ ਗੁਰਦੁਆਰੇ ਤਾਂ ਜਾ ਰਿਹਾ ਸੀ ਮੈਂ ਬਦਲਾਂ ਮਾਲ ਮਾਲਕ ਜੀ ਮੈਨੂੰ ਇੰਨਾ ਵਧੀਆ ਬਣਾਓ ਮੈਨੂੰ ਸੂਰਮਾ ਬਣਾਓ ਮੈਨੂੰ ਟ੍ਰੇਨਿੰਗ ਕਰਾਓ ਕਿ ਦੁਸ਼ਮਣ ਦਾ ਮੁਕਾਬਲਾ ਕਿੱਦਾਂ ਕਰੀਦਾ ਆਹ ਟ੍ਰੇਨਿੰਗ ਮੈਂ ਕਰਕੇ ਆਇਆ ਤਾਂ ਮੇਰਾ ਮਨ ਬਦਲਿਆ ਇਹ ਟ੍ਰੇਨਿੰਗ ਵਿਖਾਵੋ ਪਿਆਰਿਓ ਇਹ ਵਿਖਾਉਣੀ ਅਸੀਂ ਉਹਨਾਂ ਨੂੰ ਜਿਹੜੇ ਰੱਬ ਨੂੰ ਮੰਨਦੇ ਨਹੀਂ ਇਹ ਉਹਨਾਂ ਨੂੰ ਵਿਖਾਇਓ ਟ੍ਰੇਨਿੰਗ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਇਹ ਵਿਖਾਓ ਕੋਠੀਆਂ ਤੇ ਤੇਰੇ ਤੋਂ ਵੱਡੀਆਂ ਵਿਖਾ ਦੇਗਾ ਅਗਲਾ ਪ੍ਰਾਪਰਟੀਆਂ ਤੇ ਤੇਰੇ ਤੋਂ ਵੱਡੀਆਂ ਵਿਖਾ ਦੇਗਾ ਜਿਹੜਾ ਰੱਬ ਨੂੰ ਨਹੀਂ ਮੰਨਦਾ ਉਹ ਕਹੇਗਾ ਮੇਰੇ ਕੋਲ ਵੀ ਹੈ ਨੇ ਤੇਰੇ ਕੋਲ ਖਾਸ ਕੀ ਹੈ ਗੁਰਦੁਆਰੇ ਜਾਣ ਵਾਲਿਆ ਤੇਰੇ ਕੋਲ ਖਾਸ ਕੀ ਹੈ ਪੁੱਤਰ ਤੇ ਮੇਰੇ ਕੋਲ ਵੀ ਹੈ ਨੇ ਬੱਚੇ ਤੇ ਮੇਰੇ ਕੋਲ ਵੀ ਹੈ ਨੇ ਪ੍ਰਾਪਰਟੀਆਂ ਤੇ ਮੇਰੇ ਕੋਲ ਵੀ ਹੈ ਹਾਂਜੀ ਲਾਸਟ ਪੰਕਤੀਆਂ ਸੁਣੋ ਕਹੋ ਨਾਨਕ ਪ੍ਰਭ ਇਹ ਜਨਾਈ ਬਿਨ ਗੁਰ ਮੁਕਤ ਨਾ ਪਾਈਏ ਭਾਈ ਲਓ ਜੀ ਇਹ ਸਮਝ ਆ ਗਈ ਇਹ ਜਾਣਕਾਰੀ ਮਿਲ ਗਈ ਇਹ ਪਤਾ ਲੱਗ ਗਿਆ ਵੀ ਗੁਰੂ ਬਿਨਾ ਕਿਸੇ ਦਾ ਭਲਾ ਨਹੀਂ ਹੋਇਆ ਵਾਸ਼ਨਾਵਾਂ ਤੋਂ ਮੁਕਤ ਨਹੀਂ ਹੋ ਸਕਦਾ ਕੋਈ ਮਰਨ ਤੋਂ ਬਾਅਦ ਵਾਲੀ ਮੁਕਤੀ ਰੱਦ ਹੈ ਗੁਰੂ ਗ੍ਰੰਥ ਸਾਹਿਬ ਬੇਣੀ ਕਹੇ ਸੁਨੋਰੇ ਭਗਤੋ ਮਰਨ ਮੁਕਤ ਕਿਨ ਪਾਈ ਕਿੰਨੇ ਵੇਖੀਏ ਮਰਨ ਤੋਂ ਬਾਅਦ ਮੁਕਤੀ ਪਰ ਜਿਉਂਦਿਆਂ ਜਿਉਂਦਿਆਂ ਵਕਾਰਾਂ ਤੋਂ ਮੁਕਤ ਕਰੋ ਭੈੜੀ ਸੋਚ ਤੋਂ ਮੁਕਤ ਕਰੋ ਭੈੜੇ ਫੁਰਨਿਆਂ ਤੋਂ ਮੁਕਤ ਕਰੋ ਭੈੜੇ ਖਿਆਲਾਂ ਤੋਂ ਮੁਕਤ ਕਰੋ ਮੇਰੇ ਗੁਰੂ ਜੀ ਸਾਡੇ ਤੇ ਕਿਰਪਾ ਕਰੋ ਆਓ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਵੀ ਧੰਨਵਾਦ ਹੈ ਆਪ ਜੀ ਦਾ ਜੋ ਤਕਰੀਬਨ ਸਵਾ 2 2.5 ਘੰਟੇ ਅੱਜ ਟਿਕ ਕੇ ਸੁਣਿਆ ਵੇਖੋ ਜੇ ਟਿਕ ਕੇ ਸੁਣੀਏ ਤੇ ਗੱਲ ਪਕੜ 'ਚ ਵੀ ਆਉਂਦੀ ਹੈ ਨਾ ਵੇਖੋ ਕਿੰਨੇ ਕਨਸੈਪਟ ਨੇ ਨਾਮ ਕੀ ਹੈ ਭਗਤੀ ਕੀ ਹੈ ਬੰਦਗੀ ਕੀ ਹੈ ਸਿਮਰਨ ਦਾ ਕੀ ਅਰਥ ਹੈ ਇੱਕ ਇੱਕ ਕਨਸੈਪਟ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਪਾਂ ਵਿਚਾਰ ਕਰੀਏ ਤੇ ਬਹੁਤ ਸਮਾਂ ਲੱਗਦਾ ਹੈ ਪਰ ਜੇ ਇਦਾਂ ਆਪਾਂ ਸਮਝਾਂਗੇ ਬਹਿ ਕੇ ਹੌਲੀ ਹੌਲੀ ਗੱਲ ਪਕੜ ਚ ਆ ਜਾਏ ਮੇਰੀ ਬੇਨਤੀ ਨੂੰ ਸਮਝੋ ਪ੍ਰਵਾਨ ਕਰੋ ਵੀ ਇੱਕ ਨੁਕਤਾ ਅੱਜ ਦੇ ਦੀਵਾਨ ਵਿੱਚ ਜਿਹੜਾ ਹੈ ਵੇਖਣਾ ਦਰਸ਼ਨ ਨਹੀਂ ਸੁਣਨਾ ਸਮਝਣਾ ਤੇ ਮੰਨਣਾ ਗੁਰੂ ਦਾ ਦਰਸ਼ਨ ਹੈ ਭਾਵੇਂ 100 ਗੇੜਾ ਲਾਈ ਜਾਈ ਜੇ ਬਚਨਾ ਤੇ ਪ੍ਰਤੀਤ ਨਹੀਂ ਫਿਰ ਚੇਂਜ ਨਹੀਂ ਹੋ ਸਕਦਾ ਜੰਮਿਆਂ ਨਹੀਂ ਕੋਈ ਤੈਨੂੰ ਠੀਕ ਕਰਨ ਵਾਲਾ ਗੁਰਬਾਣੀ ਦਾ ਸੱਚਾ ਗਿਆਨ ਲੈ ਕੇ ਜ਼ਿੰਦਗੀ ਬਦਲੇਗੀ ਸੋ ਇਹ ਬੇਨਤੀ ਪ੍ਰਵਾਨ ਕਰਿਓ ਵੀ ਗੁਰਬਾਣੀ ਪੜ੍ਹਨੀ ਸੁਣਨੀ ਸਮਝਣੀ ਸ਼ੁਰੂ ਕਰੋ ਸਹਿਜ ਪਾਠ ਕਰੋ ਆਪ ਆਪ ਸਹਿਜ ਪਾਠ ਕਰਨੇ ਸ਼ੁਰੂ ਕਰੋ ਵੀਰੋ ਜਿਹੜੇ ਪੜ ਲੈਨੇ ਹੋ ਨਾ ਗੁਰਬਾਣੀ ਦੀਆਂ ਚਾਰ ਪੋਥੀਆਂ ਮਿਲਦੀਆਂ ਅਰਥਾਂ ਸਮੇਤ ਅਰਥਾਂ ਸਮੇਤ ਪੋਥੀਆਂ ਲੈ ਆਓ ਅੱਜ ਕੱਲ ਤੇ ਐਪਲੀਕੇਸ਼ਨਸ ਹੈ ਨੇ ਇਹਦੇ ਵਿੱਚ ਫੋਨ ਵਿੱਚ ਹੈਗੀਆਂ ਨੇ ਐਪ ਲੋਡ ਕਰੋ ਗੁਰਬਾਣੀ ਦੀਆਂ ਐਪ ਐਪ ਲੋਡ ਕਰ ਲਓ ਉਹਦੇ ਵਿੱਚ ਅਰਥ ਪੜੋ ਤਿੰਨ ਤਿੰਨ ਚਾਰ ਚਾਰ ਟੀਕਾਕਾਰਾਂ ਨੇ ਟੀਕੇ ਕੀਤੇ ਆ ਬਾਕੀ ਗੁਰਬਾਣੀ ਦੀਆਂ ਪੋਥੀਆਂ ਘਰ ਲਿਆਓ ਵੇਖਿਓ ਪੰਜ ਅੰਗ ਰੋਜ਼ ਕਰੋ ਅੱਧਾ ਜਪਜੀ ਸਾਹਿਬ ਅੱਧਾ ਜਪਜੀ ਸਾਹਿਬ ਜੀ ਸਿਰਫ 5 ਮਿੰਟ ਪੰਜ ਅੰਗ 5 ਮਿੰਟ ਜੇ ਬਹੁਤ ਹੌਲੀ ਹੌਲੀ ਪੜੇਗਾ 10 ਮਿੰਟ ਕੀ 10 ਮਿੰਟ ਨਹੀਂ ਕੱਢ ਸਕਦਾ 10 ਮਿੰਟ ਰੋਜ਼ ਕੱਢ ਸਾਲ ਬਾਅਦ ਭੋਗ ਪਾਇਆ ਕਰ ਇੱਕ ਸਾਲ ਬਾਅਦ ਭੋਗ ਪਾਇਆ ਕਰੋ ਸਹਿਜ ਪਾਠ ਅਗਲੇ ਸਾਲ ਫੇਰ ਇਸੇ ਤਰ੍ਹਾਂ ਆਰੰਭ ਕਰ ਲਿਓ ਬੱਚਿਆਂ ਦੇ ਜਨਮ ਦਿਨ ਦਾ ਸਹਿਜ ਪਾਠ ਆਪ ਕਰਿਆ ਗਿਆ ਬੱਚੇ ਦਾ ਜਨਮ ਦਿਨ ਹੈ ਇਸ ਜਨਮ ਦਿਨ ਤੇ ਆਰੰਭ ਕਰ ਲਈ ਅਗਲੇ ਸਾਲ ਭੋਗ ਪਾਲੀ ਨਾਲੇ ਤੈਨੂੰ ਗਿਆਨ ਮਿਲ ਗਿਆ ਨਾਲੇ ਭੋਗ ਪਾਲੀ ਵੀ ਪਿਓ ਨੇ ਭੋਗ ਪਾਇਆ ਜੀ ਪੁੱਤਰ ਦੇ ਜਨਮ ਦਿਨ ਦਾ ਕਿੰਨੀ ਚੰਗੀ ਗੱਲ ਲੱਗਦੀ ਹੈ ਪੰਜ ਅੰਗ ਪੜੋ ਰੋਜ਼ ਪੰਜ ਅੰਗ ਕਿੱਡੀ ਵੱਡੀ ਗੱਲ ਹੈ ਜੀ ਜੇ ਪੰਜ ਅੰਗ ਨਹੀਂ ਟਾਈਮ ਕੱਢ ਸਕਦੇ ਫਿਰ ਤੇ ਭਾਈ ਬਹੁਤ ਮਾੜੀ ਗੱਲ ਪੰਜ ਅੰਗ ਰੋਜ਼ ਅਰਥਾ ਸਮੇਤ ਕਰੋ ਫਿਰ ਤੇ ਬਹੁਤਾ ਹੀ ਵਧੀਆ ਹੈ ਨਾ ਜੇ ਅਰਥ ਨਾਲ ਪੜ੍ਹ ਲਓ मीनिंग ਕੀ ਹੈ ਕਹਿਣਾ ਕੀ ਚਾਹੁੰਦੇ ਆ ਗੁਰੂ ਜੀ ਬਸ ਤੁਸੀਂ ਸਾਰੇ ਹੀ ਕਹਿੰਦੇ ਹੋ ਕਿ ਸਾਨੂੰ ਨਾ ਬਾਣੀ ਪੜ੍ਹਦੇ ਆ ਮਨ ਨਹੀਂ ਲੱਗਦਾ ਪਤਾ ਕਿਉਂ ਨਹੀਂ ਲੱਗਦਾ ਜੇ ਬਿਹਾਰ ਵਾਲਾ ਬੰਦਾ ਆਪਣੀ ਬਿਹਾਰੀ ਬੋਲੀ ਇੱਥੇ ਬੋਲੀ ਜੇ ਸਾਡਾ ਮਨ ਕੀ ਲੱਗੇਗਾ ਸਮਝ ਨਹੀਂ ਆਉਂਦੀ ਜੇ ਹੁਣ ਮੇਰੀ ਤੁਹਾਨੂੰ ਸਮਝ ਹੀ ਨਾ ਪਵੇ ਤੇ ਮਨ ਕੀ ਲੱਗੇਗਾ ਜਿਹੜੇ ਬੰਦੇ ਦੀ ਅੱਜ ਕੱਲ ਸਮਝ ਨਹੀਂ ਨਾ ਪੈਣੀ ਕਥਾ ਕਥਾਵਾਚਕ ਜਿਹੜੇ ਕਥਾ ਕਰਨਗੇ ਕਹਿਣਗੇ ਸਮਝ ਨਹੀਂ ਪੈਂਦੀ ਨਹੀਂ ਜੀ ਕਥਾ ਬਾਬਾ ਜੀ ਡੂੰਗੀ ਬਹੁਤ ਕਰਦੇ ਨੇ ਅਗੇ ਜਿਹੜਾ ਜਿਹਦੀ ਸਮਝ ਨਾ ਪਵੇ ਕਹਿਣਗੇ ਡੂੰਗੀ ਕਥਾ ਕਰਦੇ ਨੇ ਪਤਾ ਹੀ ਨਾ ਲੱਗੇ ਵੀ ਕੀ ਇਹ ਕਹਿੰਦਾ ਹੈ ਕੀ ਕਹਿਣਾ ਚਾਹੁੰਦਾ ਹੈ ਗੱਲ ਕਲੀਅਰ ਹੋ ਨਹੀਂ ਰਹੀ ਕਹਿਣਗੇ ਡੂੰਗੀ ਕਥਾ ਹੈ ਇਹ ਡੂੰਗੀ ਕਥਾ ਹੈ ਸਮਝ ਨਹੀਂ ਪਈ ਦੇਖਿਓ ਪਿਆਰਿਓ ਗੱਲ ਜਦੋਂ ਸਮਝ ਵਿੱਚ ਪੈਂਦੀ ਹੈ ਫਿਰ ਮਨ ਭੱਜ ਕੇ ਵਿਖਾਵੇ ਟਿਕਿਆ ਰਹਿੰਦਾ ਹੈ ਕਿਉਂਕਿ ਸਮਝ ਪੈਂਦੀ ਹੈ ਸਾਡੀ ਗੁਰਬਾਣੀ ਨਾਲ ਮਨ ਕਿਉਂ ਨਹੀਂ ਲੱਗਦਾ ਕਿਉਂਕਿ ਸਮਝ ਨਹੀਂ ਪੈਂਦੀ ਜਦੋਂ ਅਰਥਾਂ ਸਮੇਤ ਪੜੋਗੇ ਫਿਰ ਸਮਝ ਪਏਗੀ ਕਿ ਕੀ ਲਿਖਿਆ ਅਰਥ ਪੜੋਗੇ ਜਦੋਂ ਫਿਰ ਕਿਵੇਂ ਭੱਜੇਗਾ ਮਨ ਤੁਸੀਂ ਤਜਰਬਾ ਕਰਕੇ ਵੇਖੋ ਸਹਿਜ ਪਾਠ ਕਰਨਾ ਸ਼ੁਰੂ ਕਰੋ ਪੰਜ ਅੰਗ ਰੋਜ਼ ਅਰਥਾਂ ਸਮੇਤ ਕਰਿਓ ਤੁਹਾਡਾ ਮਨ ਭੱਜ ਨਹੀਂ ਸਕਦਾ ਇਸ ਗੱਲ ਦੀ ਗਰੰਟੀ ਲੈ ਲਓ ਮਨ ਨਹੀਂ ਭੱਜੇਗਾ ਪਰ ਅਰਥਾਂ ਸਮੇਤ ਕਰੋ ਚਾਰ ਪੋਥੀਆਂ ਮਿਲ ਜਾਂਦੀਆਂ 5-700 ਰੁਪਏ ਦੀਆਂ ਮਿਲ ਜਾਂਦੀਆਂ ਜੀ ਚਾਰ ਪੋਥੀਆਂ 5-700 ਰੁਪਏ ਦੀਆਂ ਮਿਲ ਜਾਂਦੀਆਂ ਚਾਰ ਭਾਗ ਲੈ ਆਓ ਅਰਥਾ ਸਮੇਤ ਕਰਿਆ ਕੋਸ਼ਿਸ਼ ਕਰੋ ਜਾਂ ਫਿਰ ਪ੍ਰੋਫੈਸਰ ਸਹਿਬ ਸਿੰਘ ਦਾ ਟੀਕਾ ਕੀਤਾ 10 ਭਾਗ ਗੁਰੂ ਗ੍ਰੰਥ ਸਾਹਿਬ ਜੀ ਦੇ 10 ਪੋਥੀਆਂ ਲੈ ਆਓ ਬਹੁਤ ਆਰਾਮ ਨਾਲ ਪੜਿਆ ਕਰੋ ਬਹੁਤ ਜਿੰਨਾ ਕੋ ਟਾਈਮ ਹੋਵੇ ਉਹ ਪੜਿਆ ਕਰੋ ਪੰਜ ਅੰਗ ਰੋਜ਼ ਪੜ ਲਿਆ ਕਰੋ ਅੱਧਾ ਘੰਟਾ 15 ਮਿੰਟ ਰੋਜ਼ ਕੱਢੋ ਬਸ ਇਦੋਂ ਵੱਧ ਟਾਈਮ ਦੀ ਲੋੜ ਨਹੀਂ ਇੰਨੇ ਨਾਲ ਹੀ ਤੁਸੀਂ ਵੇਖਿਓ ਵੀ ਜੇ ਕਿਤੇ ਜਿਉਂਦੇ ਰਹੇ ਆਪਾਂ ਸਾਲ 2 ਸਾਲ ਬਾਅਦ ਕਿਤੇ ਦੀਵਾਨ ਦੁਬਾਰਾ ਆਏ ਤੁਸੀਂ 1 ਸਾਲ ਕਰ ਲਓ ਮੈਂ ਕਹਿੰਦਾ ਜੱਜ ਬਣ ਕੇ ਬੈਠਿਆ ਕਰੋਗੇ ਵੀ ਕੀ ਗਲਤ ਸੁਣਾਉਂਦੇ ਨੇ ਕੀ ਠੀਕ ਕੱਲੀ ਕੱਲੀ ਗੱਲ ਪਕੜੋਗੇ ਐ ਸੋਚਣਾ ਨਹੀਂ ਪੈਣਾ ਵੀ ਪਾਪ ਪੁੰਨ ਹੈ ਕੀ ਸਭ ਪਤਾ ਲੱਗ ਜਾਏਗਾ ਸਾਡੀ ਬਦਕਿਸਮਤੀ ਇਹ ਰਹੀ ਹੈ ਵੀ ਦਰਿਆ ਦੇ ਕੰਢੇ ਤੇ ਪਿਆਸੇ ਮਰ ਗਏ ਰਮਾਲਾ ਚੁੱਕ ਕੇ ਵੇਖਿਆ ਹੀ ਨਹੀਂ ਵੀ ਕੀ ਲਿਖਿਆ ਇੰਨਾ ਕਮਾਲ ਦਾ ਗਿਆਨ ਅਸੀਂ ਲੁਕੋ ਕੇ ਰੱਖਿਆ ਅਸੀਂ ਤੇ ਅੱਜ ਨੂੰ ਸਾਰੀ ਦੁਨੀਆ 'ਚ ਪਹੁੰਚਾ ਦੇਣਾ ਸੀ ਅਸੀਂ ਤੇ ਆਪ ਹੀ ਲੁਕੋ ਕੇ ਰੱਖਿਆ ਇਹਦਾ ਮਤਲਬ ਇਹ ਨਹੀਂ ਵੀ ਰਮਾਲੇ ਨਹੀਂ ਪਾਉਣੇ ਸਰਕਾਰ ਵਾਰੀ ਇਹੀ ਕਰਾਂਗੇ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਮਤਲਬ ਵੀ ਰਮਾਲੇ ਚੜਾਓ ਰਮਾਲਾ ਭੇਟ ਕਰੋ ਰਮਾਲਾ ਚੜਾਓ ਇਹ ਪ੍ਰਚਾਰ ਸ਼ੁਰੂ ਕਰੀਏ ਵੀ ਗੁਰਮਖੋ ਰਮਾਲੇ ਚੜਾਓ ਰਮਾਲੇ ਚੜਾਓ ਪਰ ਰਮਾਲਾ ਚੁੱਕ ਕੇ ਵੀ ਵੇਖੋ ਵੀ ਕੀ ਲਿਖਿਆ ਸ਼ੁਰੂ ਕਰੋ ਬਾਣੀ ਪੜ੍ਹਨੀ ਬਹੁਤ ਗਿਆਨ ਹੋ ਜਾਏਗਾ ਸਮਝ ਪੈ ਜਾਏਗੀ ਅੱਗੇ ਨਾਲੋਂ ਨਵੇਂ ਬੱਚਿਆਂ ਦੇ ਵਿੱਚ ਚੇਂਜ ਆ ਰਹੀ ਹੈ ਜੰਗ ਜਨਰੇਸ਼ਨ ਸਮਝਣ ਲੱਗ ਪਈ ਅੱਗੇ ਨਾਲੋਂ ਫਰਕ ਪੈ ਰਿਹਾ ਜੀ ਥੋੜਾ ਥੋੜਾ ਕੋਸ਼ਿਸ਼ ਕਰੋ ਪਿਆਰੇ ਜਿੰਨੀ ਕੁ ਸਮਝ ਪੈਂਦੀ ਹੈ ਕੋਸ਼ਿਸ਼ ਇੰਟਰਨੈਟ ਦੇ ਉੱਤੇ ਜਿੰਨੇ ਦੀਵਾਨ ਨੇ ਲਾਈਵ ਚੱਲਦੇ ਹੁੰਦੇ ਆ ਫੇਸਬੁੱਕ ਤੇ ਰੋਜ਼ ਹੀ ਆਉਂਦਾ ਦੀਵਾਨ ਆ ਜਿੱਥੇ ਕਿਤੇ ਵੀ ਹੋਈਏ ਦੁਨੀਆ ਵਿੱਚ ਪ੍ਰੋਗਰਾਮ ਲਾਈਵ ਹੁੰਦਾ ਹੈ sahib.tv sahib.tv ਉਹ ਇੰਟਰਨੈਟ ਦੇ ਉੱਤੇ ਐਪ ਉਹ ਦੀ ਲੋਡ ਕਰ ਲਓ ਫੋਨ ਵਿੱਚ ਜਿੱਥੇ ਵੀ ਕਿਤੇ ਦੀਵਾਨ ਹੋਏਗਾ ਤੁਹਾਨੂੰ ਸੁਣੋ ਘਰ 'ਚ ਬੈਠ ਕੇ ਕੱਲੀ ਕੱਲਾ ਕਨਸੈਪਟ ਗੁਰੂ ਸਾਹਿਬ ਤੋਂ ਸਮਝੋ ਗੁਰਬਾਣੀ ਨੂੰ ਆਪਾਂ ਵਿਚਾਰੀਏ ਇਹਦੇ ਵਿੱਚ ਮੇਰਾ ਵੀ ਭਲਾ ਹੈ ਤੇ ਤੁਹਾਡਾ ਸਾਰਿਆਂ ਦਾ ਗੁਰਬਾਣੀ ਪੜ੍ਹੇ ਸੁਣੇ ਸਮਝੇ ਬਿਨਾ ਨਾ ਕਿਸੇ ਦਾ ਪਾਰ ਉਤਾਰਾ ਹੋਇਆ ਤੇ ਨਾ ਹੋਣਾ ਬਹੁਤ ਕਨਸੈਪਟ ਨੇ ਬਾਣੀ ਵਿੱਚ ਭੂਤ ਪ੍ਰੇਤ ਕਿੰਨੂੰ ਕਿਹਾ ਹੈ ਬਾਣੀ ਵਿੱਚ ਜਿੰਨ ਕਿੰਨੂੰ ਕਿਹਾ ਹੈ ਬਾਣੀ ਵਿੱਚ ਦੇਵਤੇ ਬਾਣੀ ਅਨੁਸਾਰ ਕੌਣ ਹੁੰਦੇ ਨੇ ਇਹ ਟੌਪਿਕ ਬਹੁਤ ਡੂੰਘੇ ਹੈ ਪਰ ਇਹਨਾਂ ਨੂੰ ਵਿਚਾਰਨ ਲਈ ਟਾਈਮ ਚਾਹੀਦਾ ਕੱਲੇ ਕੱਲੇ ਕਨਸੈਪਟ ਨੂੰ ਖੋਲਣ ਲਈ ਪੂਰਾ ਪੂਰਾ ਦੀਵਾਨ ਲੱਗ ਜਾਂਦਾ ਹੈ ਪਰ ਇਸ ਕਰਕੇ ਅੱਜ ਇੰਨਾ ਸਮਾਂ ਨਹੀਂ ਪਰ ਤੁਸੀਂ ਨੈਟ ਦੇ ਉੱਤੇ ਸਾਰੇ ਦੀਵਾਨ ਪਏ ਹੁੰਦੇ ਆ ਉਹਨਾਂ ਨੂੰ ਸੁਣੋ ਬੜੇ ਤਰ੍ਹਾਂ ਦੇ ਡਰ ਨਿਕਲ ਜਾਣਗੇ ਬੜੇ ਤਰ੍ਹਾਂ ਦੇ ਭੈ ਨਿਕਲ ਜਾਣਗੇ ਬੜੇ ਤਰ੍ਹਾਂ ਦੇ ਅੰਦਰੋਂ ਜਿਹੜੇ ਐਵੇਂ ਹੀ ਐਵੇਂ ਜੇ ਸਵਾਲ ਨੇ ਸਭ ਖਤਮ ਹੋ ਜਾਣਗੇ ਪਰ ਗੁਰਬਾਣੀ ਦਾ ਗਿਆਨ ਲੈਣਾ ਸ਼ੁਰੂ ਕਰੋ ਕੋਸ਼ਿਸ਼ ਕਰੋ ਆਓ ਸੋ ਅੰਮ੍ਰਿਤ ਸੰਚਾਰ 13 ਤਾਰੀਖ ਨੂੰ ਗੁਰਦੁਆਰਾ ਪਹਿਲੀ ਪਾਤਸ਼ਾਹੀ ਜੀਟੀ ਰੋਡ ਦੇ ਉੱਪਰ ਜਿੱਥੇ ਅੱਗੇ ਦੀਵਾਨ ਲੱਗਿਆ ਸੀ ਉੱਥੇ ਅੰਮ੍ਰਿਤ ਸੰਚਾਰ ਪ੍ਰਬੰਧਕ ਕਹਿੰਦੇ ਆ ਵੀ ਰੱਖਿਆ ਹੋਇਆ 13 ਤਰੀਕ ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤ ਸੰਚਾਰ ਰੱਖਿਆ ਹੋਇਆ 40 50 ਪ੍ਰਾਨੀਆਂ ਦੇ ਨਾਮ ਆਏ ਹੋਏ ਆ ਜਿੰਨੇ ਮੇਰੇ ਵੀਰ ਜਿੰਨੀਆਂ ਮੇਰੀਆਂ ਭੈਣਾਂ ਅੱਜ ਤਿਆਰ ਹੋਏ ਨੇ ਜਿਨ੍ਹਾਂ ਦਾ ਜੀ ਕਰਦਾ ਦਾਖਲਾ ਲੈਣ ਵਾਸਤੇ ਹਾਲਾਂਕਿ ਅੰਮ੍ਰਿਤ ਸੰਚਾਰ ਬਾਰੇ ਅੱਜ ਵੀ ਬਹੁਤੀ ਗੱਲ ਨਹੀਂ ਹੋ ਸਕੀ ਕਿਉਂਕਿ ਟੌਪਿਕ ਹੋਰ ਚੱਲਦਾ ਰਿਹਾ ਪਰ ਖੰਡੇ ਦੀ ਪੌਲ ਲੈਣ ਦਾ ਮਤਲਬ ਹੈ ਦਾਖਲਾ ਲੈਣਾ ਤੇ ਗੁਰੂ ਘਰ ਵਿੱਚ ਦਾਖਲਾ ਲਓ ਮਨ ਬਣਾ ਕੇ ਨਾਮ ਲਿਖਾਓ ਗੁਰਦੁਆਰਾ ਪਾਤਸ਼ਾਹੀ ਪਹਿਲੀ ਜੀ ਪਹਿਲੀ ਜੀਟੀ ਰੋਡ ਦੇ ਉੱਪਰ ਪਾਣੀਪਤ ਗੁਰਦੁਆਰਾ ਸਾਹਿਬ ਵਿੱਚ ਜਿਨ੍ਹਾਂ ਵੀਰਾਂ ਭੈਣਾਂ ਨੇ ਅੰਮ੍ਰਿਤ ਛਕਣਾ ਵਿਸਾਖੀ ਵਾਲੇ ਦਿਨ 13 ਅਪ੍ਰੈਲ ਸਵੇਰੇ 9 ਵਜੇ ਕੇਸੀ ਇਸ਼ਨਾਨ ਕਰਕੇ ਸਾਫ਼ ਸੁੱਤੇ ਵਸਤਰ ਪਾ ਕੇ ਤੇ ਚਾਰ ਕਕਾਰ ਬਾਹਰੋਂ ਇੱਕ ਕਕਾਰ ਕੇਸ ਸਿਰ ਸੀਸ ਦੇ ਉੱਤੇ ਹੈ ਤੇ ਉਹ ਭਾਈ ਜਿਨ੍ਹਾਂ ਦਾ ਮਨ ਮੰਨੇ ਅੰਮ੍ਰਿਤ ਛਕਣ ਲਈ ਤਿਆਰੀ ਕਰੋ ਸਰਬ ਸੰਗਤਾਂ ਦਾ ਇਥੋਂ ਦੇ ਸਾਰੇ ਪ੍ਰਬੰਧਕ ਵੀਰਾਂ ਦਾ ਪਰਮੇਸ਼ਰ ਦਵਾਰ ਗੁਰਮਤ ਪ੍ਰਚਾਰ ਸੇਵਾ ਦਲ ਪਾਣੀਪਤ ਦਾ ਹਰ ਮਹੀਨੇ ਪ੍ਰੋਗਰਾਮ ਜਥਾ ਆਉਂਦਾ ਹੈ ਪ੍ਰੋਗਰਾਮ ਹਰ ਮਹੀਨੇ ਕਰਦੇ ਐ ਸਾਰੇ ਦਲ ਦਾ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਜਿਵੇਂ ਤੁਸੀਂ ਅੱਜ ਬਹਿ ਕੇ ਸੁਣਦੇ ਹੋ ਨਾ ਜੇ ਕਿਤੇ ਐਦਾਂ ਸੁਣੋ ਜਿਵੇਂ ਅੱਜ ਟਿਕੇ ਹੋ ਤੇ ਐਦਾਂ ਤੇ ਸੱਚੀ ਤਿੰਨ ਦੀਵਾਨ ਲਾਣ ਨੂੰ ਜੀ ਕਰਦਾ ਵੀ ਹਰ ਸਾਲ ਹੀ ਲਾ ਦਿਆ ਕਿ ਐਦਾਂ ਤੇ ਸਵਾਦ ਆਉਂਦਾ ਜਿਵੇਂ ਅੱਜ ਬੈਠੇ ਜਿਵੇਂ ਕੱਲ ਸੀ ਜਿਹੜਾ ਕੱਲ ਵਾਲਾ ਸਿਸਟਮ ਸੀ ਕੱਲ ਵੇਖ ਕੇ ਤੇ ਮੈਂ ਗੱਲ ਬਾਬਾ ਜੀ ਨਾਲ ਕੱਲ ਵੀ ਗੱਲ ਕਰਦਾ ਸੀ ਅੱਜ ਵੀ ਮੈਂ ਇਹ ਕਰਦਾ ਸੀ ਅੱਜ ਬੱਦਲ ਜੇ ਆ ਗਏ ਸੀ ਥੋੜੇ ਜੇ ਬੱਦਲ ਆ ਗਏ ਸੀ ਨਾ ਤੇ ਮੈਂ ਮੈਨੂੰ ਕਹਿੰਦੇ ਜੀ ਬੱਦਲ ਜੇ ਆ ਗਏ ਪਤਾ ਨਹੀਂ ਕਿਤੇ ਹਵਾ ਹੀ ਨਾ ਚੱਲ ਪਈ ਮੈਂ ਕਿਹਾ ਅੱਜ ਤੇ ਚੱਲ ਹੀ ਪਵੇ ਸੱਚੀ ਐਦਾਂ ਕਹਿਤਾ ਇੰਨਾ ਮੇਰਾ ਮਨ ਐਦਾਂ ਹੋਇਆ ਮੈਂ ਕਿਹਾ ਮੈਨੂੰ ਕਹਿੰਦੇ ਕਿਉਂ ਐਦਾਂ ਕਹਿ ਰਹੇ ਮੈਂ ਕਿਹਾ ਸੁਣਦੇ ਨਹੀਂ ਮੈਂ ਉੱਥੇ ਰੌਲਾ ਪਾਈ ਜਾਂਦਾ ਸੁਣਦਾ ਕੋਈ ਹੈ ਨਹੀਂ ਟਿਕ ਕੇ ਮਨ ਕਾਲਾ ਪਈ ਜਾਂਦਾ ਵੀ ਅਸੀਂ ਲਫਾਫੇ ਲੈਣ ਤੇ ਆਏ ਨਹੀਂ ਇੱਥੇ ਅਸੀਂ ਕਿਹੜਾ ਕੋਈ ਇੱਥੇ ਵੀ ਇੰਨੇ ਪੈਸੇ ਦਿਓਗੇ ਤਾਂ ਆਏ ਕੋਸ਼ਿਸ਼ ਕਰੀ ਦੀ ਹੈ ਬਹਿ ਕੇ ਸੁਣੋ ਤੇ ਅੱਜ ਤੁਸੀਂ ਸੁਣਿਆ ਅੱਜ ਸੱਚੀ ਮਨ ਇੰਨਾ ਖੁਸ਼ ਹੋਇਆ ਵੀ ਐਦਾਂ ਸੁਣਿਆ ਭਾਵੇਂ ਵੱਡਾ ਸੁਣੋ ਬਈ ਲੈ ਆਪਣੇ ਨਾਂ ਦੀ ਜਗਾਰੇ ਛੱਡੀ ਜਾਂਦੇ ਸੁਣੋ ਖੁਸ਼ੀ ਹੋ ਗਈ ਨਾ ਵੀ ਸਾਡੀ ਸਿਫਤ ਹੋ ਗਈ ਸੁਣੋ ਪਿਆਰਿਓ ਉੱਥੇ ਧਿਆਨ ਨਾਲ ਸੁਣੋ ਐਦਾਂ ਸੁਣਿਓ ਧਿਆਨ ਨਾਲ ਬਈ ਵਾਢੀ ਦੇ ਵਿੱਚ ਦੀਵਾਨ ਆ ਗਏ ਕਿਉਂਕਿ ਵਢਾਈ ਦਾ ਜ਼ੋਰ ਪੈ ਗਿਆ ਦੋ ਤਿੰਨ ਦਿਨਾਂ ਤੋਂ ਹੀ ਪਿਆ ਜਾਂਦਾ ਪਿੰਡਾਂ ਦੇ ਵਿੱਚ ਸਾਰੇ ਸਾਰਾ ਦਿਨ ਹਵਾ ਚੱਲਦੀ ਰਹਿੰਦੀ ਹੈ ਰਾਤ ਨੂੰ ਕਈ ਕੰਬਾਈਨਾਂ ਲਾਉਂਦੇ ਆ ਪਰ ਫਿਰ ਵੀ ਚਲੋ ਤੁਸੀਂ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀ ਭਰੀਏ ਦੁਬਾਰਾ ਜਦੋਂ ਵੀ ਕਦੇ ਸਮਾਂ ਬਣਿਆ ਆਪਾਂ ਪ੍ਰੋਗਰਾਮ ਰੱਖਾਂਗੇ ਮੌਸਮ ਦਾ ਹਿਸਾਬ ਕਿਤਾਬ ਵੇਖ ਕੇ ਰੱਖਾਂਗੇ ਵੀ ਤਾਂ ਜੋ ਸੰਗਤ ਟਿਕ ਸਕੇ ਤੇ ਆ ਚੇਤਾ ਰੱਖਿਓ ਜੇ ਕਦੇ ਦੀਵਾਨ ਲੱਗੇ ਵੀ ਐਦਾਂ ਬੈਠੋ ਐਦਾਂ ਸੁਣੀਏ ਤਾਂ ਹੀ ਸਾਡਾ ਸਾਰਿਆਂ ਦਾ ਭਲਾ ਜੇ ਸਾਡੇ ਪੱਲੇ ਕੁਝ ਨਹੀਂ ਪੈਣਾ ਫਿਰ ਸਤਿਗੁਰ ਕੀ ਪ੍ਰਤੀਤ ਨਾ ਆਈ ਹੈ ਸ਼ਬਦ ਨਾ ਲਾਗੋ ਪਾਓ ਉਸ ਨੂੰ ਸੁੱਖ ਨਾ ਉਪਜੈ ਭਾਵੇਂ 100 ਗੇੜਾ ਆਵੋ ਭਾਵੇਂ 100 ਗੇੜਾ ਲਾ ਜੋ ਕਹਿੰਦੇ ਕੋਈ ਅਰਥ ਨਹੀਂ ਆਓ ਗੱਜ ਕੇ ਅਨੰਦ ਸਾਹਿਬ ਜੀ ਬੋਲੀਏ ਅਰਦਾਸ ਚ ਜੁੜੀਏ ਹੁਕਮਨਾਮੇ ਸੁਣਦੇ ਆ ਗੁਰੂ ਜੀ ਜਾਣਗੇ ਫੇਰ ਆਪਾਂ ਚੱਲ ਪਾਵਾਂਗੇ ਕਾਲ ਨਹੀਂ ਕਰਨੀ 14 ਤਰੀਕ ਨੂੰ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਵਿਸਾਖੀ ਨੂੰ ਸਮਰਪਿਤ ਸਮਾਗਮ ਹੋ ਰਿਹਾ 14 ਅਪ੍ਰੈਲ ਬਹੁਤ ਵੱਡਾ ਪ੍ਰੋਗਰਾਮ ਹੋਣਾ ਹੈ ਜਿਨ੍ਹਾਂ ਕੋਲ ਸਮਾਂ ਹੋਵੇ ਦਰਸ਼ਨ ਦਿਓ ਸੋ ਬਾਬਾ ਜੀ ਇਸ ਰਾਣਾ ਸਾਹਿਬ ਵਾਲਿਆਂ ਦਾ ਵੀ ਧੰਨਵਾਦ ਹੈ ਉਹਨਾਂ ਨੇ ਇਸ ਸਮਾਗਮ ਦੇ ਵਿੱਚ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਔਰ ਹਾਜ਼ਰੀ ਵੀ ਪਹਿਲੇ ਦਿਨ ਵੀ ਭਰੀ ਹਾਜ਼ਰੀ ਕੱਲ ਵੀ ਅੱਜ ਵੀ ਆਏ ਬਹੁਤ ਧੰਨਵਾਦ ਸਾਰੇ ਜਥੇ ਨੂੰ ਉਹਨਾਂ ਨੂੰ ਜੀ ਆਇਆਂ ਨੂੰ ਤੇ ਵਿਸਾਖੀ ਵਾਲੇ ਦਿਨ ਜਿਨ੍ਹਾਂ ਕੋਲ ਸਮਾਂ ਹੋਵੇ ਬਾਬਾ ਜੀ ਨੇ ਵੀ ਉੱਥੇ ਕਿਹਾ ਵੀ ਮੈਂ ਆਵਾਂਗਾ ਜ਼ਰੂਰ ਸੋ ਸਾਰੀ ਸੰਗਤ ਵੀ ਜਿਨ੍ਹਾਂ ਕੋਲ ਟਾਈਮ ਹੋਵੇ ਆਓ ਤੇ ਜੇ ਨਹੀਂ ਆ ਸਕੋਗੇ ਤੇ ਚੜ੍ਹਦੀ ਕਲਾ ਟਾਈਮ ਟੀਵੀ ਜਿਹੜਾ ਚੈਨਲ ਚੱਲਦਾ ਉਹਦੇ ਤੇ ਲਾਈਵ ਟੈਲੀਕਾਸਟ ਹੋਏਗਾ ਰਾਤ ਦਾ ਦੀਵਾਨ 8:30 ਤੋਂ ਲੈ ਕੇ ਤਕਰੀਬਨ 11 ਵਜੇ ਤੱਕ ਚੱਲੇਗਾ ਵਿਸਾਖੀ ਸਮਾਗਮ ਘਰਾਂ 'ਚ ਬਹਿ ਕੇ ਜ਼ਰੂਰ ਵੇਖਿਓ ਅਮਰ ਸੰਚਾਰ ਵੱਡੀ ਪੱਧਰ ਤੇ ਹੋਣਾ ਸੋ ਵੱਧ ਚੜ੍ਹ ਕੇ ਮੰਨ ਬਾਬਾ ਕਸ਼ਮੀਰ ਵੀ ਆਏ ਹੋਏ ਆ ਕਰਨਾਲ ਵਾਲੇ ਬਾਬਾ ਕਸ਼ਮੀਰ ਸਿੰਘ ਜੀ ਵੀ ਆਏ ਐ ਉਹਨਾਂ ਦਾ ਵੀ ਧੰਨਵਾਦ ਉਹਨਾਂ ਨੂੰ ਵੀ ਜੀ ਆਇਆਂ ਨੂੰ ਸਾਰੀ ਸੰਗਤ ਨੂੰ ਜਿਨ੍ਹਾਂ ਜਿਨ੍ਹਾਂ ਨੇ ਦੂਰੋਂ ਨੇੜੋਂ ਪਹੁੰਚ ਕੇ ਦਰਸ਼ਨ ਦਿੱਤੇ ਸਭ ਦਾ ਧੰਨਵਾਦ ਗੱਜ ਕੇ ਆਨੰਦ ਸਾਹਿਬ ਬੋਲੋ ਜੀ ਕੋਈ ਰਸਨਾ ਵਾਂਝੀ ਨਾ ਰਵੇ ਗੁਰੂ ਜੀ ਦਾ ਕੋਟਾਂ ਕੋਟਵਾਰ ਸ਼ੁਕਰ ਹੈ ਜਿਨ੍ਹਾਂ ਨੇ ਰਲ ਮਿਲ ਬੈਠਣ ਦਾ ਸਾਨੂੰ ਸਮਾਂ ਬਖਸ਼ਿਆ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਟਿਕ ਕੇ ਬੈਠ ਕੇ ਸੁਣਿਆ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਆਓ ਪ੍ਰੇਮ ਭੇਟਾ ਰੱਖ ਲਓ ਬਾਕੀ ਸੰਗਤ ਨੇ ਉੱਠਣਾ ਨਹੀਂ ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਗੁਰੂ ਜੀ ਜਾਣਗੇ ਫੇਰ ਚੱਲਦੇ ਆਂ ਕਾਲ ਨਾ ਕਰਿਓ ਜਿੱਥੇ ਇੰਨਾ ਚਿਰ ਬਹਿ ਗਏ 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ 5 ਮਿੰਟ ਬੈਠੋ ਗੁਰੂ ਜੀ ਜਾਣਗੇ ਫੇਰ ਚੱਲਾਂਗੇ ਅਰਦਾਸ ਤੋਂ ਬਾਅਦ ਹੁਕਮਨਾਮੇ ਤੋਂ ਬਾਅਦ ਸਤਿਗੁਰ ਜੀ ਤੋਂ ਬਾਅਦ ਪ੍ਰਸ਼ਾਦਾ ਪਾਣੀ ਛੱਕ ਕੇ ਫੇਰ ਚੱਲਾ ਪਾਇਓ ਰਾਮਕਲੀ ਮਹੱਲਾ ਤੀਜਾ ਨੰਦ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਪਾਏ ਸਤਿਗੁਰੂ ਮੈਂ ਪਾਇਆ ਗੁਰਤਾਨ ਪਾਇਆ ਸਹਿਬ ਸੇਤੀ ਮਨ ਵਧੀਆ ਵਾਤਾ ਜਾਗਰਤ ਪਰਵਾਰ ਕਰੀਆਂ ਸ਼ਬਦ ਗਾ ਬਣਾਈਆਂ ਸ਼ਬਦੋ ਕਰਦਾ ਮੋਹਰੀ ਤੇਰਾ ਮਨ ਜਿਨੀ ਵਸਾਇਆ ਐ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਾਧੋ ਤੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਸਾਜਣਾ ਅੰਗੀ ਪਾਇਓ ਕਰੇ ਤੇਰਾ ਤਜ ਸਭ ਸੁਹਾਵਣਾ ਸਭ ਲੰਗਲਾ ਸਮਰੱਥ ਸੁਆਮੀ ਜੋ ਕਿਉ ਮਨ ਹੋ ਬਸਾਰੇ ਵਾਸੈ ਨਾਨਕ ਮਨ ਜੀ ਸਦਾ ਰਹੋ ਬਸਾਰੇ ਸਾਚੇ ਸਾਹਿਬ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਨੇ ਸੋ ਪਾਵੇ ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ ਜਿਨ ਕੋ ਮਨ ਵਸਿਆ ਵਾਟ ਸ਼ਬਦ ਕੋ ਤੇਰੇ ਹੈ ਨਾਨਕ ਸੱਚੇ ਸਾਹਿਬ ਕਿਆ ਗਾਹੀ ਕਰ ਤੇਰੇ ਸੱਚਾ ਮੇਰਾ ਆਧਾਰੋ ਸਤਨਾਮ ਆਧਾਰ ਮੇਰਾ ਦਿਨ ਭੁਖਾਂ ਸਭ ਗਵਾਇਆ ਹਰ ਸ਼ਾਮ ਸੁਖ ਮਨ ਆਇ ਵਸਿਆ ਜਿਹੜੀ ਇੱਛਾ ਸਭ ਪੁਜਾਈ ਸਾਧ ਗੁਰਬਾਣ ਕੀਤਾ ਗੁਰ ਵਿਟੋ ਦੀ ਆਗੇ ਬੰਦਿਆ ਕਹਿ ਨਾਨਕ ਸੁਣ ਹੋ ਸੰਤੋ ਸ਼ਬਦ ਹੋ ਪਿਆਰੋ ਸਾਚਾ ਆ ਤੇਰਾ ਆਧਾਰੋ ਵਾਜੇ ਪੰਜ ਸ਼ਬਦ ਤੇ ਤੁਤਾਰ ਸੁਭਾਵੇ ਕਰ ਸੁਭਾਵੇ ਸ਼ਬਦ ਹਮਾਰੀ ਪਰ ਪੰਜ ਰੂਪ ਤੋਂ ਬਾਸ ਕੀਤੇ ਕਾਲ ਪੰਜ ਤੁਮਾਰਿਆ ਨਾਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਸਹੈ ਨਾਨਕ ਤੈ ਸੁਖ ਹੋਆ ਤਿਤ ਕਰ ਅਨੁਭਵ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਮਹਿ ਪਾਇਆ ਉਰੇ ਸਗਲ ਰਸੂਲੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸਤ ਸਾਜਨ ਕਹੇ ਸਰਸ ਪੂਰੇ ਗੁਰ ਦੇ ਜਾਣੀ ਸੁਣਦੇ ਪੁਨੀ ਕਹਤੇ ਪਵਿੱਤ ਸਤਗੁਰ ਰਹੇ ਅਪਰ ਪੂਰੇ ਨਾਨਕ ਗੁਰ ਚਰਨ ਲਾਗੇ ਲਾਗੇ ਅਨਹਦ ਪੂਰੇ ਅਗਣ ਗੁਰੂ ਪਾਣੀ ਕਿਰਪਾ ਅਗਣ ਗੁਰੂ ਪਾਣੀ ਦਿੱਤਾ ਮਾਤਾ ਹੱਥ ਜਿਸ ਰਾਮ ਦੇ ਆਇਆ ਖਿਲੇ ਸਭ ਲਗਾ ਤੇ ਆਈਆਂ ਤੁਰ ਆਈਆਂ ਹੱਥ ਜਹਾਜ਼ ਹੈ ਸਾਜਨਾ ਦਿਵਸ ਦੀ ਖੁਸ਼ੀ ਵਿੱਚ ਬਾਹਾਂ ਖੜੀਆਂ ਕਰਕੇ ਸਾਰੇ ਸਿੱਧੀਆਂ ਰੱਖਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੰਗੋ ਨਾ ਵੀ ਸੰਗੋ ਨਾ ਜਹਾਜ ਹੈ ਛੜੇ ਸੋ ਉਤਰੇ ਪਾਰ ਜੋ ਚੜਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ